ਸਤਨਾਮ ਤਨ ਵਾਖੇ ਗੁਰੂ ਸਾਹਿਬ ਜੀਓ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸ਼ੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੋਗਾ ਜੋਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਜੀ ਦੀ ਜੋ ਵਿਚਾਰ ਪ੍ਰਾਰੰਭ ਕੀਤੀ ਹੈ ਅੱਜ ਆਪ ਜੀ ਨੇ विचार अधीन तीजी और चौथी पौड़ी का पाठ सरवण किया है साध संगत आओ बख्शो आशीष गुरु नानक साहब सच्चे पिता महाराज आप अपने शब्द की कला वरताओ सतगुरु ਅੰਦਰ ਦਾ ਟਿਕਾ ਬਖਸ਼ ਦਿਓ ਸੰਗਤ ਦੀ ਸੇਵਾ ਕਰਨ ਦੀ ਭਾਵਨਾ ਦੀ ਦਾਤ ਬਖਸ਼ੋ ਪਿਆਰ ਅਦਬ ਸਹਿਤ ਸਾਧ ਸੰਗਤ ਜੀ ਉਚਾਰਨ ਕਰੋ ਸਤਨਾਮ ਸ੍ਰੀ ਗੁਰੂ ਜੀ ਫਿਰ ਕਿਰਪਾ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਹਿਲੀ ਪੌੜੀ ਦੇ ਅੰਦਰ ਇੱਕ ਪ੍ਰਸ਼ਨ ਹੈ ਮਹਾਰਾਜ ਜੀ ਦਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਇਹ ਜੀਵ ਇਹ ਇਨਸਾਨ ਤੁਰ ਅੰਦਰ ਤੋਂ ਸਚਿਆਰ ਕਿਵੇਂ ਹੋ ਸਕੇ ਪਾਵਾਂ ਇਸ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਪਰ ਖਾਸ ਕਰਕੇ ਚਾਰ ਪੌੜੀਆਂ ਦਾ ਪ੍ਰਕਰਨ ਸਿਰਫ ਇੱਕੋ ਹੈ ਇਸ ਕਰਕੇ ਮੈਂ ਆਪ ਜੀ ਦੀ ਤਵੱਜੋ ਬੀਤੀ ਹੋਈ ਕਥਾ ਵਿਚਾਰ ਵੱਲ ਦਿਵਾਣਾ ਚਾਹਨਾ ਮੈਂ ਉੱਥੇ ਇੱਕ ਪ੍ਰਸ਼ਨ ਹੈ ਕਿਵ ਸਚਿਆਰਾ ਹੋਈ ਹੈ ਕਿਵੇਂ ਇਹ ਜੀਵ ਸਚਿਆਰ ਪਦ ਤੇ ਪਹੁੰਚੇ ਤੇ ਕੱਲ ਆਪ ਜੀ ਨੂੰ ਅਰਜ਼ ਕੀਤੀ ਸੀ ਦੁਨੀਆ ਦੀ ਬਣਾਈ ਹੋਈ ਸਚਿਆਰਤਾ ਨਹੀਂ ਕਿ ਮੈਂ ਸੱਚ ਬੋਲਣਾ ਮੇਰੇ ਤੋਂ ਵੱਧ ਯਾਦ ਰੱਖਿਓ ਇਸ ਸਚਿਆਰ ਪਦ ਦੀ ਗੱਲ ਕਰ ਲੱਗਿਆ ਉਸ ਸੱਚ ਨੂੰ ਜੇਨ ਚ ਰੱਖ ਕੇ ਚੱਲਣਾ ਜਿਹਦੀ ਆਰੰਭਤਾ ਗੁਰਦੇਵ ਨੇ ਕੀਤੀ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਮੈਂ ਅੱਜ ਸੱਚ ਬੋਲ ਰਿਹਾ ਮੰਨ ਲਓ ਇੱਕ ਉਦਾਹਰਨ ਦੇ ਰਿਹਾ ਇਹ ਇਸ ਪਲੈਨਟ ਦਾ ਸਿਸਟਮ ਹੈ ਸਾਡੀ ਮਾਨਵ ਜਾਤੀ ਦੀ ਬੋਲੀ ਹੈ ਇੱਕ اخلاقی ਸੱਚ ਹੈ ਪਰ ਜਿਸ ਦਿਨ ਇਹ ਸਾਰੀ ਧਰਤੀ ਨੇ ਖਤਮ ਹੋ ਜਾਣਾ ਹੈ ਨਾ ਕੋਈ ਗ੍ਰੰਥ ਨਾ ਕੋਈ ਧਰਮ ਨਾ ਕੋਈ ਮੰਦਰ ਨਾ ਕੋਈ ਮਸਜਿਦ ਨਾ ਕੋਈ ਗੁਰਦੁਆਰਾ ਇਹਨੂੰ ਅਸਲੀਅਤ ਨੂੰ ਅਸੀਂ ਜ਼ਰੂਰ ਸਵੀਕਾਰ ਕਰੀਏ ਪਰ ਸੱਚ ਇਹ ਵੇ ਕਿ ਸਭ ਕੁਝ ਬਿਨਸਨ ਦੇ ਬਾਵਜੂਦ ਆਦ ਸੱਚ ਨੇ ਖਤਮ ਨਹੀਂ ਹੋਣਾ ਇਸ ਕਰਕੇ ਜਿਹੜੀ ਸਚਿਆਰਤਾ ਹੈ ਉਸ ਸੱਚ ਨਾਲ ਜੋੜ ਕੇ ਅਰਥ ਕਰਨੇ ਨੇ ਧੜੇ ਦੇ ਸੱਚ ਨਾਲ ਨਹੀਂ ਮਹਾਰਾਜ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਇਹ ਕੰਧ ਇਹ ਪਾਲ ਇਹ ਪਰਦਾ ਕਿਵੇਂ ਟੁੱਟੇ ਤੇ ਅਗਲਾ ਬਚਨ ਗੁਰੂ ਜੀ ਨੇ ਨਾਲ ਹੀ ਉੱਤਰ ਦਿੱਤਾ ਹੁਕਮ ਰਜ਼ਾਈ ਚਲਣਾ ਉਹਦੇ ਹੁਕਮ ਨੂੰ ਪ੍ਰੇਮ ਸਹਿਤ ਸਵੀਕਾਰ ਕਰਨਾ ਉਹਦੀ ਰਜ਼ਾ ਦੇ ਵਿੱਚ ਉਹਦੇ ਹੁਕਮ ਨੂੰ ਖਿੜੇ ਮੱਸੇ ਸਵੀਕਾਰ ਕਰਕੇ ਉਹਦੇ ਵਿੱਚ ਸਮਰਪਿਤ ਹੋ ਜਾਣਾ ਤੇ ਮਹਾਰਾਜ ਕਹਿੰਦੇ ਨੇ ਜਿਹੜਾ ਹੁਕਮ ਇਸ ਜੀਵ ਦੇ ਨਾਲ ਲਿਖਿਆ ਹੈ ਕੱਲ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਅਸਲ ਕੂੜ ਦਾ ਲਫ਼ਜ਼ੀ ਅਰਥ ਝੂਠ ਹੈ ਤੇ ਸਤਿਗੁਰੂ ਨੇ ਇਸੇ ਕੂੜ ਸ਼ਬਦ ਨੂੰ ਫਿਰ ਦੂਸਰਾ ਨਵਾਂ ਸ਼ਬਦ ਨਾਲ ਦੇ ਦਿੱਤਾ ਜਿਹਨੂੰ ਅਸੀਂ ਕੱਲ ਪੜਿਆ ਸੀ ਖੌਮੇ ਜਦੋਂ ਅਸੀਂ ਕੱਲ ਇਹ ਦੂਸਰੀ ਪੌੜੀ ਦਾ ਪਾਠ ਕੀਤਾ ਵਿਚਾਰ ਕੀਤੀ ਕਿ ਹੁਕਮੀ ਖੋਵਨ ਆਕਾਰ ਹੁਕਮ ਨਾ ਕਹਿਆ ਜਾਈ ਇਹ ਸਾਰੀ ਵਿਚਾਰ ਕਰਦਿਆਂ ਕਰਦਿਆਂ ਇਹਦੇ ਵਿੱਚ ਦੋ ਦੋ ਪੱਖ ਸਨ ਇੱਕ ਪਾਸੇ ਆਕਾਰ ਸੀ ਫਿਰ ਉਹਦੇ ਵਿੱਚ ਜਿੰਦ ਸੀ ਸੁਖ ਸੀ ਦੁੱਖ ਸੀ ਉੱਤਮ ਸੀ ਨੀਚ ਸੀ ਚੰਗਾ ਸੀ ਮੰਦਾ ਸੀ ਬਖਸ਼ੀਸ਼ ਸੀ ਸੱਚੀ ਮੁੱਚ ਵੀ ਭਟਕਣਾ ਵੀ ਸੀ ਇਹ ਸਭ ਕੁਝ ਨੂੰ ਗੁਰਦੇਵ ਨੇ ਹੁਕਮ ਵਿੱਚ ਲਿਆ ਪਰ ਇਹਨੂੰ ਕਰੋਪੀ ਸ਼ਬਦ ਨਹੀਂ ਵਰਤਿਆ ਜਿਹੜੇ ਅਸੀਂ ਆਮ ਤੌਰ ਤੇ ਵਰਤਨੇ ਆ ਕਿ ਦੁੱਖ ਆ ਗਿਆ ਤਾਂ ਰੱਬ ਦੀ ਕਰੋਪੀ ਹੋ ਗਈ ਹੋਣੀ ਪਰ ਗੁਰੂ ਜੀ ਨੇ ਕਰੋਪੀ ਸ਼ਬਦ ਨਹੀਂ ਵਰਤਿਆ ਉਹਨਾਂ ਨੇ ਇੱਕੋ ਲਫ਼ਜ਼ ਦੀ ਵਰਤੋਂ ਕੀਤੀ ਹੁਕਮੀ ਲੇਖ ਦੁੱਖ ਸੁਖ ਪਾਈਆਂ ਉਹਨਾਂ ਨੇ ਸੁਖ ਨੂੰ ਕਿਰਪਾ ਨਹੀਂ ਇੱਥੇ ਕਿਹਾ ਤੇ ਦੁੱਖ ਨੂੰ ਰੱਬ ਦਾ ਕਹਿਰ ਨਹੀਂ ਕਿਹਾ ਮੈਂ ਫਿਰ ਬੇਨਤੀ ਕਰਾਂ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਆਂ ਭਟਕਣਾ ਨੂੰ ਰੱਬ ਦਾ ਵੈਰ ਨਹੀਂ ਕਿਹਾ ਤੇ ਬਖਸ਼ੀਸ਼ ਨੂੰ ਰੱਬ ਦੀ ਮਿੱਤਰਤਾ ਨਹੀਂ ਕਿਹਾ ਇੱਕੋ ਲਫ਼ਜ਼ ਗੁਰਦੇਵ ਵਰਦੇ ਆ ਰਿਹਾ ਹੁਕਮੀ ਤੇ ਹੁਕਮ ਇਸ ਤੋਂ ਅੱਗੇ ਜਦੋਂ ਇਹ ਪੂੜੀ ਪੌੜੀ ਸੰਪੂਰਨ ਹੋਈ ਤੇ ਗੁਰੂ ਸਾਹਿਬ ਨੇ ਇਸ ਦਾ ਵਿਸ਼ਰਾਮ ਇਸ ਬਚਨ ਨਾਲ ਦਿੱਤਾ ਹੁਕਮੈ ਅੰਦਰ ਸਭ ਕੋ ਇਹਦਾ ਮਤਲਬ ਦੁੱਖ ਤੇ ਸੁਖ ਉੱਤਮ ਤੇ ਨੀਚਤਾ ਬਖਸ਼ੀਸ਼ ਤੇ ਭਟਕਣਾ ਚੰਗੇ ਤੇ ਮੰਦੇ ਮਾਨ ਤੇ ਅਪਮਾਨ ਜੋ ਕੁਝ ਵੀ ਸਾਡੀ ਜ਼ਿੰਦਗੀ ਨਾਲ ਕਿਸੇ ਹਾਲਤ ਵਿੱਚ ਕਿਤੇ ਵੀ ਵਾਪਰਦਾ ਹੈ ਸੱਚ ਇਹ ਵੇ ਸਭ ਕੁਝ ਰੱਬ ਦੇ ਹੁਕਮ ਵਿੱਚ ਹੀ ਹੈ ਬੇਨਤੀ ਫਿਰ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਸ ਦੇ ਹੁਕਮ ਤੋਂ ਬਾਹਰ ਕੋਈ ਨਹੀਂ ਮਹਾਰਾਜ ਕਹਿੰਦੇ ਨਾਨਕ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ ਜਿਹੜਾ ਬੰਦਾ ਹੁਕਮ ਨੂੰ ਸਮਝ ਆਏਗਾ ਗੁਰੂ ਜੀ ਕਹਿੰਦੇ ਨੇ ਖੌਮੈ ਕਹੇ ਨਾ ਕੋਏ ਉਹਦੇ ਕੋਲ ਕੂੜ ਦੀ ਪਾਲ ਇੱਥੇ ਖੌਮੇ ਸ਼ਬਦ ਆ ਗਿਆ ਕਿਉਂਕਿ ਖੌਮੀ ਤੇ ਇੱਕ ਪਰਦਾ ਹੈ ਜਿਹੜਾ ਪਰਮਾਤਮਾ ਤੇ ਸਾਡੇ ਦਰਮਿਆਨ ਜੀਵ ਤੇ ਪ੍ਰਭੂ ਦੇ ਵਿਚਕਾਰ ਜਿਹੜਾ ਪਰਦਾ ਹੈ ਉਹ ਖੌਮੇ ਦਾ ਹੈ ਕਠੋਰ ਵੀ ਬੜਾ ਨਾ ਟੁੱਟੇ ਤੇ ਫੁਲਾਦੀ ਦੀਵਾਰ ਦੀ ਤਰ੍ਹਾਂ ਹੈ ਟੁੱਟ ਜਾਏ ਤੇ ਤਿਤਲੀ ਦੇ ਖੰਭ ਦੀ ਤਰ੍ਹਾਂ ਹੈ ਮਹਾਰਾਜ ਨੇ ਕਿਹਾ ਖੌ ਖੌ ਭੀਤ ਭਇਓ ਹੈ ਵਿੱਚੋਂ ਸੁੰਤ ਦੇਸ਼ ਨਿਕਟਾਇਓ ਮੈਂ ਆਪ ਨੂੰ ਜਿਹੜੀ ਅੱਜ ਉਹ ਜਿਹੜੀ ਵਿਚਾਰ ਸਮਾਪਤ ਕੀਤੀ ਸੀ ਕੱਲ ਹੁਕਮ ਹੈ ਅੰਦਰ ਸਭ ਕੋ ਤੇ ਪਹਿਲੀ ਪੌੜੀ ਸੀ ਹੁਕਮ ਰਜਾਈ ਚੱਲਣਾ ਹੁਣ ਇਸ ਤੋਂ ਅਗਲੀ ਬੇਨਤੀ ਜਿਹੜੀ ਹੈ ਕੱਲ ਆਪ ਜੀ ਦੇ ਸਨਮੁਖ ਮੈਂ ਥੋੜੀ ਜੀ ਰਿਪੀਟ ਕਰ ਰਿਹਾ ਕਿਉਂਕਿ ਪ੍ਰਕਰਨ ਏਕੇ ਪੌੜੀਆਂ ਦਾ ਨਾ ਅੱਗੇ ਨਹੀਂ ਆਵੇਗਾ ਇਸ ਤਰ੍ਹਾਂ ਘਟ ਆਵੇਗਾ ਦੇਖੋ ਮੈਂ ਅਰਜ਼ ਕੀਤੀ ਸੀ ਇੱਕ ਹੁਕਮ ਹੈ ਆਰਡਰ ਇੱਕ ਹੈ ਕਮਾਂਡ ਕਰਨਾ ਜਾਪਤਾ ਵੀ ਕਹਿੰਦੇ ਆ ਇੱਕ ਸਜਣਾ ਨੇ ਸ਼ਬਦ ਵਰਤਿਆ ਦੇਵੀ ਇੱਛਾ ਇੱਕ ਸ਼ਬਦ ਵਰਤਿਆ ਦੇਵੀ ਕਾਨੂੰਨ ਜਿੰਨੀ ਕੁ ਸਮਝ ਬਾਣੀ ਪੜ ਕੇ ਪਈ ਪਰ ਇਹਦਾ ਅਰਥ ਇਹ ਨਹੀਂ ਕਿ ਮੇਰੀ ਸਮਝ ਜਿਹੜੀ ਹੈ ਉਹ ਆਖਰੀ ਸਮਝ ਹੈ ਜਿੰਨੀ ਜਿੰਨੀ ਪ੍ਰਮਾਤਮਾ ਕਿਸੇ ਨੂੰ ਸੋਝੀਦਾ ਹੈ ਹੁਣ ਦੇਖੋ ਜਿਹੜਾ ਹੁਕਮ ਹੈ ਮੈਂ ਅਰਜ਼ ਕੀਤੀ ਸੀ ਫਿਰ ਮੈਂ ਲਫ਼ਜ਼ ਰਿਪੀਟ ਕਰ ਲੱਗਾ ਕਿ ਪਾਰ ਬ੍ਰਹਮ ਪਰਮੇਸ਼ਵਰ ਨੂੰ ਗੁਰਬਾਣੀ ਵਿੱਚ ਨਿਰਗੁਣ ਵੀ ਕਿਹਾ ਹੈ ਉਹਨੂੰ ਸੁੱਧ ਸੁਨ ਸਮਾਧੀ ਵੀ ਕਿਹਾ ਹੈ ਅਫੁਰ ਵੀ ਕਿਹਾ ਹੈ ਤੇ ਖਾਸ ਕਰਕੇ ਮੈਨੂੰ ਇੰਜ ਲੱਗਦਾ 21ਵੀਂ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ ਸੁਖਮਨੀ ਸਾਹਿਬ ਦਾ ਉਹ ਇਹਦੀ ਸਾਰੀ ਵਿਆਖਿਆ ਕਰਦਾ ਹੈ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਹੁਣ ਇਸ ਨੂੰ ਸੁਣੋ ਮਹਾਰਾਜ ਨੇ ਸੁਨ ਸਮਾਧੀ ਤੋਂ ਸ਼ਲੋਕ ਨੂੰ ਸ਼ੁਰੂ ਕੀਤਾ ਸ਼ਲੋਕ ਸ਼ੁਰੂ ਕੀਤਾ ਸਰਗੁਣ ਫਿਰ ਨਿਰਗੁਣ ਫਿਰ ਨਿਰੰਕਾਰ ਅਖੀਰ ਤੇ ਕਿਆ ਸੁਨ ਸਮਾਧੀ ਆਪ ਅਸਲ 'ਚ ਜਿਹਦੇ ਅਰਥ ਕਰਾਂਗੇ ਨਾ ਤੇ ਅਰਥ ਦੇ ਸ਼ੁਰੂ ਹੋਣਗੇ ਤੁਕ ਤੋਂ ਅਖੀਰ ਸੁਨ ਸਮਾਧੀ ਉਹ ਆਪਣੇ ਆਪ ਹੀ ਸੁਨ ਸਮਾਧੀ ਵਿੱਚ ਹੈ ਦੂਸਰਾ ਉਹ ਨਿਰਾਕਾਰ ਹੈ ਤੀਸਰਾ ਉਹ ਨਿਰਗੁਣ ਹੈ ਨਿਰਗੁਣ ਦਾ ਅਰਥ ਮਾਇਆ ਦੇ ਤਿੰਨਾਂ ਗੁਣਾਂ ਦਾ ਕੋਈ ਅਸਰ ਨਹੀਂ ਉਹਦੇ ਤੇ ਤੇ ਫਿਰ ਕਿਆ ਸਰਗੁਣ ਮੈਂ ਫਿਰ ਅਰਜ਼ ਕਰਾਂ ਇਹ ਸਰਗੁਣ ਨਿਰਗੁਣ ਨਿਰੰਕਾਰ ਇਹ ਵਿਸਤਾਰ ਤੋਂ ਸੁਨ ਸਮਾਧੀ ਵੱਲ ਹੈ ਪਰ ਜਦੋਂ ਅਰਥ ਕਰਾਂਗੇ ਉਦੋਂ ਸੁਨ ਸਮਾਧੀ ਤੋਂ ਵਿਸਤਾਰ ਵੱਲ ਹੈ ਫਿਰ ਬੇਨਤੀ ਸੁਣਿਓ ਗੁਰਮੁਖੋ ਇਸ ਸ਼ਬਦ ਨੂੰ ਪਹਿਲਾਂ ਕਿ ਸਰਗੁਣ ਸਰਗੁਣ ਦਰ ਤੇ ਸਾਕਾਰ ਹੋ ਗਿਆ ਨਿਰਗੁਣ ਮਾਇਆ ਦੇ ਗੁਣਾ ਤੋਂ ਉੱਪਰ ਤੇ ਨਾਲ ਬਚਨ ਸ਼ਬਦ ਵਰਤਿਆ ਨਿਰੰਕਾਰ ਆਕਾਰ ਰਹਿਤ ਜਦੋਂ ਆਕਾਰ ਤੋਂ ਰਹਿਤ ਸੀ ਉਦੋਂ ਕੀ ਸੀ ਉੱਥੇ ਫਿਰ ਗੁਰੂ ਅਰਜੁਨ ਸਾਹਿਬ ਕਹਿੰਦੇ ਸੁਨ ਸਮਾਧੀ ਸੁਨ ਸਮਾਧੀ ਨਿਰਾਕਾਰ ਹੈ ਜਦੋਂ ਉਹ ਸਾਕਾਰ ਹੁੰਦਾ ਹੈ ਤੇ ਉਦੋਂ ਦੋ ਚੀਜ਼ਾਂ ਵਰਤਦੀਆਂ ਨੇ ਇੱਕ ਨਿਰਗੁਣ ਤੇ ਇੱਕ ਸਰਗੁਣ ਫਿਰ ਬੇਨਤੀ ਹੈ ਆ ਸਰੀਰ ਦਿਸਦਾ ਹੋਇਆ ਸਰਗੁਣ ਹੈ ਪਰ ਜਿਹੜਾ ਇਸ ਸਰੀਰ ਨੂੰ ਚਲਾਉਂਦਾ ਪਿਆ ਉਹ ਅਦ੍ਰਿਸ਼ਟ ਹੈ ਉਹ ਤਾਂ ਨਿਰਾਕਾਰ ਉਹਦਾ ਕਿਹੜਾ ਆਕਾਰ ਹੈ ਜੀ ਮੈਂ ਇਹ ਹੀ ਗੱਲ ਮੈਨੂੰ ਯਾਦ ਹੈ ਅਸ਼ਟਾਵਕਰ ਦੀ ਗੀਤਾ ਹੈ ਸਿਰਫ ਜਿੱਥੋਂ ਚੰਗੀ ਗੱਲ ਮਿਲੇ ਇੱਕ ਭਗਵਤ ਗੀਤਾ ਹੈ ਸ੍ਰੀ ਮਦ ਭਗਵਤ ਗੀਤਾ ਇੱਕ ਅਸ਼ਟਾਵਕਰ ਦੀ ਗੀਤਾ ਹੈ ਜਿਹੜਾ ਰਾਜੇ ਜਨਕ ਨੂੰ ਉਪਦੇਸ਼ ਦਿੱਤਾ ਜਿਹੜਾ ਬ੍ਰਹਮ ਹੈ ਮੰਨ ਲਓ ਕਿਸੇ ਦਾ ਰੰਗ ਕਾਲਾ ਕਿਸੇ ਦਾ ਚਿੱਟਾ ਕੋਈ ਵਿਚਾਰਾ ਸਰੀਰਕ ਤੌਰ ਤੇ ਅਤ ਦਾ ਕਰੂਪ ਅਤ ਦਾ ਸੁੰਦਰ ਕੋਈ ਬੰਦਾ ਪੜਿਆ ਕੋਈ ਅਨਪੜ ਉਹ ਜਦੋਂ ਅਸ਼ਟਾਵਕਰ ਮੈਂ ਕਹਾਣੀ ਨਹੀਂ ਸੁਣਾ ਰਿਹਾ ਜਦੋਂ ਸਭਾ 'ਚ ਗਿਆ ਤੇ ਉੱਥੇ ਮਹਾਨ ਪੰਡਿਤ ਬੈਠੇ ਚਰਚਾ ਕਰ ਰਹੇ ਸਨ ਕਹਿੰਦੇ ਉਸ ਵਕਤ ਉਹ ਵਿਚਾਰੇ ਨੂੰ ਰੱਬ ਨੇ ਸ਼ਰੀਰ ਹੀ ਐਸਾ ਦਿੱਤਾ ਕਿ ਭਾਵੇਂ ਉਹ ਸਰਾਪ ਨਾਲ ਜੋੜਿਆ ਪਿਓ ਦੇ ਨਾਲ ਪਰ ਮੈਂ ਬੇਨਤੀ ਕਰਾਂਗਾ ਉਹ ਜਦੋਂ ਚੱਲਦਾ ਅੱਠ ਤਾਂ ਤੇ ਵਕਰ ਉਹਦਾ ਟੇਡਾਪਨ ਹੁੰਦਾ ਉਹ ਵਿਚਾਰਾ ਜਦੋਂ ਗਿਆ ਉਹਦੇ ਤੁਰਦਿਆਂ ਸਾਰ ਸਾਰੇ ਖੱਸੇ ਕਹਿੰਦੇ ਉਸ ਵਕਤ ਅਸ਼ਟਾਵਕਰ ਨੇ ਇੱਕੋ ਗੱਲ ਕਹੀ ਸੀ ਕਿ ਘੜੇ ਦੇ ਟੇਢੇ ਖੋਣ ਨਾਲ ਆਕਾਸ਼ ਕਦੀ ਟੇਡਾ ਨਹੀਂ ਹੁੰਦਾ ਮੰਨ ਲਓ ਘੜੇ 'ਚ ਟੇਡਾ ਟੇਢਾਪਨ ਹੈ ਤੇ ਜਿਹੜਾ ਉਹਦੇ ਅੰਦਰ ਸਪੇਸ ਹੈ ਉਹ ਟੇਢੀ ਘੜਾ ਟੇਢਾ ਹੈ ਆਕਾਸ਼ ਟੇਢਾ ਨਹੀਂ ਮੇਰਾ ਸਰੀਰ ਟੇਢਾ ਮੇਡਾ ਹੋ ਸਕਦਾ ਹੱਸਣ ਵਾਲਿਓ ਮੇਰੇ ਅੰਦਰ ਜਿਹੜਾ ਬ੍ਰਹਮ ਵਰਤਦਾ ਉਹ ਟੇਢਾ ਨਹੀਂ ਮੈਂ ਆਪ ਨੂੰ ਬੇਨਤੀ ਕਰਾਂ ਕਿ ਉਹ ਦਿਸ ਨਹੀਂ ਰਿਹਾ ਇੱਥੇ ਸ਼ਬਦ ਮਹਾਰਾਜ ਨੇ ਜਿਹੜੇ ਵਰਤੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਮੈਂ ਹੁਕਮ ਦੀ ਬੇਨਤੀ ਇੰਨੀ ਕੀਤੀ ਸੀ ਕਿਉਂਕਿ ਅਸੀਂ ਹੁਕਮ ਦੇ ਸਿੱਧੇ ਅਰਥ ਕਰਨੇ ਆ ਆਰਡਰ ਆਪ ਜਦੋਂ ਸਹਿਜ ਪਾਠ ਕਰੋਗੇ ਭਾਈ ਸਾਹਿਬ ਕਹਿ ਰਹੇ ਆ ਚਾਹੀਦਾ ਤਾਂ ਹੈ ਜਿਹੜਾ ਗੁਰਬਾਣੀ ਨੂੰ ਇਸ਼ਕ ਕਰਦਾ ਆਪਣੇ ਕੋਲ ਨੋਟਬੁੱਕ ਕਾਪੀ ਜ਼ਰੂਰ ਰੱਖੇ ਜ਼ਰੂਰੀ ਨਹੀਂ ਉਹਨੇ ਕਥਾ ਕਰਨੀ ਹੈ ਸ਼ਬਦ ਦੀ ਡੁੰਗਾਈ ਜਾਵਾਂਗੇ ਰਸ ਆਏਗਾ ਅਸਲ 'ਚ ਹੁਕਮ ਨਾਮ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਤਿੰਨੋਂ ਜਿਹੜੇ ਨੇ ਇੱਕੋ ਹੀ ਅਰਥਾਂ ਵਿੱਚ ਵਰਤਦੇ ਨੇ ਹੁਕਮ ਹੁਣ ਅਸੀਂ ਪੜਿਆ ਹੁਕਮੀ ਖੋਵਣ ਆਕਾਰ ਤੇ ਆਪ ਪਾਠ ਕਰਦੇ ਹੋ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਪਹਿਲਾ ਹੁਕਮ ਆਇਆ ਫਿਰ ਨਾਮ ਆ ਗਿਆ ਇੱਕ ਬਚਨ ਬਾਣੀ ਚ ਆਉਂਦਾ ਹੈ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਉੱਥੇ ਲਫ਼ਜ਼ ਸ਼ਬਦ ਆ ਗਿਆ ਅਸਲ ਚ ਕੀ ਹੁਕਮ ਕੀ ਹੈ ਉੰਜ ਫਿਰ ਵੀ ਮੈਂ ਅਰਜ਼ ਕਰਾਂ ਮੈਂ ਜੋ ਕਹਿ ਰਿਹਾ ਇਹ ਬਿਲਕੁਲ ਊਣਾ ਹੈ ਇਸ ਕਰਕੇ ਨਹੀਂ ਮੈਂ ਵਿਖਾਵੇ ਦੀ ਨਿਮਰਤਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਹੁਕਮ ਦੀ ਗੱਲ ਕਰ ਲੱਗੇ ਫੈਸਲਾ ਕਰ ਦਿੱਤਾ ਕਿ ਹੁਕਮ ਨੂੰ ਕੋਈ ਮਾਈ ਕਾ ਲਾਲ ਬਖਿਆਨ ਨਹੀਂ ਕਰ ਸਕਦਾ ਹੁਕਮੀ ਖੋਵਣ ਆਕਾਰ ਹੁਕਮ ਨਾ ਉਹ ਉਹਨੂੰ ਕੌਣ ਬਿਆਨ ਕਰ ਸਕਦਾ ਪਰ ਜਿੰਨੀ ਕੋ ਸਤਿਗੁਰੂ ਦਾਤੇ ਦਿੱਤੀ ਜਦੋਂ ਅਫੁਰ ਨੇ ਜਿਹਨੂੰ ਅਸੀਂ ਨਿਰਗੁਣ ਕਹਿ ਰਹੇ ਹਾਂ ਨਿਰਾਕਾਰ ਕਹਿ ਰਹੇ ਹਾਂ ਉਹਨੇ ਆਪਣੇ ਆਪ ਨੂੰ ਸਾਕਾਰ ਕਰਨ ਦਾ ਫੁਰਨਾ ਬਣਾਇਆ ਫੁਰਨਾ ਲਫ਼ਜ਼ ਆਪਣੀ ਬੋਲੀ ਹੈ ਜਦੋਂ ਉਹਦੇ ਆਪਣੇ ਆਪੇ ਵਿੱਚ ਆਇਆ ਵੀ ਮੈਂ ਆਪਣੇ ਆਪ ਦਾ ਵਿਸਤਾਰ ਕਰਨਾ ਹੈ ਤੇ ਸੱਚੇ ਵੇ ਉਸ ਵਿਸਤਾਰ ਕਰਨ ਵਾਲਾ ਫੁਰਨਾ ਹੀ ਹੁਕਮ ਹੈ ਉਹ ਹੀ ਨਾਮ ਹੈ ਉਹ ਹੀ ਸ਼ਬਦ ਹੈ ਤੇ ਚੇਤੇ ਰੱਖੋ ਉਹ ਫੁਰਨਾ ਅੱਜ ਵੀ ਪੂਰੇ ਸੰਸਾਰ ਦੇ ਵਿੱਚ ਵਰਤਦਾ ਪਿਆ ਹੈ ਮੈਂ ਅਰਜ਼ ਕਰਾਂ ਉਸ ਹੁਕਮ ਨੂੰ ਸਮਝੀਏ ਇੱਥੇ ਮਹਾਰਾਜ ਜੀ ਨੇ ਕਿਹਾ ਨਾਨਕ ਹੁਕਮ ਹੈ ਜੇ ਬੁੱਝੈ ਕਹਿਆ ਨਹੀਂ ਜਾ ਸਕਦਾ ਸਮਝ ਪੈਂਦਾ ਜੇ ਕਿ ਉਹਦੇ ਤੇ ਚੱਲ ਪਵੇ ਨਾਨਕ ਹੁਕਮ ਹੈ ਜੇ ਬੁੱਝੈ ਹੁਣ ਮੰਨਣਾ ਤੇ ਕਹਿਣਾ ਦੋਨਾਂ 'ਚ ਫਰਕ ਹੈ ਨਾ ਜੀ ਫਿਰ ਬੇਨਤੀ ਸੁਣਿਓ ਇਹ ਪੌੜੀ ਸੀ ਹੁਕਮ ਨਾ ਕਹਿਆ ਜਾਈ ਪਰ ਅੰਤ ਆ ਗਿਆ ਨਾਨਕ ਹੁਕਮ ਹੈ ਜੇ ਬੁੱਝੈ ਮੰਨਣਾ ਤੇ ਬਖਿਆਨਣਾ ਦੋਨਾਂ 'ਚ ਬੜਾ ਫਰਕ ਹੈ ਇੱਕ ਬੰਦੇ ਦੇ ਸੀਨੇ 'ਚ ਮੰਨ ਲਓ ਬਾਡੀ 'ਚ ਦਰਦ ਹੁੰਦੀ ਹੈ ਉਹ ਖੰਡਾ ਰਿਹਾ ਹੈ ਉਹ ਹਾਏ ਕਹਿ ਸਕਦਾ ਹੈ ਮੈਂ ਮਰ ਗਿਆ ਕਹਿ ਸਕਦਾ ਹੈ ਪਰ ਕਿਹੜੀ ਮਸ਼ੀਨ ਹੈ ਜਿਹੜੀ ਉਹਦੇ ਦਰਦ ਦੀ ਵਿਆਖਿਆ ਕਰਕੇ ਦੱਸੇਗੀ ਦਰਦ ਹੈ ਕੀ ਹੈ ਉਹ ਮਹਿਸੂਸ ਕਰ ਰਿਹਾ ਹੈ ਪਰ ਨਹੀਂ ਪੂਰਾ ਬਖਿਆਨ ਸਕਦਾ ਇੱਥੇ ਗੁਰੂ ਜੀ ਕਹਿੰਦੇ ਨੇ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ ਅਗਲੀ ਗੱਲ ਗੁਰੂ ਸਾਹਿਬ ਨੇ ਇੱਕ ਤਾਂ ਇਹ ਅਧਿਆਤਮਕ ਹੁਕਮ ਚ ਦੂਜਾ ਪਿਆਰੋ ਇਹਦੇ ਬਾਹਰ ਮੁਕੀ ਸਿੱਧੇ ਬਚਨ ਨੇ ਜੋ ਪ੍ਰਮਾਤਮਾ ਕਰਦਾ ਵੈਗੁਰੂ ਜੀ ਫਿਰ ਸੁਣਿਓ ਹੈ ਬੜਾ ਔਖਾ ਜੋ ਪ੍ਰਮਾਤਮਾ ਕਰਦਾ ਹੈ ਉਹਨੂੰ ਖਿੜੇ ਮੱਥੇ ਸਵੀਕਾਰ ਕਰ ਲਾਂਗੇ ਤੇ ਉਹਦੀ ਖੁਸ਼ੀ ਤੇ ਜੇ ਆਪਾਂ ਆਕੜ ਕੇ ਕਾਂਗੇ ਮੈਂ ਨਹੀਂ ਮੰਨਦਾ ਜਿਹੜੇ ਬੰਦੇ ਦਿਨ ਰਾਤ ਰੱਬ ਨੂੰ ਇਨਕਾਰੀ ਨਹੀਂ ਯਾਦ ਰੱਖਿਓ ਹੁਕਮ ਉਹਨਾਂ ਨੂੰ ਹੀ ਮੰਨਣਾ ਪੈਂਦਾ ਹੈ ਥੋੜਾ ਜਿਹਾ ਬਾਣੀ ਚ ਅਸੀਂ ਦੇਖੀਏ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਬਾਰੇ ਆਪਣੀ ਰਚਨਾ 'ਚ ਕੀ ਬਚਨ ਕੀਤੇ ਆ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਸੱਚ ਇਹ ਵੇ ਇੱਥੋਂ ਤੱਕ ਦੋ ਤਿੰਨ ਮੈਂ ਸਿਰ ਪ੍ਰਮਾਣ ਦੇਾਂਗਾ ਉਹਦਾ ਹੁਕਮ ਵਰਤੇ ਵਿਰੋਧੀਆਂ ਨੂੰ ਇਕੱਠੇ ਕਰਕੇ ਜ਼ਿੰਦਗੀ ਬਣਾ ਦਿੰਦਾ ਉਹਦੇ ਹੁਕਮ 'ਚ ਬੰਦੇ ਦੇ 'ਚ ਨਹੀਂ ਸਾਡੇ ਭਾਰਤੀ ਦਰਸ਼ਨ 'ਚ ਜਾਂ ਮੈਂ ਬੇਨਤੀ ਕਰਾਂ ਪੂਰਬ ਵਿੱਚ ਜਦੋਂ ਸ੍ਰਿਸ਼ਟੀ ਦੀ ਗੱਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਵੀ ਪੰਜ ਤੱਤਾਂ ਦੀ ਇਹ ਸਰੀਰ ਬਣਿਆ ਬਾਣੀ ਨੇ ਵੀ ਕਿਹਾ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਾਂ ਇਹ ਗੁਰੂ ਰਾਮਦਾਸ ਦਾ ਬਚਨ ਹੈ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਪੰਜ ਤਤ ਪੰਜਾਂ ਤਤਾਂ ਦਾ ਸਰੀਰ ਗੁਰਮੁਖ ਧਿਆਨ ਦੇ ਅੱਜ ਮੇਰੇ ਵੱਲ ਬੇਨਤੀ ਹੈ ਹੁਣ ਉਹ ਜਿਹੜੇ ਤਤ ਨੇ ਇੱਕ ਦੂਜੇ ਦੇ ਵਿਰੋਧੀ ਨੇ ਪਾਣੀ ਤੇ ਅੱਗ ਦਾ ਸਮੇਲ ਹੈ ਅੱਗ ਦਾ ਤੇ ਹਵਾ ਦਾ ਸਮੇਲ ਹੈ ਅੱਗ ਦਾ ਮਿੱਟੀ ਦਾ ਕੀ ਸਮੇਲ ਉਸ ਪਰਮਾਤਮਾ ਦੇ ਹੁਕਮ ਦੀ ਖੇਡ ਦੇਖੋ ਉਹਨੇ ਪੰਜਾਂ ਵਿਰੋਧੀ ਤੱਤਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰ ਦਿੱਤਾ ਇਹਨੂੰ ਜੀਵਨ ਕਹਿ ਦਿੱਤਾ ਤੇ ਜਿੱਦਨ ਇਹ ਜੀਵਨ ਵਿਖਰਿਆ ਉਹਨੇ ਪੰਜੇ ਦੇ ਪੰਜੇ ਨਖੇੜ ਦਿੱਤੇ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਇੱਕ ਵਿਦਵਾਨ ਨੇ ਕਿਹਾ ਕਿ ਜ਼ਿੰਦਗੀ ਕੀ ਹੈ ਅਨਾਸਰ ਮੇ ਜ਼ਹੂਰੇ ਤਰਤੀਬ ਕਹਿੰਦਾ ਜ਼ਿੰਦਗੀ ਦਾ ਨਾਮ ਹੈ ਤਤਾਂ ਦੀ ਆਪਸ ਵਿੱਚ ਬਣ ਆਉਣੀ ਮੌਤ ਕਿਆ ਹੈ ਇਨਹੀ ਅੱਜ ਜਾਂ ਕਾ ਪਰੇਸ਼ਾਨ ਹੋਣਾ ਜਦੋਂ ਤਤ ਬਿਖਰ ਜਾਂਦੇ ਨੇ ਤੇ ਵਿਰੋਧੀ ਤਤ ਇਕੱਠੇ ਕਰਕੇ ਉਹਦੇ ਹੁਕਮ 'ਚ ਜ਼ਿੰਦਗੀ ਬਣਾ ਦਿੱਤੀ ਅੱਜ ਸਿਰਫ ਦੋ ਤਿੰਨ ਬੇਨਤੀਆਂ ਆਰੰਭ 'ਚ ਕਰਨੀਆਂ ਨੇ ਆ ਸਮੁੰਦਰ ਹੈ ਸਾਡੇ ਨੇੜੇ ਕਿੰਨੇ ਰੁੱਖ ਨੇ ਇੱਥੇ ਗ੍ਰੀਨਰੀ ਕਿੰਨੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਸਮੁੰਦਰ ਕਈ ਥਾਵਾਂ ਤੋਂ ਧਰਤੀ ਤੋਂ ਉੱਚਾ ਤੇ ਇਸ ਧਰਤੀ ਤੇ ਕਿੰਨਾ ਤਿੰਨ ਗੁਣਾ ਪਾਣੀ ਧਰ ਉਹ ਘੇਰੀ ਬੈਠਾ ਹੈ ਇੱਕ ਧਰਤੀ ਇਸ ਤਰੀ ਕਹਿੰਦੇ ਆ ਨਾ ਜੀ ਪਰ ਬਾਬਾ ਜੀ ਕਹਿੰਦੇ ਆ ਤੂੰ ਹੁਕਮ ਬਾਰੇ ਪੁੱਛਣਾ ਉਹਨੇ ਸਮੁੰਦਰ ਨੂੰ ਇਸ ਤਰ੍ਹਾਂ ਬੰਨ ਕੇ ਰੱਖਿਆ ਜਿਵੇਂ ਪੰਡ ਦੇ ਵਿੱਚ ਕਿਸੇ ਨੇ ਤੂੜੀ ਬੰਨ ਕੇ ਰੱਖੀ ਹੋਵੇ ਤੇ ਹੁਕਮੇ ਅੰਦਰ ਸਭ ਕੋ ਹੈ ਜਿਹੜੇ ਰੁੱਖ ਦੀ ਤੂੰ ਸ਼ਾਮ ਮੰਨ ਸੂਰਜ ਤੋਂ ਤਪਿਆ ਤੋਂ ਹੁੰਨਾ ਤੇ ਕਹਿੰਦਾ ਸ਼ਾਵੇਂ ਬੈਠ ਜਾਓ ਤੈਨੂੰ ਪਤਾ ਇਹਦੇ ਪੱਤੇ ਪੱਤੇ ਵਿੱਚ ਰੱਬ ਨੇ ਅੱਗ ਪੈਦਾ ਕੀਤੀ ਉਹ ਅੱਗ ਵਿੱਚੋਂ ਵੀ ਠੰਡ ਦਿੰਦਾ ਪਿਆ ਪੱਤੇ ਅੰਗਾਰੀਆਂ ਨਹੀਂ ਸੱਟਦੇ ਬਾਣੀ ਚ ਇੱਕ ਬਚਨ ਹੁੰਦਾ ਭੀਤਰ ਅਗਨ ਬਨਾਸਪਤ ਮੌਲੀ ਇਹ ਹੈ ਹੁਕਮ ਹੈ ਅੰਦਰ ਸਭ ਕੋ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਉਹਨੇ ਸਮੁੰਦਰ ਨੂੰ ਪੰਡ ਚ ਬੰਨੇ ਇੱਕ ਬਚਨ ਗੁਰੂ ਰਾਮਦਾਸ ਦਾ ਵਿੱਚੇ ਧਰਤੀ ਵਿੱਚੇ ਪਾਣੀ ਹੁਕਮ ਹੈ ਅੰਦਰ ਸਭ ਕੋ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਣ ਤਰੀਜੈ ਬੱਕਰੀ ਸਿੰਘ ਇਕ ਤੈ ਤੈ ਰਾਖੈ ਮਨ ਹਰ ਜਪ ਭਰਮ ਭਉ ਦੂਰ ਕੀਜੈ ਵਿੱਚੀ ਪਾਣੀ ਵਿੱਚੇ ਧਰਤੀ ਲੱਕੜ ਚ ਅਗ ਮਹਾਰਾਜ ਕਹਿੰਦੇ ਆ ਕਿਹੜਾ ਐਸਾ ਹੋਏ ਜਿਨੇ ਬੱਕਰੀ ਤੇ ਸ਼ੇਰ ਇਕੱਠੇ ਬੰਨੇ ਹੋਇਆ ਵਿਰੋਧੀ ਤੱਤ ਹੋ ਗਏ ਨਾ ਇੱਕ ਵਾਰ ਇੱਥੇ ਅਰਜ਼ ਮੈਂ ਕੀਤੀ ਸੀ ਹੁਕਮ ਨਾ ਨਾ ਵਰਤਦਾ ਤੇ ਸਾਡਾ ਵੀ ਜਨਮ ਨਹੀਂ ਸੀ ਹੋਣਾ ਗੁਰਬਾਣੀ ਮੁਤਾਬਕ ਜਿਸ ਦਿਨ ਜੀਵ ਦਾ ਢਾਂਚਾ ਬਣ ਲੱਗਾ ਉਸ ਦਿਨ ਤੋਂ ਹੁਕਮ ਵਰਤਿਆ ਇੱਕ ਸ਼ਬਦ ਮੈਂ ਸਿਰਫ ਪੜਾਂਗਾ ਇਸ ਲਈ ਕਿਉਂਕਿ ਇਹ ਵਿਚਾਰ ਦੀ ਲੜੀ ਚੱਲ ਰਹੀ ਹੈ ਹੁਕਮ ਹੈ ਅੰਦਰ ਸਭ ਕੋ ਹੁਣ ਇਹ ਸਰੀਰ ਮੇਰਾ ਤੁਹਾਡਾ ਜੋ ਗੁਰਬਾਣੀ ਕਹਿ ਰਹੀ ਹੈ ਉਸ ਮੁਤਾਬਕ ਇੱਕ ਨਿੱਕਾ ਜਿਹਾ ਸੈੱਲ ਮਾਂ ਦੇ ਉਦਰ ਚ ਨੂੰ ਨਿਵਾਸ ਮਿਲ ਗਿਆ ਤੇ ਗੁਰੂ ਸਾਹਿਬ ਕਹਿੰਦੇ ਨੇ 6 ਮਹੀਨੇ ਚ ਇਹਦਾ ਢਾਂਚਾ ਬਣ ਗਿਆ ਕੱਲ ਅਸੀਂ ਪੜਿਆ ਤੇ ਇਹਦਾ ਸਿਸਟਮ ਕੀ ਬਣਾਇਆ ਇੱਕ ਤਾਂ ਮਾਂ ਦੇ ਪੇਟ ਦੀ ਅੱਗ ਦੂਜਾ ਇਹਦਾ ਪੁੱਠਾ ਲਟਕਣਾ ਤੀਸਰਾ ਪਾਣੀ ਦੇ ਵਿੱਚ ਰਹਿਣਾ ਇੱਕ ਅੱਗ ਤੇ ਇੱਕ ਪਾਣੀ ਤੇ ਮਹਾਰਾਜ ਕਹਿੰਦੇ ਆ ਤੁਸੀਂ ਦੱਸੋ ਭਲੇ ਮਾਨਸੋ ਇਹ ਸ਼ਬਦ ਕਹਿ ਰਿਹਾ ਕਿ ਕਦੀ ਅੱਗ ਬਾਲਣ ਤੋਂ ਦੌੜ ਦੌੜਦੀ ਦੇਖੀ ਕੱਲ ਭਾਈ ਸਾਹਿਬ ਕਹਿ ਰਹੇ ਸੀ ਜਦੋਂ ਅੱਗ ਲੱਗਦੀ ਤੇ ਖਰੇ ਪੱਤੇ ਅੰਜ ਸੜਦੇ ਆ ਜਿਵੇਂ ਪੈਟਰੋਲ ਨੂੰ ਅੱਗ ਲੱਗੀ ਹੁਣ ਮਾਤਾ ਦੇ ਉਦਰ ਚ ਇਹ ਇੱਕ ਢਾਂਚਾ ਪਿਆ ਹੈ ਅੱਗ ਹੈ ਗੁਰਬਾਣੀ ਮੁਤਾਬਕ ਮੈਂ ਗੁਰਬਾਣੀ ਮੁਤਾਬਕ ਕਹਿ ਰਿਹਾ ਪਰ ਉਸ ਅੱਗ ਦੇ ਵਿੱਚ ਇਹ ਕੋਮਲ ਜੀਆਂ ਖੱਡੀਆਂ ਇਹ ਨਿੱਕਾ ਪਤਲਾ ਜਿਹਾ ਇਹਦੀ ਸਕਿਨ ਕਿੰਨੇ ਮਹੀਨੇ ਰਹਿੰਦੀ ਹੈ ਗੁਰੂ ਜੀ ਕਹਿੰਦੇ ਉਹ ਕੌਣ ਵਰਤਦਾ ਹੈ ਜਿਹੜਾ ਤੈਨੂੰ ਉਸ ਅੱਗ 'ਚ ਸਾੜਨ ਦੀ ਦਿੰਦਾ ਪਾਣੀ ਬਾਹਰ ਮੁਖੀ ਵਰਤੋ ਬਿਨਾ ਕਿਸੇ ਚੀਜ਼ ਨੂੰ ਹੱਥ ਤੇ ਦਸਤਾਨੇ ਪਾਣ ਤੋਂ ਬਿਨਾ 2-4 ਘੰਟੇ ਪਾਣੀ 'ਚ ਕੰਮ ਕਰੀਏ ਸਾਡੀਆਂ ਉਂਗਲਾਂ ਦੀ ਮਾਸ ਚਿੱਟਾ ਹੋ ਕੇ ਭੁਰਨ ਲੱਗ ਪੈਂਦਾ ਕਿੰਨੇ ਮਹੀਨੇ ਪਾਣੀ 'ਚ ਪੁੱਠਾ ਲਟਕਦਾ ਰਿਹਾ ਰੱਬ ਨੇ ਨੂੰ ਗਲਨ ਕਿਉਂ ਨਹੀਂ ਦਿੱਤਾ ਗੁਰੂ ਸਾਹਿਬ ਉਹਨੂੰ ਸਰੀਰ ਦੇ ਸਿਸਟਮ ਦੀ ਥਾਂ ਹੁਕਮ ਨਾਲ ਜੋੜਨਗੇ ਬਾਣੀ 'ਚ ਬਚਨ ਹੁੰਦਾ ਇੰਦਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦਹਿ ਦਿਸ਼ਤਿਆਗੈ ਗੁਰੂ ਅਰਜੁਨ ਦੇਵ ਜੀ ਇਸ ਲੱਕੜ ਦੇ ਚਾਰ ਚਵੇਰੇ ਅੱਗ ਹੈ ਪਰ ਅੱਗ ਚ ਇਹਨੂੰ ਸੜਨ ਨਹੀਂ ਦਿੱਤਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖ ਨਖਾਰੇ ਇੰਦਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦਹਿ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ਼ ਘਟ ਮੈਂ ਕੀਨੋ ਸਿੰਧ ਪ੍ਰਗਾਸ਼ ਮਹਾਰਾਜ ਕਹਿੰਦੇ ਦੇਖੋ ਉੱਥੇ ਇਹ ਸੜਿਆ ਨਹੀਂ ਪਾਣੀ 'ਚ ਗਲਿਆ ਨਹੀਂ ਤੇ ਪ੍ਰਮਾਤਮਾ ਨੇ ਨਿੱਕੇ ਜੇ ਸੈੱਲ ਵਿੱਚ ਆਪਣਾ ਪ੍ਰਕਾਸ਼ ਸਮੁੰਦਰ ਦਾ ਰੱਖ ਦਿੱਤਾ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਇਹ ਵੀ ਹੁਕਮ ਦਾ ਵਰਤਾਰਾ ਹੈ ਇਸ ਤੋਂ ਅੱਗੇ ਚੱਲੀਏ ਗੁਰੂ ਸਾਹਿਬ ਜੀ ਨੇ ਉਸ दैवी ਹੁਕਮ ਨੂੰ ਸਮਝਣ ਦੇ ਲਈ ਕੱਲ ਮੈਂ ਕਰਜ਼ ਕੀਤੀ ਸਾਨੂੰ ਭਾਣਾ ਦਿੱਤਾ ਇੱਕ ਸ਼ਬਦ ਦਾਸ ਪੜੇਗਾ ਤੁਹਾਨੂੰ ਸਭ ਨੂੰ ਚੇਤੇ ਵੇ ਸ਼ਬਦ ਦੇ ਮਾਰੂ ਰਾਗ ਦਾ ਕਿ ਮੁੱਲ ਖਰੀਦੀ ਲਾਲਾ ਗੋਲਾ ਇਹ ਸਾਰੇ ਹੁਕਮ ਦੀ ਵਿਆਖਿਆ ਹੈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਚੰਗਿਆਂ ਭਾਗਾਂ ਵਾਲਾ ਮੈਂ ਗੁਰ ਕੀ ਬਚਨੀ ਖਾਟ ਬਿਕਾਨਾ ਜਿਤ ਲਾਇਆ ਇਹ ਹੁਕਮ ਚ ਨਾ ਤੇਰੇ ਚ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੂੰ ਤੇਰੀ ਰਾਇਆ ਹੁਣ ਅਗਲਾ ਬਚਨ ਪੀਏ ਤਾਂ ਪਾਣੀ ਆਣੀ ਮੀਰਾ ਮੀਰਾ ਦਾ ਲਫ਼ਜ਼ੀ ਅਰਥ ਹੈ ਪਾਤਸ਼ਾਹ ਹੇ ਪਾਰ ਬ੍ਰਹਮ ਪਰਮੇਸ਼ਰ ਜਾਂ ਸ਼ਬਦ ਵਰਤੋ ਵੇਖੋ ਕਿ ਜੇ ਪਿਆਸ ਲੱਗੇ ਤੇ ਪਾਣੀ ਭਰ ਕੇ ਲਿਆਵਾਂ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਉ ਜੇ ਭੁੱਖ ਲੱਗੇ ਤੇ ਚੱਕੀ ਤੇ ਆਟਾ ਪੀ ਕੇ ਲਿਆਵਾਂ ਇਹ ਕੀ ਹੈ ਜੀ ਇਹ ਹੁਕਮ ਦਾ ਵਰਤਾਰ ਹੈ ਕਿ ਤੂੰ ਮੈਨੂੰ ਹੁਕਮ ਕਰ ਮੈਂ ਕੀ ਕਰਾਂ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਉ ਪੱਕਾ ਫੇਰੀ ਪੈਰ ਮਲੋਵਾ ਜਬ ਤਰ੍ਹਾਂ ਤੇਰਾ ਨਾਉ ਇਸ ਹੁਕਮ ਨੂੰ ਮੰਨ ਕੇ ਇਹ ਨਹੀਂ ਕਿਹਾ ਮੈਂ ਤੇਰੀ ਸੇਵਾ ਕੀਤੀ ਮਹਾਰਾਜ ਕਹਿੰਦੇ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੋਂ ਦੁਵਡਿਆਏ ਮੈਂ ਇਸ ਕਰਕੇ ਕਿਹਾ ਭਾਈ ਗੁਰਸਿੱਖੋ ਗੁਰੂ ਘਰ ਚ ਇਸੇ ਦੇਵੀ ਹੁਕਮ ਨੂੰ ਸਮਝਣ ਲਈ ਗੁਰੂ ਦੇ ਸ਼ਬਦ ਦਾ ਹੁਕਮ ਸਮਝਣਾ ਪੈਣਾ ਹੈ ਤੇ ਇਕੱਠੀ ਨਾ ਗੁਰੂ ਅੰਗਦ ਸਾਹਿਬ ਦਾ ਜੀਵਨ ਕੀ ਹੈ ਜੀ ਇਹਦਾ ਡਿਟੇਲ ਨਹੀਂ ਇਹ ਹੁਕਮ ਹੀ ਹੈ ਨਾ ਜਿੱਥੇ ਮੈਂ ਅਰਜ਼ ਕਰਾਂ ਤਰਕ ਹੈ ਪਰ ਜਦੋਂ ਪਤਾ ਲੱਗ ਗਿਆ ਮੇਰਾ ਸਮਰੱਥ ਗੁਰੂ ਹੈ ਉਦੋਂ ਕੋਈ ਤਰਕ ਨਹੀਂ ਉਤੋਂ ਬਸ ਸਤ ਬਚਨ ਹੈ ਸਾਡੇ ਸਾਹਮਣੇ ਬੜੀਆਂ ਉਦਾਹਰਨਾਂ ਨੇ ਚੋਈ ਵਾਲੀ ਦੂਜੀ ਇੱਕ ਸਿੱਧੀ ਗੱਲ ਬਾਬਾ ਜੀ ਕਹਿੰਦੇ ਕਿੱਕਰ ਨੂੰ ਝੂਣਾ ਮਾਰੋ ਮੈਨੂੰ ਪਤਾ ਅੱਜ ਕਰਦਾ ਪੜਿਆ ਲਿਖਿਆ ਬੰਦਾ ਹੱਸਦਾ ਇਸ ਗੱਲ ਨੂੰ ਸੁਣ ਕੇ ਇਹ ਜੀ ਕਿੱਕਰਾਂ ਵਾਲੀਆਂ ਕਹਾਣੀਆਂ ਸੁਣਾਈ ਜਾਂਦੇ ਆ ਬੰਦੇ ਤਾਂ ਬਹੁਤ ਪਹੁੰਚ ਗਏ ਅੱਗੇ ਮੈਂ ਇੱਕ ਬੇਨਤੀ ਕਰਾਂਗਾ ਬੰਦਾ ਪਹੁੰਚਿਆ ਪਰ ਜਿਹੜੀਆਂ ਗੱਲਾਂ ਸੁਰਤ ਨਾਲ ਬਾਬਾ ਜੀ ਕੀਤੀਆਂ ਉੱਥੋਂ ਤੱਕ ਨਹੀਂ ਬੰਦਾ ਪਹੁੰਚਿਆ ਜਪਜੀ ਸਾਹਿਬ ਵਿੱਚ ਬਹੁਤ ਕੁਝ ਆਉਣਾ ਹੁਣ ਉਹਨਾਂ ਕਿਆ ਕਰਨ ਨੂੰ ਕਿਸ ਕਰਕੇ ਜੀ ਮਠਿਆਈ ਡਿੱਗੇਗੀ ਚਲੋ ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂ ਤਰਕ ਨੇ ਦਲੀਲ ਨੇ ਕਿਆ ਨਹੀਂ ਹੋ ਸਕਦਾ ਇਵਨ ਕਿ ਗੁਰੂ ਪੁੱਤਰਾਂ ਨੇ ਵੀ ਕਹਿ ਦਿੱਤਾ ਵੀ ਕਿੱਕਰ ਨੂੰ ਝੂਣਾ ਮਾਰ ਕੇ ਬਾਪੂ ਕੰਡੇ ਡਿੱਗਦੇ ਆ ਮਠਿਆਈ ਨਹੀਂ ਹੁਕਮੀ ਨੂੰ ਕਿਹਾ ਵੀ ਲੈਣਿਆ ਕਿੱਕਰ ਨੂੰ ਝੂਣਾ ਸਤ ਬਚਨ ਤੇ ਜੇ ਪੁੱਛਿਆ ਜਾਏ ਵੀ ਕਿੱਕਰ ਨੂੰ ਮਠਿਆਈ ਲੱਗਦੀ ਏ ਉਹਦਾ ਅਗੋ ਸਬੰਧ ਸੂਤਰ ਹੈ ਮੇਰਾ ਸਬੰਧ ਕੰਡਿਆਂ ਨਾਲ ਤੇ ਮਠਿਆਈ ਨਾਲ ਨਹੀਂ ਮੇਰਾ ਸਬੰਧ ਕਹੇ ਮੇਰਾ ਹੁਕਮੀ ਮੈਨੂੰ ਹੁਕਮ ਕੀ ਕਰਦਾ ਹੈ ਮੈਂ ਇਹ ਦਲੀਲ ਨਹੀਂ ਦੇਣੀ ਕਿ ਇਹ ਕੀ ਉਹ ਕਹਿੰਦੇ ਮੈਨੂੰ ਤਾਂ ਦੇਖੋ ਐਸੇ ਕਰਕੇ ਕਿ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜੈ ਰੱਖੈ ਆਪ ਦੇ ਜਾਹੇ ਖੜੋਵਣਾ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਖਰ ਭਾਵੈ ਤਿਉ ਰੱਖੀਐ ਮੇਰੇ ਖਰ ਜੀਓ ਸਭ ਕੋ ਤੇਰਾ ਵਸ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮੇਰੇ ਖਰਜੀਓ ਸਭ ਕੋ ਤੇਰਾ ਵਸ ਅਸਾਂ ਜ਼ੋਰ ਨਹੀਂ ਸਾਡੀ ਕੀ ਤਾਕਤ ਤੇਰੀ ਹੁਕਮ ਅਦੁੱਲੀ ਕਰ ਸਕੀਏ ਇਸ ਕਰਕੇ ਮੈਂ ਕੱਲ ਤੋਂ ਸ਼ੁਰੂ ਕੀਤਾ ਗੁਰੂ ਜੀ ਨੇ ਅਰਬੀ ਦਾ ਇੱਕ ਸ਼ਬਦ ਵਰਤਿਆ ਹੁਕਮ ਫਿਰ ਇਸ ਹੁਕਮ ਨੂੰ ਅੱਗੇ ਕਹਿ ਦਿੱਤਾ ਹੁਕਮੀ ਹੁਕਮ ਹੁਕਮੀ ਦਾ ਅਰਥ ਜਿਹਦਾ ਹੁਕਮ ਚੱਲ ਰਿਹਾ ਹੈ ਅੱਜ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ ਮੈਂ ਅਰਜ਼ ਕਰਾਂਗਾ ਅੱਗੇ ਸ਼ਬਦ ਆ ਹੀ ਜਾਣੇ ਨੇ ਦੁੱਖ ਸੁੱਖ ਸਭ ਕੁਝ ਅੱਜ ਸਤਿਗੁਰੂ ਨੇ ਬਚਨ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਹੁਕਮ ਦੀ ਸਮਝ ਪਈ ਪੂਰੀ ਨਹੀਂ ਪਈ ਕਿਉਂਕਿ ਹੁਕਮ ਨਾ ਕਿਹਾ ਜਾਏ ਪਲੀਜ਼ ਮੈਂ ਫਿਰ ਅਰਜ਼ ਕਰਾਂ ਇਸ ਪੌੜੀ ਨੂੰ ਪਹਿਲੀ ਤੋਕ ਨਾਲ ਲੈ ਕੇ ਤੁਰਨਾ ਹੁਕਮ ਰਜਾਈ ਚੱਲਣਾ ਜਿਨ੍ਹਾਂ ਨੂੰ ਹੁਕਮ ਦੀ ਸਮਝ ਪਈ ਉਹ ਇੱਕੋ ਦਮ ਉਹਦੀਆਂ ਵਡਿਆਈਆਂ ਕਰਨ ਲੱਗ ਪਏ ਪਰ ਜਿੰਨੀਆਂ ਵਡਿਆਈਆਂ ਕੀਤੀਆਂ ਜਿੰਨੀ ਜਿੰਨੀ ਕਿਸੇ ਨੂੰ ਸਮਝ ਪਈ ਓਨੀ ਵਡਿਆਈ ਕੀਤੀ ਪਰ ਇਹ ਨਹੀਂ ਕਿ ਵਡਿਆਈ ਕਰਨ ਵਾਲਾ ਦੱਸ ਗਿਆ ਜੋ ਵਡਿਆਈ ਕੀਤੀ ਰੱਬ ਦੀ ਵਡਿਆਈ ਇੰਨੀ ਹੈ ਹੁਣ ਮਹਾਰਾਜ ਜੀ ਨੇ ਇੱਕ ਸੂਚੀ ਦਿੱਤੀ ਸਾਨੂੰ ਜੀ ਜਿਹੜੀ ਇਹ ਤੀਸਰੀ ਪੌੜੀ ਹੈ ਨਾਨਕ ਹੁਕਮ ਹੈ ਜੇ ਬੁੱਝੈ ਤਾ ਹੋਮੈ ਕਹਿ ਨਾ ਕੋਏ ਜਿਨ੍ਹਾਂ ਹੁਕਮ ਬੁੱਝਿਆ ਉਹਨਾਂ ਕੀ ਕੀਤਾ ਆਪਾਂ ਅਰਥ ਦੇਖ ਰਹੇ ਨੇ ਬਚਨ ਕਹੇ ਗਾਵੈ ਕੋ ਤਾਣ ਚਲੋ ਆਪ ਬਹੁਤ ਸ਼ੁੱਧ ਪਾਠ ਕਰਨ ਵਾਲੇ ਬੈਠੇ ਹੋ ਅਰਜ਼ ਕਰਾਂਗਾ ਅਕਸਰ ਅਕਸਰ ਸਾਰੇ ਨਹੀਂ ਵਾਵੇ ਉੱਤੇ ਇੱਕ ਲਾਂ ਬੋਲਦੇ ਆ ਗਾਵੇ ਪਰ ਗੁਰਮੁਖੋ ਨੂੰ ਪਾਠ ਕਰਨਾ ਗਾਵੇ ਤੇ ਇਹ ਤਾਂ ਸਮਝ ਪੈਣਾ ਜੇ ਪੰਜਾਬੀ ਪੜ੍ਹਦਿਆਂ ਮੁਹਾਰ ਨਹੀਂ ਸਿੱਖੀ ਹੈ ਤਾਂ ਗਾਵੇ ਕੋ ਤਾਣ ਨਾਣਾ ਬੋਲਣਾ ਨੰਨਾ ਨਹੀਂ ਬੋਲਣਾ ਗਾਵੇ ਕੋ ਗਾਵੇ ਦਰ ਤੇ ਗਉਂਦਾ ਹੈ ਕਥਨ ਕਰਦਾ ਹੈ ਬੋਲਦਾ ਹੈ ਤੇ ਅਗਲਾ ਸ਼ਬਦ ਦੇ ਕੋ ਤੇ ਕੋ ਲਫ ਜਿਹੜਾ ਹੈ ਇਹ ਜਿਹੜਾ ਆ ਅੱਖਰ ਆਇਆ ਇਹਦੇ ਅਰਥ ਗੁਰਬਾਣੀ ਚ ਬਹੁਤ ਨੇ ਮੈਨੂੰ ਪਤਾ ਸਾਡੇ ਟੀਕਾਕਾਰ ਜਦੋਂ ਅਰਥ ਕਰ ਲੱਗੇ ਕਈਆਂ ਨੇ ਕੋ ਦੇ ਅਰਥ ਕੀਤੇ ਕੌਣ ਇਹ ਵੀ ਅਰਥ ਕੀਤੇ ਹੁਣ ਗੁਰਬਾਣੀ ਚ ਕੋ ਲਫ ਅੱਖਰ ਜਿਹੜਾ ਹੈ ਸ਼ਬਦ ਜਿਹੜਾ ਆਇਆ ਇਹ ਇਹਦੇ ਅਰਥ ਉਚਾਰਨ ਇੱਕੋ ਹੀ ਅਰਥ ਇੱਕੋ ਨਹੀਂ ਜਿਵੇਂ ਅਸੀਂ ਪਾਠ ਕਰਨੇ ਆ ਸਭ ਕੋ ਮੀਤ ਹਮ ਆਪਨ ਕਿਨਾ ਉਥੇ ਕੋ ਦਾ ਅਰਥ ਨੂੰ ਸਾਰਿਆਂ ਨੂੰ ਸਭ ਕੋ ਮੀਤ ਇਹ ਅਸੀਂ ਉਥੇ ਪੜ੍ਹਨੇ ਜਦੋਂ ਅਸੀਂ ਬਾਣੀ 'ਚ ਇਹ ਪਾਠ ਕਰਨੇ ਆ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਜੇ ਕੋ ਦਰ ਕੋਈ ਇੱਕ ਪਾਠ ਕਰਦੇ ਹੋ ਜਪਜੀ ਸਾਹਿਬ ਚ ਜੇ ਕੋ ਖਾਇਕ ਆਖਣ ਪਾਏ ਕੋ ਦਾ ਅਰਥ ਕੋਈ ਬਾਣੀ ਚ ਦਾ ਵੀ ਅਰਥ ਆਇਆ ਕੋ ਦਾ ਨੂੰ ਵੀ ਆਇਆ ਰਾਮ ਕੋ ਬਲ ਸਭ ਕੋ ਬਾਈ ਇਹਦਾ ਅਰਥ ਦਾ ਕੋ ਦਾ ਅਰਥ ਦਾ ਕੋ ਦਾ ਅਰਥ ਨੂੰ ਕੋ ਦਾ ਅਰਥ ਕੌਣ ਪਰ ਉਹ ਪ੍ਰਕਰਨ ਅਨੁਸਾਰ ਪਤਾ ਲੱਗੇਗਾ ਕਿਸ ਤੋਕ ਵਿੱਚ ਵਰਤੇ ਇੱਥੇ ਜਿਹੜਾ ਸ਼ਬਦ ਆਵੇਗਾ ਜੀ ਕੋ ਇਹਦਾ ਅਰਥ ਕੋਈ ਇਹਦਾ ਨਾ ਅਰਥ ਦਾਖ ਹੈ ਨਾ ਅਰਥ ਨੂੰ ਹੈ ਤੇ ਨਾ ਇਹਦਾ ਅਰਥ ਕੌਣ ਹੈ ਗਾਵੇ ਕੋ ਤਾਣ ਤਾਣ ਦਾ ਲਫ਼ਜ਼ੀ ਅਰਥ ਹੈ ਤਾਕਤ ਬਲ ਸ਼ਕਤੀ ਗਾਉਂਦਾ ਹੈ ਕੋਈ ਅਰਥ ਹੀ ਕਰਾਂਗੇ ਜਾਂ ਕੋਈ ਗਾਉਂਦਾ ਹੈ ਤਾਣ ਦਾ ਅਰਥ ਹੈ ਤਾਕਤ ਤੇਰੀ ਸ਼ਕਤੀ ਨੂੰ ਪਰਮਾਤਮਾ ਗਾਵੇ ਕੋ ਤਾਣ ਕੋਈ ਤੇਰੀ ਤਾਕਤ ਨੂੰ ਗਾ ਰਿਹਾ ਤੇਰੇ ਬਲ ਨੂੰ ਗਾ ਰਿਹਾ ਪਰ ਕੌਣ ਹੋਵੇ ਕਿਸੈ ਇਹ ਸੱਸੇ ਤੇ ਦੁਲਾਵਾਂ ਨੇ ਕਿਸੇ ਨੇ ਕਿਸੈ ਹੋਵੇ ਕਿਸੈ ਤਾਣ ਕਿਸੇ ਦਰ ਤੇ ਕਿਸੇ ਕੋਲ ਸ਼ਬਦ ਸਿੱਧੇ ਕੋਈ ਤੇਰੀ ਤਾਕਤ ਨੂੰ ਗਾ ਰਿਹਾ ਹੈ ਪਰ ਕਿਉਂ ਗਾ ਰਿਹਾ ਹੈ ਕਿਉਂਕਿ ਉਹਨੂੰ ਤੂੰ ਤਾਕਤ ਦਿੱਤੀ ਉਹ ਤੇਰੇ ਬਲ ਨੂੰ ਲੈ ਕੇ ਤੇਰੇ ਬਲ ਨੂੰ ਗਾ ਰਿਹਾ ਹੈ ਫਿਰ ਬੇਨਤੀ ਜਿੰਨੂੰ ਤੂੰ ਤਾਕਤ ਦਿੱਤੀ ਉਹਨੂੰ ਇੱਕ ਗੁਣ ਮਿਲ ਗਿਆ ਜਿਹਦੇ ਕੋਲ ਤਾਕਤ ਆ ਗਈ ਪਰ ਗੁਰਮਖੋ ਇਹ ਆਤਮ ਬਲ ਵੀ ਹੈ ਇਹ ਸਰੀਰਕ ਬਲ ਵੀ ਹੈ ਇਹ ਵਿਦਿਆ ਬਲ ਵੀ ਹੈ ਇਹ ਸਿਆਣਪ ਬਲ ਵੀ ਇਹ ਸ਼ੁਕਰਾਨੇ ਵਾਲਿਆਂ ਦਾ ਹੰਕਾਰੀਆਂ ਦਾ ਬਲ ਨਹੀਂ ਇੱਥੇ ਹਰਨਾਕਸ਼ ਕੋਲ ਵੀ ਬਲ ਹੈ ਤੇ ਪ੍ਰਹਿਲਾਦ ਕੋਲ ਵੀ ਬਲ ਹੈ ਪਰ ਇਹ ਜਿਹੜਾ ਗਾਵਾ ਕੋ ਤਾਣ ਇਹ ਪ੍ਰਹਿਲਾਦ ਵਾਲਾ ਬਲ ਹੈ ਮੈਂ ਬੇਨਤੀ ਕਰਾਂ ਸਿਕੰਦਰ ਲੋਦੀ ਕੋਲ ਵੀ ਤਾਣ ਹੈ ਤੇ ਕਬੀਰ ਕੋਲ ਵੀ ਤਾਕਤ ਹੈ ਪਰ ਸੱਚ ਇਹ ਵੇ ਇਹ ਇਹ ਸ਼ੁਕਰਾਨੇ ਵਾਲਿਆਂ ਦੀ ਤਾਕਤ ਤੇ ਇਹ ਹੰਕਾਰੀਆਂ ਦਾ ਤਾਣ ਨਹੀਂ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਜਿਹਨੂੰ ਤੁਸੀਂ ਤਾਕਤ ਦਿੰਦੇ ਹੋ ਉਹ ਇੱਕ ਗੁਣ ਤੇਰਾ ਵੇਖ ਲਿਆ ਵੀ ਰੱਬ ਬੜਾ ਸ਼ਕਤੀਸ਼ਾਲੀ ਹੈ ਤਾਕਤ ਵਾਲਾ ਜਿਵੇਂ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ ਇਹ ਇਹਦੇ ਅਰਥ ਥੋੜੇ ਜਿਹਾ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਕਬੀਰ ਸਾਹਿਬ ਦਾ ਇਹ ਸ਼ਬਦ ਹੈ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋਪ ਮੂੰਡ ਮੈਂ ਮਾਰਿਓ ਹਸਤ ਭਾਗ ਕੈ ਚੀਸਾ ਮਾਰੈ ਇਆਂ ਮੂਰਤ ਕੈ ਖੋਂ ਬੁਲਹਾਰੇ ਹੁਣ ਦੇਖੋ ਇਹ ਇੱਕ ਸ਼ਬਦ ਹੁੰਦਾ ਜ਼ੋਰ ਹਾਥੀ ਦੇ ਥੱਲੇ ਕਬੀਰ ਜੀ ਨੂੰ ਸੱਟ ਦਿੱਤਾ ਸਿਰਫ ਆਪਾਂ ਤਾਣ ਸ਼ਬਦ ਦੇ ਅਰਥ ਕਰ ਰਹੇ ਮਹਾਵਤ ਸਿਰ ਤੇ ਬੈਠਾ ਉਹ ਕੁੰਡਾ ਮਾਰਦਾ ਤੇ ਕਾਜੀ ਕਹਿੰਦਾ ਵੀ ਕਬੀਰ ਦੇ ਬੱਦੇ ਕੋਈ ਸ਼ਰੀਰ ਨੂੰ ਤੂੰ ਹਾਥੀ ਦੇ ਨਾਲ ਕੁਚਲ ਦੇ ਹੁਣ ਦੇਖਿਓ ਉਹ ਬੰਦਾ ਵੱਜਾ ਹੋਇਆ ਨਾ ਉਹਦੇ ਕੋਲ ਹੱਥ ਉਹਦੇ ਵੱਜੇ ਪੈਰ ਉਹਦੇ ਵੱਧੇ ਹੁਣ ਉਹਨੂੰ ਜਿਹੜਾ ਵਿਚਾਰ ਰਿਹਾ ਹੈ ਉਹੀ ਖਾਤੀ ਕਬੀਰ ਦੇ ਨੇੜੇ ਮਾਰਨ ਦੀ ਥਾਂ ਉਹਦੇ ਅੱਗੇ ਝੁਕ ਰਿਹਾ ਹੈ ਕਬੀਰ ਇਹ ਨਹੀਂ ਕਹਿ ਰਿਹਾ ਕਿ ਮੇਰੀ ਤਾਕਤ ਉਹ ਕਹਿੰਦਾ ਪਰਮਾਤਮਾ ਤਾਕਤ ਮੇਰੇ ਕੋਲ ਨਹੀਂ ਪਰ ਮੈਂ ਤੇਰੀ ਤਾਕਤ ਤੋਂ ਕੁਰਬਾਨ ਜਾਵਾਂ ਜਿਨੇ ਖਾਤੀ ਨੂੰ ਵੀ ਚੁਕਾ ਦਿੱਤਾ ਇਹਨੂੰ ਸਮਝਣ ਲਈ ਇੱਕ ਉਦਾਹਰਨ ਦੇ ਰਿਹਾ ਹਾਂ ਤੇ ਸਿੱਧੇ ਅਰਥ ਆਪਾਂ ਕਰੀ ਜਾਾਂਗੇ ਮਹਾਰਾਜ ਕਹਿੰਦੇ ਪੂਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੋ ਮੂੰਡ ਮੈਂ ਮਾਰਿਓ ਹਸਤ ਭਾਕ ਕੈ ਚੀਸਾ ਮਾਰੈ ਇਆਂ ਮੂਰਤ ਕੈ ਹਉ ਬਲਿਹਾਰੈ ਅੱਗੇ ਆਏ ਮੇਰੇ ਠਾਕੁਰ ਤੁਮਰਾ ਜੋਰ ਇਹ ਤੇਰਾ ਤਾਣ ਹੈ ਇਹ ਤੇਰੀ ਸ਼ਕਤੀ ਹੈ ਗਾਵੈ ਕੋ ਤਾਣ ਖੋਵੈ ਕਿਸੈ ਤਾਣ ਆਏ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਜਿਨੂੰ ਤੂੰ ਤਾਕਤ ਦੇ ਦੇਵੇਂ ਤਾਕਤ ਵਾਲੇ ਵੀ ਕਹਿੰਦੇ ਆ ਸਾਡੀ ਤਾਕਤ ਨਹੀਂ ਇਹ ਪਰਮਾਤਮਾ ਦੀ ਹੈ ਸਾਡੀ ਸ਼ਕਤੀ ਨਹੀਂ ਇਹੀ ਕਾਰਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਦਿਨ ਪਹਿਲੀ ਜੰਗ ਪੰਘਾਣੀ ਦੀ ਜਿੱਤ ਕੇ ਆਉਂਦੇ ਆ 22 ਸਾਲ ਦੀ ਉਮਰ ਪਹਿਲੀ ਜੰਗ ਜਿੱਤੀ ਪਹਾੜੀਆਂ ਦੇ ਵਿਰੋਧ ਵਿੱਚ ਤੇ ਜਿੱਤ ਕੇ ਆਇਆ ਸ਼ਬਦ ਵਰਤਿਆ ਭਈ ਜੀਤ ਮੇਰੀ ਅੱਗੇ ਕਿਹਾ ਇਹ ਨਹੀਂ ਕਿ ਤਾਕਤ ਮੇਰੀ ਕਹਿੰਦੇ ਕਿਰਪਾ ਕਾਲ ਕੇਰੀ ਤੂੰ ਮੈਨੂੰ ਤਾਕਤ ਦਿੱਤੀ ਇਹ ਤਾਕਤ ਤੇਰੀ ਹੈ ਮੇਰੀ ਬੇਨਤੀ ਹੈ ਪਹਿਲੀ ਗੱਲ ਗੁਰੂ ਜੀ ਕਹਿੰਦੇ ਆ ਇਸ ਸ੍ਰਿਸ਼ਟੀ ਵਿੱਚ ਬਲਸ਼ਾਲੀ ਬੰਦੇ ਨੇ ਆਤਮਿਕ ਬਲ ਵਾਲੇ ਉਹ ਪ੍ਰਮਾਤਮਾ ਨੂੰ ਗਾਉਂਦੇ ਨੇ ਗਾਵੇ ਕੋ ਤਾਣ ਪਰ ਕੌਣ ਹੋਵੇ ਕਿਸੈ ਤਾਣ ਫਿਰ ਮੈਂ ਅਰਥ ਰਿਪੀਟ ਆ ਤਾਣ ਦਾ ਅਰਥ ਬਲ ਗਾਵੇ ਕਰ ਤੇ ਕੋਈ ਗਾਉਂਦਾ ਹੈ ਪਰ ਜਿਸ ਨੂੰ ਤੂੰ ਇਹ ਤਾਕਤ ਦੇ ਦੇਵੇਂ ਇਸ ਤੋਂ ਅਗਲਾ ਬਚਨ ਗਾਵੇ ਕੋ ਇਥੇ ਰੁਕ ਕੇ ਵਿਸ਼ਰਾਮ ਹੈ ਕੋਈ ਗਾਉਂਦਾ ਹੈ ਦਾਤ ਜਾਣੈ ਨੀਸਾਨ ਫਿਰ ਬੇਨਤੀ ਨਿਸ਼ਾਨ ਨਹੀਂ ਨੰਨੇ ਨੂੰ ਬਿਹਾਰੀ ਹੈ ਕੋਈ ਗੌਂਦਾ ਹੈ ਦਾਤ ਜਾਣੈ ਨਿਸ਼ਾਨ ਦਾਤ ਦਾ ਅਰਥ ਪ੍ਰਮਾਤਮਾ ਤੇਰੀ ਦਿੱਤੀ ਹੋਈ ਕੋਈ ਚੀਜ਼ ਵਸਤੂ ਦਾਤ ਚਲੋ ਦਾਤ ਦਾਤੇ ਨਾਲ ਰਿਲੇਟਡ ਨਿਸ਼ਾਨ ਮੈਂ ਉਸ ਦਿਨ ਨਿਸ਼ਾਨ ਦੇ ਅਰਥ ਬਹੁਤ ਨੇ ਪਰ ਇੱਥੇ ਨਿਸ਼ਾਨ ਦਾ ਅਰਥ ਹੈ ਚਿੰਨ ਨਿਸ਼ਾਨੀ ਜਦੋਂ ਕਿਸੇ ਨੂੰ ਤੂੰ ਕੋਈ ਵੀ ਦਾਤ ਦੇਣਾ ਤੇ ਸੱਚ ਇਹ ਵੇ ਉਹ ਦਾਤ ਲੈ ਕੇ ਪਰਮਾਤਮਾ ਇਹ ਕਹਿੰਦਾ ਮੇਰਾ ਕੁਝ ਨਹੀਂ ਇਹ ਰੱਬ ਦੀ ਦਿੱਤੀ ਕੋਈ ਰਹਿਮਤ ਦੀ ਨਿਸ਼ਾਨੀ ਹੈ ਉਹ ਤੇਰੀ ਦਾਤ ਨੂੰ ਤੇਰੀ ਨਿਸ਼ਾਨੀ ਜਾਣ ਕੇ ਤੇਰਾ ਸ਼ੁਕਰ ਕਰਦਾ ਹੈ ਇਸ ਤਰੀ ਆਪਾਂ ਗਾ ਰਹੇ ਹਾਂ ਨਾ ਰੱਬ ਨੂੰ ਗਾਵੇ ਕੋ ਦਾਤ ਜਾਣੇ ਨਿਸ਼ਾਨ ਕਿ ਆ ਸਾਰੀਆਂ ਤੇਰੀਆਂ ਦਾਤਾਂ ਨੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਕੇ ਰਹਿਤਨਾਮੇ ਚ ਧਨ ਕੀਰਤ ਸੁਖ ਰਾਜ ਵਡਾਈ जुवती ਸੁੱਤ ਵਿਦਿਆ ਬੋ ਭਾਈ ਇਹ ਸਭ ਦਾਤ ਗੁਰੂ ਕੀ ਜਾਣੇ ਤਾਂ ਤੇ ਨ ਅਬਮਾਨੈ ਠਾਣੇ ਧਨ ਜੇ ਤੈਨੂੰ ਦੌਲਤ ਮਿਲੇ ਇਹ ਵੀ ਉਹਦੀ ਦਾਤ ਕੀਰਤ ਦਾ ਲਫ਼ਜ਼ੀ ਅਰਥ ਜੇ ਚਾਰ ਬੰਦੇ ਤੇਰੀ ਚੰਗੀ ਸ਼ੋਭਾ ਕਰਨ ਇਹਨੂੰ ਦਾਤ ਸਮਝ ਕੇ ਜਾਣੀ ਇਹ ਮਤ ਸਮਝੀ ਕਿ ਮੇਰੇ ਆਪਣੇ ਉਦਮ ਕਰਕੇ ਮੈਨੂੰ ਇੰਨੀ ਸਲੋਤਾ ਮਿਲ ਰਹੀ ਹੈ ਅਸਲ ਚ ਧਨ ਕੀਰਤ ਜੇ ਤੈਨੂੰ ਸੁਖ ਮਿਲੇ ਨੇ ਨਾ ਇਹ ਸਭ ਕੁਝ ਇਹਦੇ 'ਚ ਆ ਜਾਣਾ ਇਹ ਇਹ ਦੋ ਦੋਰੇ ਵਿੱਚ ਧਨ ਦੌਲਤ ਕੀਰਤ ਦਾ ਅਰਥ ਹੈ ਤੇਰੀ ਵਡਿਆਈ ਸੁੱਖ ਦਾ ਅਰਥ ਹੈ ਆਤਮਿਕ ਸੁੱਖ ਤੇ ਸਰੀਰਕ ਸੁੱਖ ਜੋ ਵੀ ਤੈਨੂੰ ਮਿਲਿਆ ਧਨ ਕੀਰਤ ਸੁੱਖ ਰਾਜ ਤੈਨੂੰ ਰਾਜ ਭਾਗ ਮਿਲਿਆ ਹੋਵੇ ਤੇਰੀ ਤਾਕਤ ਚੱਲਦੀ ਹੋਵੇ ਧਨ ਕੀਰਤ ਸੁਖ ਰਾਜ ਵਡਾਈ ਤੈਨੂੰ ਦੁਨੀਆ 'ਚ ਚੰਗਿਆਈ ਮਿਲੀ ਹੋਵੇ ਜੁਬਤੀ ਜੁਬਤੀ ਦਾ ਅਰਥ ਹੈ ਬੇਟੀ ਸੁੱਤ ਦਾ ਅਰਥ ਹੈ ਬੇਟਾ ਵਿਦਿਆ ਦਾ ਅਰਥ ਹੈ ਤਾਲੀਮ ਮਹਾਰਾਜ ਕਹਿੰਦੇ ਆ ਧਨ ਹੋਵੇ ਸੁਖ ਹੋਵੇ ਵਡਿਆਈ ਹੋਵੇ ਪੁੱਤਰ ਹੋਵੇ ਨੇਕ ਧੀ ਹੋਵੇ ਮਹਾਰਾਜ ਕਹਿੰਦੇ ਆ ਕਿ ਇੱਥੋਂ ਤੱਕ ਕਿ ਸਭ ਕੁਝ ਤੇਰੇ ਘਰ ਚ ਹੋਵੇ ਇਹ ਸਾਰੀਆਂ ਚੀਜ਼ਾਂ ਲੈ ਕੇ ਇਹਨੂੰ ਦੇਖ ਕੇ ਰੱਬ ਦੀ ਦਾਤ ਜਾਣ ਕੇ ਸ਼ੁਕਰਾਨਾ ਕਰੇ ਤਨ ਕੀਰਤ ਸੁਖ ਰਾਜ ਵਡਾਈ ਜੁਵਤੀ ਸੁਤ ਵਿਦਿਆ ਬਹੁ ਭਾਈ ਤੂੰ ਜਿੰਨਾ ਮਰਜੀ ਪੜ ਜਾਏ ਪੜ੍ਹਾਈ ਨੂੰ ਵੀ ਦਾਤ ਨਾਲ ਲੈ ਕੇ ਚੱਲੀ ਤੇਰੇ ਵਰਗੀ ਇੱਕ ਪਰਿਵਾਰ 'ਚ ਕਿੰਨੇ ਜੀ ਹੁੰਦੇ ਨੇ ਜੀ ਇੱਕ ਭਰਾ ਟੌਪ ਦਾ ਡਾਕਟਰ ਹੁੰਦਾ ਹੈ ਦੂਜਾ ਵਿਚਾਰਾ ਕਈ ਵਾਰੀ ਦਿਹਾੜੀ ਕਰ ਰਿਹਾ ਹੁੰਦਾ ਮਹਾਰਾਜ ਕਹਿੰਦੇ ਵਿਦਿਆ ਵੀ ਰੱਬ ਦੀ ਦਾਤ ਹੈ ਤਨ ਕੀਰਤ ਸੁਖ ਰਾਜ ਵਡਾਈ ਜੁਬਤੀ ਸੁਤ ਵਿਦਿਆ ਬੋ ਭਾਈ ਇਹ ਸਭ ਦਾਤ ਗੁਰੂ ਕੀ ਜਾਣੈ ਤਾਂ ਤੇ ਨਾ ਅਬਮਾਨੈ ਠਾਨੈ ਮੈਂ ਇੱਕ ਇੱਕ ਪ੍ਰਮਾਣ ਤਾਂ ਦੇ ਰਿਹਾ ਇਹ ਨਾ ਸੋਚਿਓ ਵੀ ਆਪਾਂ ਤਾਂ ਅਰਥ ਸੁਣਨਾ ਹੈ ਥੋੜੀ ਜੀ ਗੱਲ ਖੁੱਲ ਸਕੇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਤਾਕਤ ਤੇਰੀ ਨੂੰ ਗਾਉਂਦਾ ਜਦੋਂ ਕਿਸੇ ਨੂੰ ਤਾਕਤ ਦੇ ਦੇਣਾ ਗਾਵੇ ਕੋ ਕੋਈ ਗਾਉਂਦਾ ਹੈ ਦਾਤ ਜਾਣੈ ਨਿਸ਼ਾਨ ਤੂੰ ਦਾਤ ਦੇਣਾ ਉਹ ਤੇਰੀ ਨਿਸ਼ਾਨੀ ਜਾਣ ਕੇ ਤੈਨੂੰ ਗਾ ਰਿਹਾ ਹੈ ਇਹ ਤੂੰ ਦਿੱਤੀ ਹੈ ਇਹ ਤੇਰਾ ਚਿੰਨ ਹੈ ਉਹ ਸੱਚੀ ਮੁੱਚੀ ਹੈ ਰੱਬ ਦੀ ਨਿਸ਼ਾਨੀ ਮੈਨੂੰ ਯਾਦ ਹੈ ਮਹਾਰਾਜ ਗੁਰੂ ਤੇਗ ਬਹਾਦਰ ਅਸਾਮ ਗਏ ਤੇ ਰਾਜਾ ਰਾਮ ਦੇ ਘਰ ਪੁੱਤਰ ਨਹੀਂ ਸੀ ਤੇ ਮਹਾਰਾਜ ਸੰਖੇਪ ਜੀ ਮਰਜ ਕਰਾਂ ਤੇ ਉਹ ਜਦੋਂ ਸ਼ਾਮ ਨੂੰ ਮਹਾਰਾਜ ਬੈਠੇ ਤੇ ਦੋਵੇਂ ਜੀ ਤੇ ਉਹ ਬੜਾ ਮਯੂਸ ਜਿਹਾ ਬੈਠਾ ਉਹਦੀ ਰਾਣੀ ਨੇ ਕਿਹਾ ਵੀ ਇੰਨੇ ਸਤਿਗੁਰੂ ਸਮਰੱਥ ਨੇ ਤੂੰ ਬੇਨਤੀ ਕਰ ਲੈ ਤੇ ਮਨ ਝਜਕੀ ਜਾਏ ਵੀ ਕੀ ਕਹਾ ਤੇ ਉਹਨੇ ਕਹਿੰਦੇ ਨੇ ਉਸ ਵਕਤ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਗੁਰਦੇਵ ਕਹਿੰਦੇ ਆ ਤੂੰ ਮਯੂਸ ਕਿਉਂ ਵੇਂ ਕਹਿੰਦਾ ਸਭ ਕੁਝ ਕਹਿ ਪਰ ਅੱਗੇ ਸਾਂਭਣ ਵਾਲਾ ਕੋਈ ਬੱਚਾ ਨਹੀਂ ਮਹਾਰਾਜ ਨੇ ਛਾਪ ਨਾ ਜੀ ਮੋਰ ਉਹਦੇ ਮੱਥੇ ਤੇ ਲਾ ਕੇ ਕਹਿਣ ਲੱਗੇ ਤੇਰੇ ਘਰ ਗੁਰੂ ਨਾਨਕ ਦਾ ਭਗਤ ਆਏਗਾ ਉਹਦੇ ਮੱਥੇ ਤੇ ਸਾਡੀ ਨਿਸ਼ਾਨੀ ਹੋਵੇਗੀ ਉਸ ਰਾਜਾ ਰਤਨ ਰਾਏ ਦਾ ਜਨਮ ਹੋਇਆ ਰਾਮ ਰਾਜਾ ਰਾਮ ਰਾਏ ਦੀ ਮੌਤ ਹੋ ਗਈ ਰਤਨ ਰਾਏ ਮਾਂ ਨੇ ਪਾਲਿਆ ਤੇ ਇੱਕ ਦਿਨ ਉਹ ਕੇਸ ਵਾਰਿਆ ਸੀ ਉਹਨੂੰ ਪਤਾ ਲੱਗਾ ਵੀ ਬਿਲਕੁਲ ਕੇਸਾਂ ਦੇ ਥੱਲੇ ਕੋਈ ਕਾਲਾ ਨਿਸ਼ਾਨ ਹੈ ਉਹਨੇ ਆਪਣੀ ਮਾਈ ਨੂੰ ਪੁੱਛਿਆ ਮਾਂ ਜਿਹਨੇ ਪੰਜ ਕਲਾ ਸ਼ਸਤਰ ਪੰਜ ਘੋੜੇ ਦਿੱਤੇ ਸਨ ਰਾਜੇ ਨੇ ਚੰਦਨ ਦੀ ਚੌਂਕੀ ਜਿਹਨੇ ਦਿੱਤੀ ਅਸਾਮ ਦਾ ਰਾਜਾ ਜਿਹਨੇ ਪ੍ਰਸਾਦੀ ਹਾਥੀ ਦਿੱਤਾ ਮਾਰ ਇਹਨੂੰ ਭੇਟਾ ਕੀਤਾ ਜੀ ਉਹਨੇ ਵੇਖਿਆ ਵੀ ਵਾਲਾਂ ਤੋਂ ਥੱਲੇ ਕੋਈ ਕਾਲਾ ਪਨ ਕੇ ਮਾਂ ਹੀ ਕੋਲ ਆਇਆ ਦਸਤਾਰ ਬੰਨਦਾ ਬੱਚਾ ਹੀ ਪੱਗ ਬੰਨ ਰਿਹਾ ਤੇ ਕਹਿੰਦਾ ਮਾਂ ਮੇਰੇ ਮੱਥੇ ਤੇ ਦਾਗ ਹੈ ਕੋਈ ਇਹ ਸੱਟ ਵੱਜੀ ਸੀ ਕੋਈ ਸੁਣਦਿਆ ਮਾਈ ਚੁੱਪ ਕਰ ਗਈ ਉਹਨੇ ਫਿਰ ਕਿਹਾ ਉਹ ਰੋ ਪਈ ਉਹ ਫਿਰ ਕਹਿੰਦਾ ਦੱਸ ਕਹਿੰਦੀ ਮੇਰੇ ਬੱਚੇ ਜਦੋਂ ਤੂੰ ਨਹੀਂ ਸਹਿ ਹੋਇਆ ਉਦੋਂ ਗੁਰੂ ਨਾਨਕ ਸਾਹਿਬ ਦੀ ਜੋਤ ਸਾਡੇ ਘਰ ਆਈ ਸੀ ਤੇਰੇ ਪਿਤਾ ਜੀ ਮਾਇੂਸ ਹੋ ਗਏ ਸਨ ਤੇ ਉਸ ਜੋਤ ਦੇ ਮਾਲਕ ਨੌਮੰ ਗੁਰਦੇਵ ਨੇ ਤੇਰੇ ਪਿਤਾ ਜੀ ਦੇ ਤਨ ਤੇ ਛਾਪ ਲਾ ਕੇ ਕਿਹਾ ਸੀ ਸਾਡੇ ਘਰ ਗੁਰੂ ਨਾਨਕ ਦਾ ਤੇਰੇ ਘਰ ਗੁਰੂ ਨਾਨਕ ਦਾ ਭਗਤ ਆਏਗਾ ਤੇ ਨਾਲ ਕਿਹਾ ਸੀ ਯਕੀਨ ਕਰੀ ਉਹਦੇ ਮੱਥੇ ਦੇ ਉੱਤੇ ਏਕ ਓੰਕਾਰ ਦਾ ਚਿੰਨ ਹੋਵੇਗਾ ਮੈਂ ਬੇਨਤੀ ਕਰਾਂ ਪੱਕਾ ਸੀ ਜੀ ਬਸ ਇੰਨੀ ਗੱਲ ਕਹੀ ਸਮਝ ਪੈ ਗਈ ਮੈਂ ਬੇਨਤੀ ਕਰਾਂ ਕਿ ਇਹ ਤਾਂ ਚਲੋ ਉਹਦਾ ਚਿੰਨ ਪਿਆ ਸੀ ਪਰ ਗੁਰੂ ਨਾਨਕ ਸਾਹਿਬ ਕਹਿ ਰਿਹਾ ਕਿ ਜਿਹੜੀ ਵੀ ਤੈਨੂੰ ਦਾਤ ਮਿਲੇ ਉਹਨੂੰ ਬਸ ਇਉਂ ਸਮਝਿਆ ਕਰ ਇਹ ਰੱਬ ਦੀ ਦਿੱਤੀ ਹੋਈ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਨੇ ਕੋਈ ਦਾਤਾਂ ਲੈਂਦੇ ਆ ਦਾਤ ਲੈ ਕੇ ਫਿਰ ਸ਼ੁਕਰ ਕਰਦੇ ਆ ਗਾਵੇ ਕੋ ਦਾਤ ਜਾਣੈ ਨਿਸ਼ਾਨ ਨਿਸ਼ਾਨਦਰਤ ਚਿੰਨ ਅਗਲਾ ਬਚਨ ਗਾਵੇ ਕੋ ਗੁਣ ਵਡਿਆਈਆਂ ਚਾਰ ਇੱਥੇ ਮੈਂ ਇੱਕ ਬੇਨਤੀ ਕਰਾਂ ਥੋੜਾ ਜਿਹਾ ਪਾਠ ਭੇਦ ਸੀ ਕਈਆਂ ਪਾਠ ਕੀਤਾ ਗਾਵੇ ਕੋ ਗੁਣ ਵਡਿਆਈਆਂ ਵਡਿਆਈ ਆਚਾਰ ਕੀਤਾ ਪਰ ਨਹੀਂ ਸਾਰਾ ਪਾਠ ਅਸੀਂ ਜਿੰਨਾ ਗੁਰਮਖਾ ਦਾ ਪਾਠ ਸੁਣਿਆ ਸਭ ਨੇ ਆਚਾਰ ਨਹੀਂ ਕੀਤਾ ਚਾਰ ਕੀਤਾ ਗਾਵੇ ਕੋ ਅਰਥ ਹੋ ਗਿਆ ਕੋਈ ਗਾਉਂਦਾ ਹੈ ਗੁਣ ਵਡਿਆਈਆਂ ਚਾਰ ਇੱਥੇ ਗੁਣ ਸਿੱਧੇ ਅਰਥ ਅੱਗੇ ਸੀ ਦੇਖਣਾ ਤੇਰੇ ਗੁਣਾ ਨੂੰ ਤੇਰੀਆਂ ਵਡਿਆਈਆਂ ਨੂੰ ਤੇ ਅੱਗੇ ਲਫ਼ਜ਼ ਆ ਗਿਆ ਚਾਰ ਗੁਰਬਾਣੀ ਵਿੱਚ ਚਾਰ ਦੇ ਅਰਥ ਦੋ ਤਰ੍ਹਾਂ ਨਾਲ ਆਉਂਦੇ ਆ ਇੱਕ ਗਿਣਤੀ ਚ ਆਉਂਦੇ ਆ ਤੇ ਇੱਕ ਸੁੰਦਰਤਾ ਚ ਆਉਂਦੇ ਆ ਜਦੋਂ ਅਸੀਂ ਪਾਠ ਕਰਨੇ ਆ ਚਾਰ ਗਵਾਇਆ ਹੰਡ ਕੈ ਉੱਥੇ ਚਾਰ ਗਿਣਤੀ ਹੈ ਚਾਰ ਪੈਰ ਜਦੋਂ ਆਪ ਜੀ ਪਾਠ ਕਰਦੇ ਹੋ ਚਾਰ ਪੁਕਾਰਾਂ ਨਾ ਤੂੰ ਮੰਨੈ ਉਥੇ ਚਾਰ ਗਿਣਤੀ ਦਾ ਚਾਰ ਵੇਦ ਇੱਥੇ ਲਫ਼ਜ਼ ਜਿਹੜਾ ਚਾਰ ਆਇਆ ਇਹਦਾ ਅਰਥ ਹੈ ਸੁੰਦਰ ਸੋਹਣੀਆਂ ਸੋਹਣਾ ਇਹਦੇ ਅਰਥ ਹੋ ਗਿਆ ਗਾਵੈ ਕੋ ਗੁਣ ਵਡਿਆਈਆਂ ਚਾਰ ਹੇ ਏਕ ਓੰਕਾਰ ਪਰਮਾਤਮ ਦੇਵ ਜੀ ਇਸ ਦੁਨੀਆ ਵਿੱਚ ਕੁਝ ਗਾਉਂਦੇ ਨੇ ਗਾਵੈ ਕੋ ਦਰਤ ਜੀ ਕਰੀ ਗਾ ਰਹੇ ਕੋਈ ਗਾਉਂਦਾ ਹੈ ਗੁਣ ਵਡਿਆਈਆਂ ਚਾਰ ਤੇਰੀਆਂ ਸੋਹਣੀਆਂ ਵਡਿਆਈਆਂ ਤੇ ਗੁਣਾ ਨੂੰ ਚੇਤੇ ਕਰਕੇ ਕੋਈ ਤੈਨੂੰ ਇਸ ਤਰੀ ਗਾ ਰਿਹਾ ਬਾਣੀ 'ਚ ਬੜੇ ਸ਼ਬਦ ਨੇ ਆ ਕੀ ਨੇ ਜੀ ਗੁਣ ਵਡਿਆਈਆਂ ਜਿਵੇਂ ਤੁਮ ਦਾਤੇ ਠਾਕੁਰ ਇਹ ਵਡਿਆਈਆਂ ਨੇ ਨਾ ਤੇ ਸੋਹਣੀਆਂ ਵਡਿਆਈਆਂ ਨੇ ਗਾਵੇ ਕੋ ਗੁਣ ਵਡਿਆਈਆਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਹੁਣ ਇੱਕ ਤੋਕ ਵਿੱਚ ਕਿੰਨੇ ਗੁਣ ਦੱਸ ਦਿੱਤੇ ਤੋਕ ਜੀ ਅਸੀਂ ਇੱਕ ਪੜੀਏ ਤੁਮ ਦਾਤੇ ਤੇਰੀ ਵਡਿਆਈ ਕਰ ਰਿਹਾ ਤੇਰੇ ਵਰਗਾ ਦਾਤਾ ਨਹੀਂ ਠਾਕੁਰ ਤੇਰੇ ਵਰਗਾ ਮਾਲਕ ਕੋਈ ਨਹੀਂ ਪ੍ਰਤਪਾਲਕ ਤੇਰੇ ਜਿੰਨੀ ਪਾਲਣਾ ਤਾਂ ਮਾਂ ਪਿਓ ਵੀ ਨਹੀਂ ਕਰ ਸਕਦੇ ਜਿਹੜਾ ਤੂੰ ਪ੍ਰਤਪਾਲਕ ਹੈ ਫਿਰ ਬੇਨਤੀ ਸੁਣੋ ਆਪਾਂ ਨੂੰ ਸਾਰਿਆਂ ਨੂੰ ਸੰਸ ਹੈ ਅੱਜ ਰੋਟੀ ਸਾਦੀ ਸਵੇਰੇ ਬ੍ਰੇਕਫਾਸਟ ਕਿਵੇਂ ਬਣਨਾ ਹੈ ਤੇ ਬਾਬਾ ਜੀ ਕਹਿੰਦੇ ਨੇ ਉਹ ਤਾਂ ਉਹਦੀ ਵਡਿਆਈ ਇੰਨੀ ਹੈ ਪੰਛੀ ਆਲਣੇ ਵਿੱਚ ਕੁਝ ਵੀ ਰਾਤ ਨੂੰ ਨਹੀਂ ਲੈ ਕੇ ਆਉਂਦਾ ਉਹ ਕਹਿੰਦਾ ਖਾ ਲਿਆ ਸਵੇਰੇ ਜੇ ਜ਼ਿੰਦਗੀ ਦਿੱਤੀ ਤੇ ਖਾਣ ਨੂੰ ਵੀ ਦਾਏਗਾ ਇਹ ਰੱਬ ਦੀ ਵਡਿਆਈ ਹੈ ਪਰੰਦਾ ਨਾ ਗਿਰਾਹ ਜਰ ਦਰਖਤ ਆਬ ਆਸ ਕਰ ਦੇਹੰਦ ਸੁਈ ਏਕ ਤੁਈ ਏਕ ਤੁਈ ਸਿਰਫ ਥੋੜੀ ਜੀ ਪ੍ਰਮਾਣਕ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਨਾਇਕ ਦਾ ਅਰਥ ਹੈ ਆਗੂ ਖਸਮ ਦਾ ਅਰਥ ਵੀ ਮਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਏਡੀ ਵੱਡੀ ਵਡਿਆਈ ਤੂੰ ਨਿਮਖ ਅੱਖ ਚਮਕਰ ਜਿੰਨਾ ਸਮਾਂ ਵੀ ਦੁਨੀਆ ਨੂੰ ਤੂੰ ਪਾਰ ਰਿਹਾ ਨਿਮਕ ਨਿਮਕ ਤੁਮਹੀ ही ਪ੍ਰਤਪਾਲੋ ਖੰਭ ਬਾਰਿਕ ਤੁਮਰੇ ਧਾਰੇ ਫਿਰ ਬੇਨਤੀ ਕਿਹੜੀਆਂ ਵਡਿਆਈਆਂ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਇਹਨੇ ਉਹਦੀਆਂ ਚੰਗੀਆਂ ਵਡਿਆਈਆਂ ਉਹਦੇ ਗੁਣ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਗਾਵੇ ਕੋ ਗੁਣ ਵਡਿਆਈਆਂ ਚਾਰ ਨਾਮਦੇਵ ਕਰ ਰਹੇ ਨੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਇਹ ਤੇਰੀ ਵਡਿਆਈ ਹੈ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ ਤੇਰੇ ਤਾਂ ਬੋਲ ਹੀ ਕੋਇਲ ਦੇ ਨਾਲੋਂ ਮਿੱਠੇ ਆ ਮੇਰੇ ਕਹਿਣ ਤੋਂ ਮਰਾਦ ਗੁਰੂ ਸਾਹਿਬ ਕਹਿੰਦੇ ਆ ਬੇਅੰਤ ਐਸੇ ਨੇ ਹੁਣ ਮੰਨ ਲਓ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਇਹ ਚੰਗੀ ਵਡਿਆਈ ਕੀਤੀ ਲਾਲ ਐਸੀ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਤਰੇ ਗੁਰਮਖੋ ਗਾਵੇ ਕੋ ਗੁਣ ਵਡਿਆਈਆਂ ਚਾਰ ਕੋਈ ਗਾ ਰਿਹਾ ਹੈ ਤੇਰੇ ਗੁਣ ਵਡਿਆਈਆਂ ਜਿਹੜੀਆਂ ਸੋਹਣੀਆਂ ਨੇ ਸੁੰਦਰ ਵਡਿਆਈਆਂ ਨੂੰ ਤੇਰੇ ਗੁਣਾ ਨੂੰ ਕੋਈ ਤੈਨੂੰ ਗਾ ਰਿਹਾ ਹੈ ਅਗਲਾ ਬਚਨ ਜੀ ਗਾਵੇ ਕੋ ਵਿਦਿਆ ਵਿਖਮ ਤੇ ਇਹ ਸ਼ਬਦ ਹੈ ਵਿਚਾਰ ਵਿਚਾਰ ਨਹੀਂ ਲਫ਼ਜ਼ ਸਿੱਧੇ ਸਿੱਧੇ ਨੇ ਪਰ ਬੋਲਣ ਵਿੱਚ ਅਸੀਂ ਗਾਵੇ ਕੋ ਕੋਈ ਗਾਉਂਦਾ ਹੈ ਵਿਦਿਆ ਵਿਦਿਆ ਦਾ ਅਰਥ ਹੋ ਗਿਆ ਤਾਲੀਮ ਵਿਖਮ ਦਾ ਅਰਥ ਹੈ ਔਖੀ ਵਿਚਾਰ ਦਾ ਅਰਥ ਹੈ ਵਿਚਾਰ ਕੇ ਫਿਰ ਬੇਨਤੀ ਵਿਚਾਰ ਕਰਦਾ ਹੈ ਕਹਿੰਦੇ ਨੇ ਕੋਈ ਗਾਉਂਦੇ ਨੇ ਜਿਹੜੀਆਂ ਅਤ ਦੀਆਂ ਵਿਖਮ ਵਿਦਿਆ ਨੇ ਜਿਵੇਂ ਛੇ ਸ਼ਾਸਤਰ ਨੇ ਨਿਆਇਕ ਹੈ ਵਿਸ਼ੇਸ਼ਕ ਹੈ ਇਹਨਾਂ ਮੂਲ ਗ੍ਰੰਥਾਂ ਨੂੰ ਪਰਮਾਤਮਾ ਕੋਈ ਇਸ ਕਰਕੇ ਗਾਉਂਦੇ ਨੇ ਖੈਨ ਬੜੇ ਵਿਖਮ ਵਿਖਮ ਤੋਂ ਵਿਖਮ ਵਿਦਿਆ ਪੜ ਕੇ ਉਹਨਾਂ ਗ੍ਰੰਥਾਂ ਦਾ ਅਭਿਆਸ ਕਰਦੇ ਪਏ ਨੇ ਪਰਮਾਤਮ ਦੇਵ ਜੀ ਉਹ ਵੀ ਤੇਰੇ ਹੁਕਮ ਦੇ ਵਿੱਚ ਇਸ ਢੰਗ ਨਾਲ ਤੈਨੂੰ ਗਾਈ ਜਾ ਰਹੇਗਾ ਗਾਵੇ ਕੋ ਵਿਦਿਆ ਵਿਖਮ ਵਿਚਾਰ ਇਹਦਾ ਇਹਦਾ ਦਾਸ ਇੱਕ ਵਾਰ ਅਰਜ਼ ਹੋਰ ਕੀਤੀ ਸੀ ਮੰਨ ਲਓ ਆਪ ਜੀ ਬੈਠੇ ਹੋ ਜਿਹੜੇ ਬੱਚੇ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਗੁਰਮਤ ਉੱਤੇ ਪੂਰਨ ਯਕੀਨ ਕਰਦੇ ਆ ਉਹ ਕਈ ਕਈ ਸਾਲ ਲੱਗ ਕੇ ਜਦੋਂ ਡਾਕਟਰ ਬਣਦੇ ਆ ਸਾਇੰਟਿਸਟ ਬਣਦੇ ਆ ਵਕੀਲ ਬਣਦੇ ਆ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਉਹ ਗੁਰਦੁਆਰੇ ਆ ਕੇ ਦੇਖ ਕਰਾ ਕੇ ਅਰਦਾਸ ਕਰਾਂਦੇ ਜੇ ਪੁੱਛਿਆ ਜਾ ਕਿਉਂ ਕਿਉਂਕਿ ਉਹ ਵੀ ਇਹਦੇ ਸ਼ੁਕਰ ਵਿੱਚ ਨੇ ਦਾਤਾ ਇਹ ਸੰਸਾਰੀ ਵੀ ਇੰਨੀ ਵਿਖਮ ਪੜ੍ਹਾਈ ਤੇਰੀ ਕਿਰਪਾ ਦੇ ਨਾਲ ਹੋਈ ਹੈ ਮਹਾਰਾਜ ਕਹਿੰਦੇ ਉਹ ਰਹੇ ਨੇ ਤੈਨੂੰ ਗਾਵੇ ਕੋ ਵਿਦਿਆ ਵਿਖਮ ਵਿਚਾਰ ਅਗਲਾ ਬਚਨ ਜੀ ਗਾਵੇ ਕੋ ਕੋਈ ਤੈਨੂੰ ਗਾ ਰਿਹਾ ਹੈ ਸਾਜ ਕਰੇ ਤਨ ਖੇ ਮੇਰੀ ਬੇਨਤੀ ਮੇਰੇ ਤੋਂ ਸ਼ਾਇਦ ਬੋਲਿਆ ਜਾ ਰਿਹਾ ਕਿ ਨਹੀਂ ਖੇ ਨਹੀਂ ਬੋਲਣਾ ਕੱਲਾ ਖੱਖੇ ਤੇ ਲਾ ਲਾ ਕੇ ਨਹੀਂ ਖਾਹਾ ਬੋਲਣਾ ਖੇ ਗਾਵੇ ਕੋਈ ਕੋਈ ਗਾਉਂਦਾ ਹੈ ਸਾਜ ਕਰੇ ਸਾਜ ਦਰ ਤੇ ਸਾਜਣਾ ਬਣਾਉਣਾ ਤੁਸੀਂ ਸਾਜ ਦਿੰਦੇ ਹੋ ਇਨਸਾਨ ਦੇ ਸਰੀਰ ਨੂੰ ਆਪ ਤੁਸੀਂ ਬਣਾਇਆ ਸਾਜ ਕਰੇ ਤਨ ਖੇ ਕਰੇ ਸ਼ਬਦ ਜਿਹੜਾ ਇਹ ਦਿਲ ਹੀ ਦੁਬਕ ਵਿੱਚ ਆਵੇਗਾ ਸਾਜ ਕਰੇ ਇਧਰ ਵੀ ਅਰਥ ਰੱਖੇਗਾ ਤੇ ਕਰੇ ਤਨ ਖੇ ਇਧਰ ਵੀ ਅਰਥ ਕਰ ਜਾਏਗਾ ਕਿਉਂਕਿ ਗੁਰਬਾਣੀ ਚ ਆਪ ਨੂੰ ਪਤਾ ਹੈ ਕੋਈ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਜਿੱਧਰ ਮਰਜੀ ਵਿਸ਼ਰਾਮ ਲਾਓ ਟੁਕਣਗੇ ਜਿਵੇਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਤੇ ਜੇ ਇਹ ਪਾਠ ਕਰਾਂਗੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉਹ ਦੋਨੋਂ ਪਾਸੇ ਅਰਥ ਕਰੇਗਾ ਦੇਲੀ ਦੀਪਕ ਵਿਆਕਰਣ ਵਿੱਚ ਇਸ ਚੀਜ਼ ਤੋਂ ਲਿਆ ਗਿਆ ਹੈ ਕਿ ਜਿਹੜਾ ਸ਼ਬਦ ਦੋਨਾਂ ਪਾਸੇ ਅਰਥ ਕਰਦਾ ਹੋਵੇ ਤੇ ਦੇਲੀ ਦੀਪਕ ਤਾਂ ਕਿ ਹੈ ਕਿ ਆਪਣੇ ਘਰਾਂ 'ਚ ਪੁਰਾਣੇ ਸਮੇਂ ਜਦੋਂ ਦੀਵੇ ਲਾਲਟਨ ਬਾਲਦੇ ਸਾਂ ਇੱਕ ਕਮਰਾ ਪਿੱਛੇ ਹੋਣਾ ਇੱਕ ਬਰਾਮਦਾ ਪਸਾਰ ਅੱਗੇ ਹੋਣਾ ਤੇ ਬੀਬੀਆਂ ਨੇ ਲਾਲਟਨ ਬਾਲ ਕੇ ਦੇਲੀ ਦੇ ਵਿੱਚ ਦਲੀਜ ਵਿੱਚ ਰੱਖ ਦੇਣੀ ਉਹ ਅੰਦਰ ਵੀ ਚਾਨਣ ਦਿੰਦੀ ਸੀ ਬਾਹਰ ਵੀ ਇਸ ਕਰਕੇ ਗ੍ਰਾਮਰ ਵੀ ਜਿਹੜਾ ਸ਼ਬਦ ਦੇਲੀ ਦੀਪਕ ਵਰਤਿਆ ਇਹਦਾ ਮਤਲਬ ਸੀ ਉਹ ਸ਼ਬਦ ਜਿਹੜਾ ਖੱਬੇ ਸੱਜੇ ਦੋਨੋਂ ਪਾਸੇ ਅਰਥ ਕਰੇ ਹੁਣ ਗਾਵੇ ਕੋ ਕੋਈ ਗਾਉਂਦੇ ਨੇ ਸਾਜ ਕਰੇ ਤਨ ਖੇਹ ਪਰਮਾਤਮਾ ਤੂੰ ਸਰੀਰ ਬਣਾ ਦਿੱਤਾ ਤਨ ਦਾ ਅਰਥ ਸਰੀਰ ਇਹ ਸਰੀਰ ਬਣਾਇਆ ਇਹ ਸਰੀਰ ਕਈ ਸਾਲ ਚੱਲਿਆ ਵਿਚਰਿਆ ਖੇ ਤੈਨੂੰ ਇਸ ਕਰਕੇ ਗਾਉਂਦੇ ਨੇ ਕਿ ਪ੍ਰਮਾਤਮਾ ਤੂੰ ਸਰੀਰ ਬਣਾਇਆ ਇਸ ਸਾਜੀ ਹੋਈ ਕਾਇਆ ਨੂੰ ਇੱਕ ਦਿਨ ਤੂੰ ਖਤਮ ਕਰਕੇ ਮਿੱਟੀ ਬਣਾ ਦਿੱਤਾ ਖੇ ਦਾ ਅਰਥ ਮਿੱਟੀ ਉਂਝ ਵੈਸੇ ਪ੍ਰਿੰਸੀਪਲ ਤੇਜਾ ਸਿੰਘ ਸ਼ਾਇਦ ਗੁਰਮਖਾ ਨਾਂ ਸੁਣਿਆ ਉਹਨੇ ਸਭ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਕਮੇਟੀ ਨੇ ਟੀਕਾ ਛਾਪਿਆ ਸ਼ਬਦਾਰਥ ਉਹ ਹੈ ਤਾਂ ਕੁਝ ਵਿਦਵਾਨਾਂ ਨੇ ਮਿਲ ਕੇ ਕੀਤਾ ਸੀ ਪ੍ਰਿੰਸੀਪਲ ਤੇਜਾ ਸਿੰਘ ਖਾਸ ਕਰਕੇ ਜਿਹੜੇ ਬੰਬੇ ਇਹ ਪ੍ਰਿੰਸੀਪਲ ਸਨ ਕਾਲਜ ਦੇ ਉਹਨਾਂ ਨੇ ਜਦੋਂ ਇਹ ਅਰਥ ਮੈਂ ਪੜਿਓ ਕਹਿੰਦੇ ਆ ਵੀ ਇੰਜ ਲੱਗਦਾ ਗਾਵੈ ਗਾਵੇ ਕੋ ਸਾਜ ਕਰੇ ਤਨਖੇ ਇਹ ਉਹਨਾਂ ਲੋਕਾਂ ਦਾ ਧਰਮ ਪੇਸ਼ ਕੀਤਾ ਹੈ ਜਿਹੜੇ ਇਹ ਮੰਨਦੇ ਆ ਵੀ ਸ਼ਰੀਰ ਹੈ ਇੱਕ ਦਿਨ ਇਹਨੇ ਮਰ ਕੇ ਮਿੱਟੀ ਹੋ ਜਾਣਾ ਪਰ ਉਹ ਆਵਾਗਾਉਣ ਨੂੰ ਨਹੀਂ ਮੰਨਦੇ ਜਿਵੇਂ ਅਸਾਈ ਮੁਸਲਮਾਨ ਇਹ ਵੀਰ ਇਹ ਨਹੀਂ ਮੰਨਦੇ ਇਹ ਕਿਆਮਤ ਵਾਲੇ ਦਿਨ ਤੀਨ ਇੰਤਜ਼ਾਰ ਕਰਦੇ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਅਸਲ 'ਚ ਕਹਿ ਰਹੇ ਆ ਕੁਝ ਐਸੇ ਵੀ ਫਿਰਕੇ ਨੇ ਜਿਹੜੇ ਤੈਨੂੰ ਗਾਉਂਦੇ ਨੇ ਇਸ ਕਰਕੇ ਤਨ ਬਣਿਆ ਇਹਨੇ ਮਿੱਟੀ ਬਣ ਜਾਣਾ ਹੈ ਗਾਵੇ ਕੋ ਸਾਜ ਕਰੇ ਤਨ ਖੇ ਤੇ ਸੱਚੇ ਜੀ ਤੇ ਮੌਤ ਨੂੰ ਵੀ ਚੇਤੇ ਕਰਕੇ ਰੱਬ ਦੀਆਂ ਸਿਫਤਾਂ ਕਰਨੀਆਂ ਪਿਛਲੇ ਦਿਨੀ ਦਾਸ ਨੇ ਬੇਨਤੀ ਕੀਤੀ ਹੈ ਤਾਂ ਲੱਗਦਾ ਹੀ ਤੇ ਗੁਰਬਾਣੀ 'ਚ ਬੜੇ ਸ਼ਬਦ ਨੇ ਜਿਹਦੇ ਵਿੱਚ ਤਨ ਖੇ ਦੀ ਗੱਲ ਕਰਕੇ ਵੀ ਕਿਹਾ ਤੂੰ ਰੱਬ ਦਾ ਸਿਮਰਨ ਕਰ ਜਿਵੇਂ ਇੱਕ ਪਾਠ ਹੁੰਦਾ ਹੈ ਬਾਬਾ ਜੀ ਦਾ ਗੋਰ ਨਿਮਾਣੀ ਛੱਡ ਕਰੇ ਫਰੀਦ ਜੀ ਕਹਿੰਦੇ ਨੇ ਕਬਰ ਆਵਾਜ਼ਾਂ ਮਾਰਦੀ ਹੈ ਤੇ ਘਰ ਵਿੱਚ ਆ ਜਾ ਛੱਡ ਕਰੇ ਦਰ ਤੇ ਆਵਾਜ਼ਾਂ ਮਾਰ ਰਹੀ ਹੈ ਨੇ ਘਰਿਆ ਘਰ ਆਓ ਘਰ ਚ ਆ ਜਾ ਤੂੰ ਇੱਕ ਦਿਨ ਮਿੱਟੀ ਹੋਣਾ ਹੈ ਸਰ ਪਰ ਮੈਥ ਆਵਣਾ ਮਰਨੋ ਨਾ ਡਰਿਆਉ ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ ਤੂੰ ਤੂੰ ਡਰੀ ਕਿਉਂ ਜਾਂਦਾ ਸੱਚ ਇਹ ਵੇ ਕਿ ਇਸ ਢੰਗ ਨਾਲ ਜਿਵੇਂ ਚਲੋ ਇਹ ਤਾਂ ਹੋ ਗਿਆ ਇਸਲਾਮੀ ਮਤ ਵੀ ਇਹਨੇ ਕਬਰ ਜਾਣਾ ਇੱਕ ਪਾਠ ਹੋ ਰੇ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਇਸਲਾਮੀ ਸ਼ਰਾ ਸਰਾਣੇ ਇੱਟ ਰੱਖੀ ਮੁਰਦਾ ਲਟਕਾ ਵਿਛਾ ਦਿੱਤਾ ਉੱਤੇ ਮਿੱਟੀ ਪਾਈ ਥੱਲੋਂ ਕੀੜੇ ਆਏ ਉਹ ਕਬਰ 'ਚ ਪਏ ਹੋਏ ਦਾ ਮਾਸ ਨੋਚਣ ਲੱਗੇ ਬਾਬਾ ਜੀ ਕਹਿੰਦੇ ਨੇ ਰੱਬ ਨੂੰ ਚੇਤੇ ਕਰ ਇੱਕ ਦਿਨ ਇਸ ਮਾਸ ਨੂੰ ਕੀੜਿਆਂ ਖਾਣਾ ਹੈ ਤੇ ਜਿੱਧਰ ਤੈਨੂੰ ਲਟਾ ਕੇ ਤੂੰ ਉਧਰ ਹੀ ਲੇਟੇ ਰਹਿਣਾ ਹੈ ਤੂੰ ਪਾਸਾ ਨਹੀਂ ਬਦਲਣਾ ਮੇਰੇ ਕਹਿਣ ਤੋਂ ਮੁਰਾਦ ਨਾਸ਼ਵਾਨਤਾ ਵਿੱਚੋਂ ਵੀ ਪਰਮਾਤਮਾ ਦੇ ਗੁਣ ਗਾ ਰਹੇ ਆ ਇਟ ਸਰਾਣੇ ਪੋਹੇ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਇੱਕ ਵਾਰ ਅਰਜ਼ ਕੀਤੀ ਸੀ ਇੱਕ ਵਿਦਵਾਨ ਨੇ ਲਿਖਿਆ ਸੀ ਇਹ ਵੀ ਕਹਿ ਕੇ ਸਮਝ ਲੈਣਾ ਉਂਝ ਸਿਮਰਨ ਵਿੱਚ ਇਹ ਗੱਲ ਬੜੀ ਸਹਾਇਕ ਹੈ ਜਦੋਂ ਭੱਜਦਾ ਨਾ ਮਨ ਇਧਰ ਉਧਰ ਸਿਰਫ ਇੰਨਾ ਕੁ ਫੁਰਨਾ ਬਣਾ ਲਈਏ ਵੀ ਆਹ ਢਾਂਚਾ ਜਿਹੜਾ ਅੱਜ ਕਮਰੇ 'ਚ ਪਿਆ ਹੈ ਨਾ ਇੱਕ ਦਿਨ ਇਹਨੇ ਸੜ ਕੇ ਇੰਨੀ ਕੁ ਸਵਾਹ ਬਣ ਜਾਣਾ ਉਹ ਵੀ ਜੇ ਘਰ ਦੇ ਮੰਗਣਗੇ ਤੇ ਦੇ ਦੇਣਗੇ ਪੋਟਲੀ 'ਚ ਪਾ ਕੇ ਦੂਜੀ ਗੱਲ ਇਹ ਜੇ ਜਾਏਗਾ ਮਿੱਟੀ 'ਚ ਕੀੜਿਆ ਖਾਣਾ ਜਦੋਂ ਇਹਦੀ ਨਾਸ਼ਵਾਨਤਾ ਦਾ ਅਹਿਸਾਸ ਹੋਵੇਗਾ ਸੱਚ ਵਿੱਚ ਧੁਰ ਅੰਦਰੋਂ ਇੱਕ ਸਵਾਲ ਉਪਜੇਗਾ ਜੇ ਇਹ ਸਭ ਕੁਝ ਖਤਮ ਹੋ ਲੈ ਤੇ ਅਸਲੀ ਜੀਵਨ ਕੀ ਹੈ ਪਰ ਸਮਝ ਨਹੀਂ ਪੈਂਦੀ ਜਮਦੇ ਜੀ ਮੈਂ ਬੇਨਤੀ ਕਰਾਂ ਫਕੀਰ ਮਿਲਣਾ ਆ ਰਾਜੇ ਸਿਰਫ ਮੈਂ ਫਿਰ ਅਰਜ਼ ਕਰਾਂਗਾ ਮੈਂ ਤੁਹਾਡਾ ਧਿਆਨ ਕਨਵਰਟ ਨਹੀਂ ਕਰਦਾ ਮੇਰੀ ਇਸ ਕਰਕੇ ਬੇਨਤੀ ਹੈ ਕਿ ਕਿਤੇ ਕੋਈ ਉਕਤਾ ਨਾ ਜਾਏ ਅਰਥਾਂ ਦੇ ਵਿੱਚ ਹੀ ਰਾਂਗਾ ਰਾਜਾ ਮਿਲਣ ਆਇਆ ਫਕੀਰ ਨੇ ਕਿਹਾ ਵੀ ਜਿਹੜਾ ਸੱਪ ਵਿਛਾਈ ਚੁੱਕ ਦੇ ਰਾਜੇ ਨੂੰ ਥੱਲੇ ਬਿਠਾਣਾ ਹੈ ਨਿੱਠ ਕੇ ਬੈਠੇ ਉਹ ਰਾਜਾ ਆਇਆ ਫਕੀਰ ਕੱਲਾ ਬੈਠਾ ਸੀ ਉਹਨੇ ਆਪਣਾ ਚੋਲਾ ਪਕੜਿਆ ਫਕੀਰ ਨੂੰ ਸਲਾਮ ਕੀਤੀ ਉਹਨੇ ਕਿਹਾ ਬਹਿ ਜਾ ਉਹਦੇ ਮਨ ਚ ਆਇਆ ਵੀ ਬਹਿਣ ਲਈ ਦਿੱਤਾ ਕਿ ਨਾ ਮੂੜਾ ਨਾ ਕੋਈ ਕੁਰਸੀ ਨਾ ਕੋਈ ਕਲੀਨ ਗਲੀਚਾ ਉਹਨੇ ਫਿਰ ਕਿਹਾ ਰਾਜਨ ਇਹ ਰਾਜੇ ਨੇ ਵੀ ਫਕੀਰ ਰਾਜਾ ਸਲਾਮ ਕਹਿੰਦਾ ਮੈਂ ਤੈਨੂੰ ਸਮਝ ਗਿਆ ਤੂੰ ਰਾਜੇ ਤੇਰੀ ਬੋਲੀ ਤੋਂ ਪਤਾ ਲੱਗਿਆ ਬਹਿ ਜਾ ਥੱਲੇ ਉਹ ਥੱਲੇ ਬੈਠਾ ਨਿੱਠ ਕੇ ਨਹੀਂ ਬੈਠਾ ਪੈਰਾਂ ਭਾਰ ਬੈਠ ਕੇ ਜਿਵੇਂ ਆਪਾਂ ਬੈੰਦੇ ਹੁੰਦੇ ਸਾਂ ਚੋਲਾ ਇੱਥੋਂ ਫੜਿਆ ਅੱਗੇ ਕਰ ਲਿਆ ਫਕੀਰ ਨੇ ਅੱਖਾਂ ਖੋਲ ਕੇ ਕਿਹਾ ਉਹ ਬੰਦਿਆ ਇਹਦਾ ਮਾਨ ਕਰਨਾ ਸਕਿਨ ਦਾ ਉਹਨੇ ਇੱਕ ਸ਼ੇਰ ਕਿਹਾ ਸੀ हजरत इंसान का कैसा तकबर तेज है खाक का पुतला बना मगर खाक से परहेज है ਕਹਿੰਦਾ ਮਿੱਟੀ ਦਾ ਪੁਤਲਾ ਤੇ ਮਿੱਟੀ ਤੋਂ ਨਫ਼ਰਤ ਕਰਦਾ ਗੁਰੂ ਜੀ ਕਹਿੰਦੇ ਨੇ ਕਈ ਐਸੇ ਨੇ ਜਿਹੜੇ ਬਾਡੀ ਨੇ ਬਿਨਸਣਾ ਹੈ ਉਹ ਇਸ ਨਾਸ਼ਵਾਨਤਾ ਨੂੰ ਚੇਤੇ ਕਰਕੇ ਤੈਨੂੰ ਜਪਦੇ ਆ ਕਬੀਰ ਸਾਹਿਬ ਨੇ ਕਿਹਾ ਹਾਰਡ ਜਰੈ ਜਿਉ ਲਾਕਰੀ ਕੇਸ ਜਰੈ ਜਿਉ ਕਾਸ ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ ਕੀ ਇਹ ਨਾਸ਼ਵੰਤਾ ਨਹੀਂ ਕਹੀ ਸੱਜਣ ਮੇਰੇ ਰੰਗਲੇ ਗਾਵੇ ਕੋ ਸਾਜ ਕਰੇ ਤਨਖੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹਮ ਪੀ ਜਵੰਜਾ ਡੂਮਣੀ ਰੋਵਾ ਚੀਨੀ ਬਾਣ ਪਰਮਾਤਮਾ ਤੈਨੂੰ ਕੋਈ ਗਾ ਰਹੇ ਨੇ ਉਹ ਨਾਸ਼ਵੰਤਾ ਦੇਖਦੇ ਆ ਇਸ ਤਾਨੇ ਖਤਮ ਹੋ ਜਾਣਾ ਹੈ ਗਾਵੇ ਕੋ ਸਾਜ ਕਰੇ ਤਨ ਖੇ ਅਗਲਾ ਬਚਨ ਜੀ ਗਾਵੇ ਕੋ ਕਈ ਗਾਉਂਦੇ ਨੇ ਜੀ ਲੈ ਫਿਰ ਦੇਹ ਬੇਨਤੀ ਸੁਣਿਓ ਜਪਜੀ ਸਾਹਿਬ ਚ ਜਦੋਂ ਪਾਠ ਕਰਾਂਗੇ ਇੱਕ ਸ਼ਬਦ ਆਵੇਗਾ ਦੇ ਦਿੰਦਾ ਦੇ ਲੈਂਦੇ ਥਕ ਪਾਏ ਉੱਥੇ ਦੱਦੇ ਨੂੰ ਲਾਂ ਲਾਈ ਇੱਕ ਸ਼ਬਦ ਆਵੇਗਾ ਗਈ ਅੱਜ ਹੀ ਆਖਾਂ ਮੰਗਹਿ ਦੇਹ ਦੇਹ ਉਤੇ ਹਾਏ ਨੂੰ ਸਿਹਾਰੀ ਆਉਣੀ ਇੱਥੇ ਮੁਕਤਾ ਹੈ ਜੀ ਹਾ ਹਾ ਮੁਕਤਾ ਹੈ ਆਪ ਦੇਖਦੇ ਪਏ ਉੱਤੇ ਗਾਵੇ ਕੋ ਜੀ ਲੈ ਫਿਰ ਦੇਹ ਹੁਣ ਕੋਈ ਗਾਉਂਦਾ ਹੈ ਗਾਵੇ ਕੋ ਕੋਈ ਗਾਉਂਦਾ ਹੈ ਜੀ ਲੈ ਇਸ ਦੇ ਪਹਿਲੀ ਤੁਕ ਨਾਲ ਅਰਥ ਕਰੀਏ ਜਿਹੜਾ ਸਰੀਰ ਭੱਜ ਗਿਆ ਮਿੱਟੀ ਹੋ ਗਿਆ ਉਹਦੇ ਵਿੱਚੋਂ ਜਿੰਦ ਉਹਨੇ ਲੈ ਲਈ ਜੀ ਲੈ ਦਰ ਤੇ ਜਿੰਦ ਲੈ ਲਈ ਫਿਰ ਫਿਰ ਦਰ ਤੇ ਦੁਬਾਰਾ ਦੇ ਦੇ ਦਾ ਅਰਥ ਹੈ ਬਾਡੀ ਦੇ ਦਾ ਦੇਣਾ ਨਹੀਂ ਜਿਹੜਾ ਤਨ ਬਿਣਸ ਗਿਆ ਗਾਵੇ ਕੋ ਜੀ ਲੈ ਫਿਰ ਦੇ ਸੱਚਮੁੱਚ ਜਿਹੜਾ ਤਨ ਬਿਣਸ ਗਿਆ ਪਰਮਾਤਮਾ ਉਸ ਤਨ ਵਿੱਚੋਂ ਤੂੰ ਜਿੰਦ ਪਹਿਲਾਂ ਲੈ ਲਈ ਤੇ ਉਸ ਜਿੰਦ ਨੂੰ ਤੂੰ ਨਵੀਂ ਬਾਡੀ ਹੋਰ ਦੇ ਦਿੱਤੀ ਕੋਈ ਇਸ ਕਰਕੇ ਗਾ ਰਿਹਾ ਆਵਾ ਗਾਉਣ ਦੀ ਖੇਡ ਕਰਕੇ ਤੇ ਸੱਚੀ ਮੁੱਚੀ ਜੀ ਇਹ ਹੈ ਚਲੋ ਮੈਂ ਇਹਦੇ ਵਿਸਤਾਰ 'ਚ ਨਹੀਂ ਜਾਣਾ ਤੇ ਹਾਂ ਇੱਕ ਉਹਨੇ ਕਿਰਪਾ ਕੀਤੀ ਭੁੱਲਣ ਦੀ ਦਾਤ ਦਿੱਤੀ ਆਪ ਕਹੋਗੇ ਜੀ ਭੁੱਲਣਾ ਵੀ ਦਾਤ ਹੁੰਦਾ ਹੈ ਕਿਸੇ ਥਾਂ ਤੇ ਆ ਕੇ ਭੁੱਲਣਾ ਵੀ ਰੱਬ ਦੀ ਦਾਤ ਹੈ ਜੇ ਬੰਦਾ ਪਿਛੋਕੜ ਨਾ ਭੁੱਲੇ ਤੇ ਸੰਸਾਰ ਪਾਗਲਖਾਨਾ ਬਣ ਜਾਏ ਮੇਰੇ ਤੁਹਾਡੇ ਜਿੰਨੇ ਅਸੀਂ ਬੇਟੇ ਸਾਡੀ ਜ਼ਿੰਦਗੀ 'ਚ ਕਈ ਘਟਨਾਵਾਂ ਐਸਰੀਆਂ ਵਾਪਰੀਆਂ ਹੋਣੀਆਂ ਨੇ ਹਰ ਘਰ 'ਚ ਜਿਹੜੀਆਂ ਵਿਚਲਿਤ ਕਰ ਦਿੰਦੀਆਂ ਮੌਤ ਹੋਵੇ ਅਪਮਾਨ ਹੋਵੇ ਪਰ ਸਮੇਂ ਦੇ ਨਾਲ ਸਮਾਂ ਬੜਾ ਬਲਵਾਨ ਹੈ ਮੈਂ ਅੱਜ ਸਵੇਰੇ ਵੀ ਇੱਕ ਉਦਾਹਰਨ ਦਿੱਤੀ ਸੀ ਮੈਂ ਰਿਪੀਟ ਕਰ ਦੇਣਾ ਇੱਕ ਸੋਜਵਾਨ ਕਹਿੰਦਾ ਹੈ ਕਿਸੇ ਤੇ ਮਾੜੇ ਸਮੇਂ ਆਏ ਨੂੰ ਦੇਖ ਕੇ ਹੱਸੀ ਨਾ ਕਿਉਂਕਿ ਸਮੇਂ ਦੀਆਂ ਅੱਖਾਂ ਹੁੰਦੀਆਂ ਨੇ ਵਕਤ ਦੀ ਅੱਖ ਹੁੰਦੀ ਹੈ ਅੱਜ ਕਿਸੇ ਦਾ ਮਜ਼ਾਕ ਉਡਾਨਾ ਪਿਆ ਤੇ ਸਮੇਂ ਨੇ ਤੇਰੇ ਚਿਹਰੇ ਨੂੰ ਪਹਿਚਾਣ ਲੈਣਾ ਜਿਹਦਾ ਮਜ਼ਾਕ ਅੱਜ ਉਡਾਨਾ ਪਿਆ ਹੋ ਜਾ ਸਮਾਂ ਇੱਕ ਦਿਨ ਤੇਰੇ ਤੇ ਵੀ ਆ ਜਾਣਾ ਸਮੇਂ ਦੇ ਨੇਤਰ ਨੇ ਫਿਰ ਬੇਨਤੀ ਕਰਾਂ ਕਿ ਹੁਣ ਜਿਹੜਾ ਭੁੱਲਣਾ ਹੈ ਇੱਕ ਵੈਸੇ ਪਦਤੀ ਅਸੀਂ ਸਿੱਖਾਂ 'ਚ ਨਹੀਂ ਬਿਲਕੁਲ ਹੀ ਚਿੰਤਨ ਦੇ ਦੋ ਤਰੀਕੇ ਨੇ ਇੱਕ ਪਿਛਾ ਨੂੰ ਜਾਣਾ ਇੱਕ ਅਗਾ ਨੂੰ ਜਾਣਾ ਜੋ ਬਾਣੀ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਿੰਦੁਸਤਾਨ ਵਿੱਚ ਇਹ ਸਾਧਨਾ ਕਰਦੇ ਨੇ ਜੀ ਕਈ ਲੋਕ ਪਰ ਬੜੀ ਵੱਡੀ ਪ੍ਰੋਬਲਮ ਇਹਦੀ ਜਦੋਂ ਤੁਸੀਂ ਬੈਕ ਨੂੰ ਚਿੰਤਨ ਕਰੋਗੇ ਨਾ ਪਿਛਾ ਨੂੰ ਸੋਚੋਗੇ ਬੀਤੇ ਨੂੰ ਪਿਛਲੇ ਦਿਨ ਆਏ ਸਾਰੀਆਂ ਗੱਲਾਂ ਚੇਤੇ ਕੀਤੀਆਂ ਇਹ ਕਈ ਸਾਲਾਂ ਦਾ ਪ੍ਰੋਸੈਸ ਹੈ ਉਸ ਮਨੋਵਿਗਿਆਨ ਅੱਜਕੱਲ ਬਿਮਾਰੀਆਂ ਦੇ ਇਲਾਜ ਵੀ ਇਸ ਤਰ੍ਹਾਂ ਕਰਦੇ ਇਹ ਕੈਸਾ ਹੋਇਆ ਕਿ ਪਿਛਾ ਜਾਂਦਿਆਂ ਜਾਂਦਿਆਂ ਚੇਤੇ ਕਰਦਿਆਂ ਇੱਕ ਤਾਂ ਚੇਤੇ ਵਿੱਚ ਉਹ ਪਾਪ ਉੱਠ ਖੜੇ ਹੁੰਦੇ ਆ ਜਿਹੜੇ ਦੱਬੇ ਹੋਏ ਆ ਬੰਦੇ ਨੂੰ ਗਰਭ ਜੂਨ ਵਿੱਚੋਂ ਨਿਕਲਣਾ ਪੈਂਦਾ ਕਈ ਥਾਵਾਂ ਤੋਂ ਮੈਂ ਬੇਨਤੀ ਕਰਾਂ ਜੇ ਰੱਬ ਭੁੱਲਣ ਦੀ ਦਾਤ ਨਾ ਦਿੰਦਾ ਤੇ ਬੰਜਾ ਸੱਚੀ ਮੁੱਚੀ ਸ਼ਦਾਈ ਹੁੰਦਾ ਜਿਤਨੀ ਮਰਜ਼ੀ ਦੁਖਾਂਤ ਵਾਪਰਿਆ ਹੋਵੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਸਮੇਂ ਦੇ ਨਾਲ ਜ਼ਖਮ ਭਰੇ ਜਾਂਦੇ ਆ ਪਰਮਾਤਮਾ ਨੇ ਉਹ ਬਾਡੀ ਚਲੀ ਗਈ ਦੂਜਾ ਤਨ ਦੇ ਦਿੱਤਾ ਪਰ ਇੱਕ ਕਿਰਪਾ ਕਰ ਦਿੱਤੀ ਜੋ ਕੁਝ ਪਿਛਾ ਵਾਪਰਿਆ ਇਹਦੇ ਜੀਨ ਚੋਂ ਡਿਲੀਟ ਕਰ ਦਿੱਤਾ ਪਰ ਭਗਤੀ ਵਾਲਾ ਸੰਸਕਾਰ ਨਹੀਂ ਡਿਲੀਟ ਕਰਦਾ ਫਿਰ ਬੇਨਤੀ ਸਿਮਰਨ ਵਾਲਾ ਨਹੀਂ ਡਿਲੀਟ ਕਰਦਾ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਗੁਰੂ ਸਾਹਿਬ ਸ਼ਬਦ ਵਰਤ ਰਿਹਾ ਕਿ ਗਾਵੇ ਕੋ ਜੀ ਲੈ ਫਿਰ ਦੇ ਜਿਹੜਾ ਤਨ ਬਿਨਸਿਆ ਸੀ ਉਹ ਖਤਮ ਹੋ ਗਿਆ ਉਸ ਤਨ ਵਿੱਚੋਂ ਜਿੰਦ ਲੈ ਕੇ ਉਹਨੂੰ ਨਵਾਂ ਨਿੱਕਾ ਜਿਹਾ ਸਰੀਰ ਹੋਰ ਦੇ ਦਿੱਤਾ ਚੱਲ ਕਰ ਯਾਤਰਾ ਹੁਣ ਅਗਲਾ ਬਚਨ ਗਾਵੇ ਕੋ ਕਈ ਗਾਉਂਦੇ ਨੇ ਜਾਪੈ ਦਿਸੈ ਦੂਰ ਉਹ ਜਾਪਦਾ ਹੈ ਉਹ ਦਿਸਦਾ ਹੈ ਉਹ ਨੇੜੇ ਨਹੀਂ ਉਹ ਬਹੁਤ ਦੂਰ ਹੈ ਗੁਰਮੁਖੋ ਫਿਰ ਸੁਣਿਓ ਕਈ ਵਾਰੀ ਸ਼ਬਦ ਬਾੜੀ ਚ ਆਉਂਦੇ ਨੇ ਇੱਕ ਜਨਮ ਦੀ ਖੇਡ ਨਹੀਂ ਇਹ ਵੀ ਇਹ ਵੀ ਗਾਇਆ ਜਾਂਦਾ ਦੂਰੀ ਮਿਟਾਨ ਲਈ ਵੀ ਗਾਇਆ ਜਾਂਦਾ ਤੈਨੂੰ ਤੇ ਹਾਜ਼ਰ ਨਾਦਰ ਤਾਂ ਜਾਣ ਕੇ ਵੀ ਤੈਨੂੰ ਗਾਇਆ ਜਾਂਦਾ ਹੈ ਹੁਣ ਇਹ ਪਹਿਲਾ ਹੈ ਗਾਵੇ ਕੋ ਜਾਪੈ ਦਿਸੈ ਦੂਰ ਉਹ ਬਹੁਤ ਦੂਰ ਕਈ ਜਨਮਾਂ ਦੀ ਖੇਡ ਉਸ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ ਇਹ ਵੀ ਕਹਿ ਪਰ ਗਾਉਂਦੇ ਫਿਰ ਵੀ ਪਿਆ ਪਰ ਗਾਵੇ ਕੋ ਕਈ ਤੈਨੂੰ ਗਾ ਰਿਆ ਵੇਖੈ ਹਾਦਰਾ ਹਦੂਰ ਅਸਲ ਸ਼ਬਦ ਹੈ ਹਾਜ਼ਰ ਹਜ਼ੂਰ ਪਰ ਪਾਠ ਅਸੀਂ ਉਹੀ ਕਰਨਾ ਜੋ ਬਾਬਾ ਜੀ ਨੇ ਲਿਖੇ ਹਾਦਰਾ ਹਦੂਰ ਹਾਜ਼ਰ ਹਜ਼ੂਰ ਇਹਦੇ ਅਰਥੇ ਨੇ ਕਈ ਗਾਉਂਦੇ ਨੇ ਤੂੰ ਬਹੁਤ ਦੂਰ ਹੈ ਕਈ ਗਾਉਂਦੇ ਨੇ ਪ੍ਰਮਾਤਮਾ ਤੂੰ ਬਿਲਕੁਲ ਹਾਜ਼ਰ ਨਾਜ਼ਰ ਨੇੜੇ ਹੈ ਦੇਖੋ ਇਹ ਭਗਤ ਜੀ ਦੇ ਸ਼ਬਦ ਲੈ ਲਈਏ ਦੂਰ ਜਾਣ ਕੇ ਕਹਿੰਦੇ ਨੇ ਬਹੁਤ ਜਨਮ ਵਿਚਰੇ ਇਥੇ ਮਾਦੋ ਬੜੀ ਦੂਰ ਦੀ ਗੱਲ ਹੈ ਬਹੁਤ ਜਨਮ ਵਿਚਰੇ ਇਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਤੇ ਦੂਜੇ ਪਾਸੇ ਉਹੀ ਮਹਾਪੁਰ ਕਹਿ ਰਹੇ ਰਬਦਾਸ ਜੀ ਸਰਬੈ ਏਕ ਅਨੇਕਾ ਸੁਆਮੀ ਸਭ ਕਟ ਭੁਗਵੈ ਸੋਈ ਕਹਿ ਰਵਦਾਸ ਹਾਥ ਪੈ ਨੇਰੇ ਸਹਜੇ ਹੋਏ ਸੋ ਹੋਈ ਤੂੰ ਹੱਥ ਤੋਂ ਨੇੜੇ ਹੈ ਕੋਈ ਕਹਿ ਰਿਹਾ ਬਹੁਤ ਦੂਰ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਚਰੰਕਾਲੇ ਦੇ ਸੰਜਰੀਆ ਬੜੀ ਦੂਰੀ ਬਣ ਗਈ ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਸੇ ਨੂੰ ਗੁਰੂ ਜੀ ਨੇ ਕਹਾ ਕੋ ਕਹਿ ਤੋ ਸਭ ਬਾਹਰ ਬਾਹਰ को कह तो सब मई हो गावे को जापै दिसै दूर कोई गारे ने तो दूर बहुत कै गावे को वेखै हादरा ਹਦੂਰ ਫਿਰ ਬੇਨਤੀ ਸੁਣਿਓ ਥੋੜੀ ਜੀ ਮੈਂ ਆਪ ਜੀ ਦਾ ਧਿਆਨ ਫਿਰ ਵਾਪਸ ਲਿਜਾਵਾਂਗਾ ਗਾ ਰਹੇ ਨੇ ਪਰ ਮਹਾਰਾਜ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਟੋਟ ਇੱਥੇ ਵੀ ਵਾਵੇ ਤੇ ਦੁਲਾਵਾਂ ਨੇ ਆਵੇ ਨਹੀਂ ਕਥਨਾ ਕਥੀ ਕਥਨਾ ਦਾ ਅਰਥ ਬੋਲਣਾ ਕਥੀ ਦਾ ਅਰਥ ਹੋ ਗਿਆ ਵੀ ਕਥ ਕਥ ਕੇ ਬਹੁਤ ਜ਼ਿਆਦਾ ਬੋਲੇ ਤੇਰੇ ਬਾਰੇ ਬਹੁਤ ਕੁਝ ਗਾ ਕੇ ਗਏ ਲੋਕ ਨਾ ਨਹੀਂ ਆਵੇ ਤੋਟ ਤੋਟ ਦਰ ਤੇ ਟੋਟਾ ਘਾਟਾ ਪੈ ਜਾਣਾ ਇਹਦਾ ਅਰਥ ਹੋ ਗਿਆ ਕਿ ਬੜੇ ਬੰਦੇ ਕਥ ਕਥ ਕੇ ਕਥ ਕੇ ਚਲੇ ਗਏ ਪਰ ਸੱਚ ਇਹ ਵੇ ਤੇਰੇ ਬਾਰੇ ਉਹ ਵੀ ਪੂਰਾ ਨਹੀਂ ਕੱਤ ਸਕੇ ਨਾ ਆਵੇ ਟੋਟ ਦਾ ਅਰਥ ਅਜੇ ਵੀ ਕਥਨ ਵਿੱਚ ਟੋਟਾ ਨਹੀਂ ਆਇਆ ਟੋਟਾ ਦਾ ਅਰਥ ਅੰਤ ਨਹੀਂ ਹੋਇਆ ਕਥਨ ਫਿਰ ਬੇਨਤੀ ਸੁਣੋ ਨਾ ਆਵੇ ਟੋਟ ਦਾ ਅਰਥ ਹੁੰਦਾ ਵੀ ਬਸ ਹੁਣ ਟੋਟਾ ਆ ਗਿਆ ਖਤਮ ਹੋ ਗਿਆ ਇਹਦਾ ਅਰਥ ਹੀ ਕਰਾਂਗੇ ਕਥਨਾ ਕਥੀ ਨਾ ਆਵੇ ਟੋਟ ਕਿੰਨੇ ਕੁ ਕਾਹਦੇ ਰਹੇ ਪਰ ਅੰਤ ਨਹੀਂ ਆਇਆ ਮਹਾਰਾਜ ਕਹਿੰਦੇ ਨੇ ਕਥ ਕਥ ਕਥੀ ਕਥ ਕਤ ਕੇ ਕਥ ਕਤ ਕੇ ਤੈਨੂੰ ਕਥਿਆ ਕੋਟੀ ਕੋਟ ਕੋਟ ਇੱਥੇ ਕੋਟ ਦਾ ਅਰਥ ਕਿਲਾ ਨਹੀਂ ਇੱਥੇ ਕੋਟ ਦਾ ਅਰਥ ਕਰੋੜਾਂ ਕੋਟੀ ਕੋਟ ਕੋਟ ਕਰੋੜਾਂ ਕਰੋੜਾਂ ਵਾਰ ਤੈਨੂੰ ਕੱਥ ਕੇ ਚਲੇ ਗਏ ਪਰ ਪ੍ਰਮਾਤਮਾ ਸੱਚ ਇਹ ਵੇ ਕਿ ਅੱਜ ਤੀਕਰਾ ਇੰਨੇ ਕੱਥ ਕੇ ਚਲੇ ਗਏ ਪਰ ਕੋਈ ਨਹੀਂ ਕਹਿ ਸਕਦਾ ਇਸ ਚੈਪਟਰ ਬੰਦ ਕਰੋ ਰੱਬ ਬਾਰੇ ਖੋਜ ਪੂਰੀ ਹੋ ਗਈ ਨਹੀਂ ਇਹ ਟੋਟਾ ਹੀ ਨਹੀਂ ਆ ਸਕਦਾ ਕਤਨਾ ਕਥੀ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਇਹ ਇਹ ਅੱਗੇ ਚੱਲ ਕੇ ਥਾਂ ਥਾਂ ਤੇ ਆਵੇਗਾ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਇਹ ਇਹੀ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਇਹ ਸਾਰਾ ਜਪਜੀ ਸਾਹਿਬ ਆਪਣੀ ਵਿਆਖਿਆ ਆਪੇ ਕਰੀ ਜਾਏਗਾ ਹੁਣ ਇਹ ਬੇਨਤੀ ਕਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਇੱਥੇ ਦੱਦੇ ਨੂੰ ਲਾਂਖ ਹੈ ਉੱਥੇ ਦੱਦੇ ਨੂੰ ਲਾਂ ਹਾ ਹਾ ਮੁਕਤਾ ਸੀ ਦੇਹ ਦਿੰਦਾ ਦੇ ਦੇਣ ਵਾਲਾ ਦਾਤਾ ਦੇ ਰਿਹਾ ਹੈ ਲੈਂਦੇ ਲੈਣ ਵਾਲੇ ਥੱਕ ਪਾਹੇ ਸੱਚ ਇਹ ਵੇ ਦੇਣ ਵਾਲਾ ਦਾਤਾ ਦਈ ਜਾ ਰਿਹਾ ਲੈਣ ਵਾਲੇ ਜਿਹੜੇ ਨੇ ਉਹ ਥੱਕ ਗਏ ਆ ਉਹ ਉਹ ਉਹਨਾਂ ਕੋਲ ਸਮਰੱਥ ਹੀ ਨਹੀਂ ਹੁਣ ਸੱਚੀ ਥੱਕ ਗਏ ਆ ਨਾ ਜੀ ਦੇਣ ਵਾਲਾ ਦਾਤਾ ਘਰ ਹੋਰ ਦਈ ਜਾਂਦਾ ਤੇ ਜੇ ਸਰੀਰ ਨੇ ਰਹਿਣਾ ਇਹ ਇਹ ਤਾਂ ਗਿਆ ਦੇਣ ਵਾਲੇ ਨੇ ਇੰਨੇ ਪੈਸੇ ਦਿੱਤੇ ਵੀ ਭਾਵੇਂ 100 ਸਾਲ ਹੋਰ ਜੀ ਲੋ ਤਾਂ ਵੀ ਨਹੀਂ ਮੁੱਕਦੇ ਪਏ ਤੇ ਜਿਹੜਾ ਖਾਣ ਵਾਲਾ ਉਹਦੀ ਕਹਾਣੀ ਖਤਮ ਹੁੰਦੀ ਪਈ ਮਹਾਰਾਜ ਕਹਿੰਦੇ ਨੇ ਜਿਹੜਾ ਦੇ ਰਿਹਾ ਉਹਨੂੰ ਕੋਈ ਪਰਵਾਹ ਨਹੀਂ ਉਹ ਦੇਈ ਜਾ ਰਿਹਾ ਦਿੰਦਾ ਦੇ ਲੈਂਦੇ ਥੱਕ ਪਾਹੇ ਲੈਣ ਵਾਲੇ ਥੱਕ ਗਏ ਅੱਜ ਵੀ ਦੰਦ ਨਿਕਲ ਗਏ ਪਰ ਰੋਟੀ ਤਾਂ ਉਹਨੇ ਫਿਰ ਭੜੋਲੇ 'ਚ ਆਟਾ ਦੇ ਦਿੱਤਾ ਸਿੱਧੇ ਗੱਲ ਉਹਨੇ ਕੱਪੜੇ ਦਿੱਤੇ ਅੰਗ ਹੀ ਕੋਈ ਨਹੀਂ ਚੱਲਦੇ ਪਏ ਟੇਡੇ ਮਿੱਡੇ ਹੋ ਗਏ ਮਹਾਰਾਜ ਕਹਿੰਦੇ ਆ ਦੇਣ ਵਾਲਾ ਦਾਤਾ ਨਹੀਂ ਥੱਕ ਰਿਹਾ ਇੱਥੇ ਲੈਣ ਵਾਲੇ ਥੱਕ ਜਾਂਦੇ ਆ ਦਿੰਦਾ ਦੇ ਲੈਂਦੇ ਥੱਕ ਪਾਏ ਤੇ ਅੱਜ ਨਹੀਂ ਜੁਗਾਂ ਜੁਗੰਤਰ ਇਹ ਜੁਗਾਂ ਦਾ ਅਰਥ ਕਈ ਜੁਗਾਂ ਤੋਂ ਇਹ ਇਕੱਲਾ ਲਫ਼ਜ਼ ਜੀ ਜੁਗੰਤਰ ਇਹ ਦੋ ਲਫ਼ਜ਼ਾਂ ਨਾਲ ਬਣਿਆ ਜੁਗ ਅੰਤਰ ਤੇ ਮਹਾਰਾਜ ਨੇ ਐੜਾ ਨਹੀਂ ਵਿੱਚ ਲਾਇਆ ਸਿੱਧੇ ਹੀ ਲਾ ਦਿੱਤਾ ਜੁਗੰਤਰ ਇਹਦਾ ਅਰਥ ਹੋ ਗਿਆ ਜੇ ਅਰਥ ਕਰਾਂਗੇ ਜੁਗ ਅੰਤਰ ਜੁਗਾਂ ਵਿੱਚ ਜੁਗਾਂ ਜੁਗੰਤਰ ਜਿਵੇਂ ਆਪਾਂ ਕਹਿੰਦੇ ਆ ਜੁਗਾਂ ਜੁਗਾਂ ਵਿੱਚ ਇਹਦਾ ਅਰਥ ਇਹ ਹੋਵੇਗਾ ਕਿ ਜੁਗੰਤਰ ਦਰ ਤੇ ਹਰ ਜੁਗ ਵਿੱਚ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਈ ਜੁਗਾ ਜੁਗਾ ਤੋਂ ਤੈਨੂੰ ਖਾਈ ਜਾ ਰਹੇ ਆ ਤੇਰੀਆਂ ਦਾਤਾਂ ਨੂੰ ਮਹਾਰਾਜ ਹੁਣ ਫਿਰ ਆਜੋ ਉਸੇ ਵਿਸ਼ੇ ਤੇ ਮੈਂ ਫਿਰ ਤੁਹਾਨੂੰ ਪਿੱਛੇ ਜਾਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਹਿਲੀ ਪੌੜੀ ਦੂਜੀ ਪੌੜੀ ਆ ਗਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਨਾ ਕੋਈ ਫਿਰ ਉਹ पर ਆ ਗਿਆ ਹੁਕਮੀ ਹੁਕਮ ਚਲਾਏ ਰਾਹ ਉਹ ਸਬਜੈਕਟ ਇੱਕੋ ਚੱਲ ਰਿਹਾ ਹੈ ਹੁਣ ਇੱਥੇ ਸ਼ਬਦ ਆ ਗਿਆ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ ਇਹ ਦੋਵੇਂ ਇਕੱਠੇ ਆ ਗਏ ਜੀ ਅੱਗੇ ਨਹੀਂ ਇਕੱਠੇ ਆਏ ਅੱਗੇ ਸੀ ਹੁਕਮੀ ਖੋਵਣ ਆਕਾਰ ਹੁਕਮ ਨਾ ਕਿਹਾ ਜਾਈ ਇੱਥੇ ਇਕੱਠੇ ਆ ਗਏ ਹੁਕਮੀ ਹੁਕਮ ਚਲਾਏ ਰਾਹ ਹੁਕਮੀ ਦਾ ਅਰਥ ਪਰਮਾਤਮਾ ਹੁਕਮ ਦਾ ਅਰਥ ਉਹਦਾ ਹੁਕਮ ਇਹਦੇ ਅਰਥ ਹੋ ਗਿਆ ਚਲਾਏ ਦਾ ਅਰਥ ਤੇ ਚਲਾ ਰਿਹਾ ਰਾਹ ਦਾ ਅਰਥ ਆ ਜ਼ਿੰਦਗੀ ਦੇ ਰਾਹ ਆ ਸੰਸਾਰ ਦਾ ਨਿਜ਼ਾਮ ਸਭ ਉਹ ਚਲਾ ਰਿਹਾ ਉਸ ਹੁਕਮੀ ਦਾ ਹੁਕਮ ਫਿਰ ਬੇਨਤੀ ਹੁਕਮੀ ਦਾ ਹੁਕਮ ਤਾਂ ਹੀ ਮੈਂ ਦੋ ਜ਼ੋਰ ਦੇ ਰਿਹਾ ਸਾਂ ਵੀ ਹੁਕਮ ਜਿਹੜਾ ਉਹ ਹੁਕਮੀ ਤੋਂ ਵੱਖ ਨਹੀਂ ਜਿੱਥੇ ਹੁਕਮ ਹੋਵੇਗਾ ਉੱਥੇ ਹੁਕਮੀ ਜ਼ਰੂਰ ਹੋਵੇਗਾ ਬਾਬਾ ਜੀ ਨੇ ਇੱਥੇ ਦੋਨੋਂ ਇਕੱਠੇ ਕਰ ਦਿੱਤੇ ਹੁਕਮੀ ਹੁਕਮ ਜਿਹਦਾ ਹੈ ਤੇ ਨਾਲ ਹੁਕਮ ਹੁਕਮੀ ਹੁਕਮ ਚਲਾਏ ਰਾਹ ਇਹ ਸੰਸਾਰ ਦੇ ਸਾਰੀ ਖੇਡ ਨੂੰ ਹੁਕਮੀ ਦਾ ਹੁਕਮ ਚਲਾ ਰਿਹਾ ਹੈ ਹੁਕਮ ਚਲਾ ਰਿਹਾ ਹੈ ਤੇ ਮਹਾਰਾਜ ਕਹਿੰਦੇ ਆ ਦੋ ਘਰ ਕਿਤੇ ਪਾਲਨੇ ਪੈ ਜਾਣ ਬੰਦਾ ਅੱਕ ਜਾਂਦਾ ਜੇ ਇੱਕ ਹੀ ਘਰ ਪਾਲਣਾ ਪੈ ਜਾ ਇਸ ਤਰ੍ਹਾਂ ਹੈ ਨਾ ਜੀ ਆਪਾਂ ਅਖੀਰ ਤੱਕ ਕੇ ਹੀ ਕਹਿੰਨੇ ਵੀ ਹੁਣ ਤੁਸੀਂ ਆਪਣੇ ਪੈਰਾਂ ਤੇ ਖਲਵੋ ਸਾਡਾ ਖਿਹੜਾ ਛੱਡੋ ਮਰ ਗਏ ਇੰਨੇ ਸਮਾਂ ਕਮਾ ਕਮਾ ਕੇ ਤੁਹਾਨੂੰ ਖਾਂਦੇ ਆ ਸੱਚੀ ਮੁੱਚੀ ਘਰਾਂ 'ਚ ਲੜਾਈਆਂ ਨੇ ਮਹਾਰਾਜ ਕਹਿੰਦੇ ਤੇਰੇ ਤੋਂ ਕੁਰਬਾਨ ਜਾਵਾਂ ਜੁਗਾਂ ਤੋਂ ਪੈਦਾ ਕਰ ਰਹੇ ਆ ਜੁਗਾਂ ਤੋਂ ਰੋਜੀ ਦੇ ਰਹੇ ਆ ਅੱਜ ਵੀ ਪਾਲਣਾ ਪਰ ਨਾਨਕ ਵਿਗਸੈ ਵੇ ਪਰਵਾ ਕਦੀ ਮੱਥੇ ਤੇ ਤਿਉੜੀ ਨਹੀਂ ਪਾਉਂਦਾ ਹਮੇਸ਼ਾ ਖੁਸ਼ ਹੀ ਰਹਿੰਦਾ ਉਹਨੂੰ ਕਦੀ ਇਹ ਜੰਜਾਲ ਤੋਂ ਦੁੱਖ ਨਹੀਂ ਲੱਗਾ ਨਾਨਕ ਵਿਗਸੈ ਗੁਰੂ ਨਾਨਕ ਸਾਹਿਬ ਬਚਨ ਕਰੇ ਨਾਨਕ ਦਰਤ ਗੁਰੂ ਨਾਨਕ ਸਾਹਿਬ ਵਿਗਸੈ ਦਾ ਅਰਥ ਹੁੰਦਾ ਪ੍ਰਸੰਨ ਹੋਣਾ ਇੰਨਾ ਕੁਝ ਚਲਾ ਕੇ ਜੁਗਾਂ ਜੁਗਾਂ ਤੋਂ ਰਿਜ਼ਕ ਦੇ ਕੇ ਜੁਗਾਂ ਜੁਗਾਂ ਤੋਂ ਸਰੀਰ ਬਣਾ ਕੇ ਢਾ ਕੇ ਇਹਨਾਂ ਕੋਈ ਸਾਜ ਕੇ ਕਦੀ ਤੂੰ ਥੱਕ ਕੇ ਕਹਿ ਬਸ ਬਸ ਇਹ ਚੀਜ਼ ਖੰਡਨ ਕਰ ਦਈਏ ਪੱਛਮ ਦੀ ਉਸ ਧਾਰਾ ਨੂੰ ਜਿਹੜੇ ਕਹਿੰਦੇ ਆ ਰੱਬ ਨੇ ਇੰਨੇ ਦਿਨ ਰਚਨਾ ਕੀਤੀ ਫਿਰ ਇੱਕ ਦਿਨ ਥੱਕ ਕੇ ਕਿਹਾ ਆਰਾਮ ਕਰਨੇ ਮਹਾਰਾਜ ਕਹਿੰਦੇ ਨਹੀਂ ਨਹੀਂ ਉਹ ਥੱਕਦਾ ਹੀ ਨਹੀਂ ਦੇਣ ਵਾਲਾ ਕਿਸੇ ਦਿਨ ਛੁੱਟੀ ਨਹੀਂ ਕਰਦਾ ਮੈਂ ਫਿਰ ਬੇਨਤੀ ਕਰਾਂ ਆਪਾਂ ਕੰਮ ਤੋਂ ਛੁੱਟੀ ਕਰ ਜਾਂਦੇ ਆ ਰੋਟੀ ਤਾਂ ਰੱਬ ਛੁੱਟੀ ਵਾਲੇ ਦਿਨ ਵੀ ਦਿੰਦਾ ਪਿਆ ਉਹਦੀ ਕੋਈ ਛੁੱਟੀ ਨਹੀਂ ਇਸ ਕਰਕੇ ਕਿਹਾ ਵੀ ਨਾਨਕ ਵਿਗਸੈ ਵੇ ਪਰਵਾਹ ਉਹਨੂੰ ਕੋਈ ਪਰਵਾਹ ਨਹੀਂ ਕਿੰਨੇ ਜੰਮਦੇ ਕਿੰਨੇ ਮਰਦੇ ਆ ਉਹਦੇ ਉੱਤੇ ਕੋਈ ਵੀ ਟੈਨਸ਼ਨ ਨਹੀਂ ਕੋਈ ਪਰੇਸ਼ਾਨੀ ਨਹੀਂ ਮਹਾਰਾਜ ਕਹਿ ਰਿਹਾ ਹੁਕਮੀ ਹੁਕਮ ਚਲਾਏ ਰਾਖੋ ਉਹ ਨਾਨਕ ਵਿਗਸੈ ਖੁਸ਼ ਹੈ ਵੇ ਪਰਵਾਹ ਉਹਨੂੰ ਕੋਈ ਪਰਵਾਹ ਨਹੀਂ ਹੁਣ ਇੱਥੋਂ ਤੱਕ ਬੜੀ ਬਰੀ ਗੱਲ ਚੱਲ ਰਹੀ ਸੀ ਹੁਕਮ ਰਜਾਈ ਚੱਲਣਾ ਸੁਣੋ ਹੁਕ ਨਾਨਕ ਹੁਕਮੈ ਜੇ 부ਝੈ ਹੁਕਮੇ ਹੁਕਮ ਚਲਾਏ ਰਾ ਹੁਣ ਇੱਕ ਸਵਾਲ ਹੈ ਕਿ ਸਤਿਗੁਰੂ ਜੀ ਇਹ ਇੰਨੇ ਵਿਖਮ ਗਹਿਰੇ ਬਚਨ ਕਹਿ ਰਹੇ ਹੋ ਅਸੀਂ ਪੰਜਾਂ ਤਤਾਂ ਦੇ ਚੋਲੇ ਚਾਂ ਸਾਨੂੰ ਦੱਸੋ ਵੀ ਹੁਕਮ ਨੂੰ ਸਮਝਣ ਲਈ ਤੇ ਸਚਿਆਰ ਬਣ ਲਈ ਅਸੀਂ ਕੀ ਕਰੀਏ ਸਾਨੂੰ ਦੱਸੋ ਹੁਣ ਆ ਜਿਹੜੀ ਚੌਥੀ ਪੌੜੀ ਹੈ ਇੱਥੇ ਪਹਿਲੀ ਪੌੜੀ ਸਮਾਪਤ ਹੋਣੀ ਹੈ ਮੈਂ ਆਪ ਨੂੰ ਬੇਨਤੀ ਕੀਤੀ ਚੱਲ ਪ੍ਰਕਰਨ ਪਹਿਲੀ ਪੌੜੀ ਤੇਰੇ ਬਦਲਦੀ ਰਿ ਪੌੜੀ ਹੁਣ ਚੌਥੀ ਪੌੜੀ ਚ ਮਹਾਰਾਜ ਫਿਰ ਦੱਸ ਦਿਆ ਵੀ ਤੁਸੀਂ ਆਹ ਕੰਮ ਕਰੋ ਮਹਾਰਾਜ ਕੀ ਸ਼ੁਰੂਆਤ ਕਰਦੇ ਆ ਸਾਚਾ ਸਾਹਿਬ ਸਾਹਿਬ ਨਹੀਂ ਪੜਨਾ ਹਾਹੇ ਨੂੰ ਸਿਹਾਰੀ ਬੋਲਣੀ ਹੈ ਤੇ ਸੱਸੇ ਨੂੰ ਕੰਨਾ ਜ਼ਰੂਰ ਲਾਣਾ ਹੈ ਸਾਹਿਬ ਨਹੀਂ ਪੜਨਾ ਸਾਚਾ ਸਾਚਾ ਦਾ ਅਰਥ ਸੱਚਾ ਸਦੀਵ ਜਿਹਨੂੰ ਆਦ ਸੱਚ ਪਿੱਛੇ ਕਹਿ ਇਹ ਤੀਜੀ ਵਾਰੀ ਆ ਗਿਆ ਪਹਿਲਾਂ ਸਤਨਾਮ ਆਇਆ ਫਿਰ ਆਦ ਸੱਚ ਆਇਆ ਹੁਣ ਸਾਚਾ ਸਾਹਿਬ ਆ ਗਿਆ ਸਾਚਾ ਸਾਹਿਬ ਸਾਹਿਬਦਾਰ ਤੇ ਮਾਲਕ ਮੇਰਾ ਮਾਲਕ ਸੱਚਾ ਹੈ ਸਾਚ ਨਾਏ ਸੁਣਿਓ ਇੱਥੇ ਪ੍ਰੋਫੈਸਰ ਪ੍ਰਿੰਸੀਪਲ ਆਪਣਾ ਸਾਹਿਬ ਸਿੰਘ ਉਹਨਾਂ ਨਾਏ ਦੇ ਅਰਥ ਕੀਤੇ ਨੇ ਇਨਸਾਫ ਨਿਆਂ ਪਰ ਸਾਰੇ ਵਿਦਵਾਨਾਂ ਨੇ ਇੱਥੇ ਨਾਏ ਦੇ ਅਰਥ ਕੀਤੇ ਆ ਨਾਮ ਇਹ ਇਹੀ ਸਪੈਲਿੰਗ ਜਦੋਂ ਅੱਗੇ ਜਾਣੀ ਹੈ ਨਾ ਇਹ 6ਵੀਂ ਪੌੜੀ 'ਚ ਇਹਦੇ ਅਰਥ ਬਦਲ ਜਾਣੇ ਨੇ ਇੱਥੇ ਨੰਨੇ ਨੂੰ ਕੰਨਾ ਤੇ ਈੜੀ ਨੂੰ ਸਿਹਾਰੀਏ ਨਾਏ ਤੇ 6ਵੀਂ ਪੌੜੀ ਜਾ ਕੇ ਨੇ ਬਣ ਜਾਣਾ ਹੈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਉੱਥੇ ਯਾਦ ਰੱਖਿਓ ਹਾਂ ਹਾਂ ਆ ਜਾਣਾ ਇੱਥੇ ਨਾਏ ਦਾ ਅਰਥ ਹੈ ਨਾਮ ਉੱਥੇ ਨਾਏ ਦਾ ਅਰਥ ਆਵੇਗਾ ਨਹਾਉਣਾ ਨਾਲਿਆ ਵਹਿਗੁਰੂ ਤੂੰ ਸੱਚਾ ਹੈ ਸਾਚਾ ਸਾਹਿਬ ਸਾਚ ਨਾਹੀਂ ਤੇਰਾ ਨਾਮ ਵੀ ਸੱਚਾ ਹੈ ਤੇਰਾ ਨਾਮ ਅਤ ਦਾ ਸੱਚਾ ਹੈ ਤੇ ਅਗਲਾ ਬਚਨ ਭਾਖਿਆ ਭਾਖਿਆ ਦਾ ਅਰਥ ਹੁੰਦਾ ਬੋਲਣਾ ਭਾਖਿਆ ਦਾ ਅਰਥ ਭਾਸ਼ਾ ਵੀ ਕਰਦੇ ਆ ਭਾਖਿਆ ਅਗਲਾ ਲਫ਼ਜ਼ ਹੈ ਭਾਓ ਮੈਂ ਇਹ ਇਹ ਪਾਠ ਰਿਪੀਟ ਕੀਤਾ ਸੀ ਪਾਠ ਕਰਨ ਲੱਗਿਆ ਕਦੀ ਇਹਨੂੰ ਭਾਓ ਨਹੀਂ ਪੜਨਾ ਭੱਬੇ ਨੂੰ ਕੰਨਾ ਬੋਲਣਾ ਜੇ ਪਾਠ ਭਉ ਕਰ ਦਿੱਤਾ ਭਉ ਦਾ ਅਰਥ ਹੈ ਡਰ ਤੇ ਜਦੋਂ ਕੰਨਾਂ ਲਾ ਕੇ ਪਾਠ ਕਰਾਂਗੇ ਭਾਉ ਤੇ ਭਾਉ ਦਾ ਅਰਥ ਹੈ ਪ੍ਰੇਮ ਪਰਮਾਤਮਾ ਸਾਚਾ ਸਾਹਿਬ ਤੂੰ ਸੱਚਾ ਹੈ ਭਾਖਿਆ ਤੇਰੀ ਬੋਲੀ ਕੀ ਹੈ ਭਾਖਿਆ ਤੂੰ ਕੀ ਬੋਲੀ ਬੋਲਣਾ ਤੇਰੀ ਬੋਲੀ ਦਰਅਸਲ ਭਾਉ ਦਾ ਅਰਥ ਹੈ ਪ੍ਰੇਮ ਅਪਾਰ ਦਾ ਅਰਥ ਜਿਹਦਾ ਅੰਤ ਕਿਸੇ ਨਹੀਂ ਪਾਇਆ ਪਰਮਾਤਮਾ ਤੇਰਾ ਅੰਤ ਕਿਸੇ ਨਹੀਂ ਪਾਇਆ ਪਰ ਤੇਰੀ ਬੋਲੀ ਸਿਰਫ ਪ੍ਰੇਮ ਹੈ ਕਿਉਂਕਿ ਪਰਮਾਤਮਾ ਤੱਕ ਪਹੁੰਚਣ ਲਈ ਸ਼ਬਦਾਵਲੀ ਵਰਤਨੇ ਜ਼ਰੂਰ ਆ ਅੱਗੇ ਅਖਰੀ ਨਾਮ ਆਉਣਾ ਪੌੜੀਆਂ 'ਚ ਪਰ ਸੱਚੇ ਵੇ ਅੱਖਰ ਵੀ ਉਹ ਸਵਕਾਰ ਹੁੰਦੇ ਨੇ ਜਿਨ੍ਹਾਂ ਅੱਖਰਾਂ ਵਿੱਚ ਪ੍ਰੇਮ ਦੀ ਖਿੱਚ ਹੋਵੇ ਉਹਦੀ ਬੋਲੀ ਪ੍ਰੇਮ ਹੈ ਮੈਨੂੰ ਬੇਨਤੀ ਫਿਰ ਕਰਾਂ ਕੋਈ ਸੱਜਣਾ ਨੇ ਅਰਥ ਕੀਤੇ ਨੇ ਕਿ ਤੈਨੂੰ ਪ੍ਰੇਮ ਨਾਲ ਲੋਕ ਪੁਕਾਰਦੇ ਆ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਤੇਰੀ ਬੋਲੀ ਪ੍ਰੇਮ ਹੈ ਅੱਖ ਹੈ ਹਾਏ ਨੂੰ ਸਿਹਾਰੀ ਲੱਗੀ ਆਖੇ ਨਹੀਂ ਅੱਖ ਹੈ ਮੰਗ ਹੈ ਮੰਗੇ ਨਹੀਂ ਆਖਦੇ ਨੇ ਜੀਵ ਅਸੀਂ ਆਖਨੇ ਆ ਮੰਗ ਹੈ ਅਸੀਂ ਪਰਮਾਤਮਾ ਤੇਰੇ ਦਰ ਤੇ ਖਲੋ ਕੇ ਮੰਗਨੇ ਆ ਦੇਹ ਦੇਹ ਸਾਨੂੰ ਆ ਦਾਤਾਂ ਦੇ ਆ ਪਦਾਰਥ ਦੇ ਆਖਾਂ ਮੰਗਹਿ ਦੇਹ ਦੇਹ ਅਸੀਂ ਮੰਗਨੇ ਆ ਤੇਰੇ ਦਰ ਤੋਂ ਦਾਤ ਕਰੇ ਦਾਤਾਰ ਦੱਦੇ ਨੂੰ ਕੰਨਾ ਦਾਤਾਰ ਦਤਾਰ ਨਹੀਂ ਆਖੈ ਹੈ ਦੇਹ ਦੇਹ ਅਸੀਂ ਆਖਨੇ ਆ ਆਖ ਆ ਕੇ ਤੇਰੇ ਤੋਂ ਮੰਗਨੇ ਖਾਂ ਪਰਮਾਤਮਾ ਸਾਨੂੰ ਆ ਦੇ ਆ ਦੇ ਤੇ ਮਹਾਰਾਜ ਕਹਿੰਦੇ ਆ ਫਿਰ ਤੂੰ ਸੁਣ ਕੇ ਦਾਤ ਕਰੇ ਦਾਤਾਰ ਦਾਤਾਰ ਸਾਡੀ ਬੇਨਤੀ ਨੂੰ ਸੁਣ ਕੇ ਦਾਤ ਦਿੰਦਾ ਹੈ ਦਾਤ ਕਰੇ ਦਰਤ ਦਾਤਾ ਦਿੰਦਾ ਹੈ ਦਾਤਾ ਬਖਸ਼ਦਾ ਹੈ ਦਾਤ ਕਰੇ ਦਾਤਾਰ ਹੁਣ ਅਗਲੀ ਗੱਲ ਜਿਹੜਾ ਅੱਜ ਕੱਲ ਦਾ ਸਿਸਟਮ ਆ ਚੀਜ਼ ਦਿਓ ਰੱਬ ਖੁਸ਼ ਹੋ ਜਾਣਾ ਆ ਕਰੋ ਗੁਰੂ ਸਾਹਿਬ ਤੇ ਸਵਾਲ ਕਰਦੇ ਆ ਫੇਰ ਫੇਰ ਕਿ ਕੇ ਨਹੀਂ ਪਾਠ ਕਰਨਾ ਕਿਉਂਕਿ ਇਹ ਜਦੋਂ ਆਪਾਂ ਮੈਂ ਫੇਰ ਅੱਜ ਕੀਤੀ ਮੁਹਾਰਨੀ ਜਦੋਂ ਸਿਹਾਰੀ ਲਾ ਕੇ ਬੰਦ ਸਨ ਕਿ ਤੇ ਕੇ ਬੜਾ ਫਰਕ ਹੈ ਇਹਦੇ ਪਾਠ ਹੈ ਜਿੰਨਾ ਕੁ ਸਮਝ ਪਈ ਫਿਰ ਕੇ ਅੱਗੇ ਅੱਗੇ ਦੇ ਗੱਗੇ ਨੂੰ ਦੁਲਾਵਾਂ ਲੱਗੀਆਂ ਨੇ ਅੱਗੇ ਪਾਠ ਨਹੀਂ ਕਰਨਾ ਅੱਗੇ ਫਿਰ ਕੇ ਅੱਗੇ ਮਹਾਰਾਜ ਕਹਿੰਦੇ ਰੱਖੀ ਐ ਐੜੇ ਤੇ ਦੁਲਾਵਾਂ ਨੇ ਰੱਖੀ ਇਹ ਨਹੀਂ ਕੱਲਾ ਜੇ ਰੱਖੀਏ ਪਾਠ ਕਰਾਂਗੇ ਈੜੀ ਨੂੰ ਸਿਹਾਰੀ ਪੈ ਜਾਏਗੀ ਫਿਰ ਕੇ ਅੱਗੇ ਰੱਖੀ ਐ ਆਖਣੇ ਵੀ ਤੇਰੇ ਤੋਂ ਆ ਮੰਗਣੇ ਵੀ ਤੇਰੇ ਤੋਂ ਆ ਦੇਣਾ ਵੀ ਤੂੰ ਹੈ ਬੰਦੇ ਦੀ ਕੀ ਹਸਤੀ ਕਿ ਤੇਰੀ ਦਿੱਤੀ ਦਾਤ ਚੋਂ ਲੈ ਕੇ ਕਈ ਨੇ ਰੁਪਈਏ ਮੇਰੀ ਅਰਦਾਸ ਕਰ ਦਿਓ ਰੱਬ ਮਿਲ ਜੂਗਾ ਤੇਰੇ ਤੋਂ ਮੰਗਿਆ ਪਰ ਇੱਕ ਸਵਾਲ ਹੈ ਮੈਨੂੰ ਦੱਸ ਕਿਹੜੀ ਚੀਜ਼ ਦਿਆਂ ਤੈਨੂੰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਕਿਹੜੀ ਵਸਤੂ ਤੇਰੇ ਅੱਗੇ ਰੱਖਾਂ ਫਿਰ ਦਰ ਤੇ ਦੁਬਾਰਾ ਮੈਨੂੰ ਦੱਸੋ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਤੇ ਫਿਰ ਅਗਲਾ ਸ਼ਬਦ ਹੈ ਮੋਹ ਮੂੰਹ ਨਹੀਂ ਇੱਥੇ ਗੁਰੂ ਜੀ ਨੇ ਕਨੌੜਾ ਵਰਤਿਆ ਹੈ ਮੋਹ ਕੇ ਬੋਲਣ ਤੇ ਨੰਨੇ ਨਾਲ ਨਹੀਂ ਨਾਣੇ ਨਾਲ ਹੈ ਬੋਲਣ ਨਹੀਂ ਬੋਲਣ ਮੋਹ ਕੇ ਬੋਲਣ ਬੋਲੀਐ ਮੂੰਹ ਤੋਂ ਕਿਹੜੇ ਬੋਲ ਬੋਲਾਂ ਮੈਨੂੰ ਦੱਸ ਪ੍ਰਮਾਤਮਾ ਕਿਉਂਕਿ ਪੁਰਾਤਨ ਸਮੇਂ ਨਾ ਜੀ ਕਿਸੇ ਵੱਡੇ ਨੂੰ ਖੁਸ਼ ਕਰ ਲਈ ਦੋ ਤਰੀਕੇ ਹੁੰਦੇ ਸਨ ਜਾਂ ਤਾਂ ਗਿਫਟ ਲੈ ਕੇ ਜਾਣਾ ਜਿਹਨੂੰ ਭੇਟਾ ਕਹਿੰਦੇ ਸਨ ਹਾਂਜੀ ਤੇ ਜਾਂ ਹੁੰਦਾ ਸੀ ਜਿਹਦੇ ਪੱਲੇ ਕੁਛ ਨਹੀਂ ਉਹ ਬਸ ਫਰਿਆਦ ਹੀ ਕਰਦਾ ਸੀ ਗਰੀਬ ਦੀ ਰੱਖ ਲੈ ਮਹਾਰਾਜ ਕਹਿੰਦੇ ਤੂੰ ਸਭ ਤੋਂ ਵੱਡਾ ਹੈ ਹੁਣ ਤੇਰੇ ਤੋਂ ਪਹਿਲਾਂ ਸਵੇਰੇ ਮੰਗਣਾ ਵਾ ਸ਼ਾਮ ਨੂੰ ਮੈਂ ਆ ਜਾਣਾ ਤੇ ਮੈਂ ਇਹ ਸੱਚੀ ਮੁੱਚੀ ਬੰਦੇ ਦਾ ਸੁਭਾਅ ਜੇ ਇੱਕ ਸੇਵਾਪੰਥੀ ਮਹਾਪੁਰਸ਼ ਹੋਏ ਨੇ ਬਾਬਾ ਬੁੱਧੂ ਸ਼ਾਇਦ ਨਾ ਸੁਣਿਆ ਹੋਵੇ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਸਨ ਜੀ ਉਹ ਕਹਿੰਦੇ ਨੇ ਮਲਤਾਨ ਫਤਿਹ ਕਰਨ ਗਏ ਤੇ ਰਸਤੇ ਕਿਸੇ ਦੱਸਿਆ ਵੀ ਇੱਕ ਚੰਗੀ ਪਹੁੰਚੀ ਆਤਮਾ ਤੇ ਸ਼ੇਰੇ ਪੰਜਾਬ ਚਲੇ ਗਏ ਸੁਣਾਇਆ ਜਾਂਦਾ ਸੇਵਾ ਪੰਥੀਆਂ 'ਚ ਤੇ ਉਹਨਾਂ ਜਾ ਕੇ ਵੇਖਿਆ ਵੀ ਮੈਂ ਨਾ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਉਹ ਭਾਂਡੇ ਮਾਂਜਣ ਪਏ ਤੇ ਜਦੋਂ ਪੁੱਛਦੇ ਆ ਵੀ ਬਾਬਾ ਬੁੱਧੂ ਸਾਹਿਬ ਕਿੱਥੇ ਆ ਉਹ ਹੱਥ ਝਾੜ ਕੇ ਨਾ ਸਵਾਲੇ ਤੇ ਸਾਫ਼ ਕਰਕੇ ਕੱਪੜੇ ਨਾਲ ਅੰਦਰ ਲੈ ਗਏ ਤੇ ਅੰਦਰ ਮਾਰੇ ਦਾ ਪ੍ਰਕਾਸ਼ ਹੀ ਕਹਿੰਦੇ ਸਹਿਬ ਆਹ ਤੇ ਬੁੱਧੂ ਮੈਂ ਆ ਤੋ ਬੁੱਧੂ ਸਾਹਿਬ ਕਹੇ ਨਾ ਸਾਹਿਬ ਐਵੇਂ ਬੁੱਧੂ ਮੈਂ ਆ ਉਹ ਕੰਮ ਜਿਵੇਂ ਬੰਦਾ ਠਠੰਬਰ ਜਾਂਦਾ ਕਹਿੰਦੇ ਬਾਬਾ ਜੀ ਮੇਰੀ ਅਰਦਾਸ ਕਰੋ ਮੈਨੂੰ ਫਤਿਹ ਮਿਲੇ ਉਹਨੇ ਸਿੱਧੀ ਜੀ ਉਹਨੇ ਕੋਈ ਸਾਡੇ ਗਿਆਨੀਆਂ ਵਾਲੀ ਅਰਦਾਸ ਥੋੜਾ ਕਰਨ ਉਹਨੇ ਕਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਲੋਕੀ ਮਹਾਰਾਜਾ ਕਹਿੰਦੇ ਨੇ ਪਰ ਤੇਰੇ ਦਰ ਤੇ ਮੰਗਤਾ ਬਣ ਕੇ ਇਸ ਮੰਗਤੇ ਦੀ ਝੋਲੀ 'ਚ ਜਿੱਤ ਦੀ ਖੈਰ ਪਾਈ ਚਲਾ ਗਿਆ ਜਿੱਤ ਕੇ ਆ ਗਿਆ ਹੁਣ ਜਦੋਂ ਜਿੱਤ ਕੇ ਆਏ ਤੇ ਕਹਿੰਦੇ ਉਸ ਤੋਂ ਬਾਅਦ ਸ਼ੇਰੇ ਪੰਜਾਬ ਆਇਆ ਤੇ ਆਉਂਦਿਆਂ ਸਾਰ ਕਹਿੰਦਾ ਬਾਬਾ ਜੀ ਜੋ ਮੰਗੋਗੇ ਡੇਰੇ ਨਾਲ ਕੀ ਲਾ ਕਹਿੰਦੇ ਅੰਦਰ ਚੱਲੀਏ ਅੰਦਰ ਲਿਜਾ ਕੇ ਮਹਾਰਾਜ ਕੋਲ ਕਹਿੰਦਾ ਸੱਚੇ ਪਾਤਸ਼ਾਹ ਇਹ ਬੰਦਾ ਕੋਈ ਦਿਨ ਪਹਿਲਾਂ ਮੰਗਤਾ ਬਣ ਕੇ ਆਇਆ ਕੀ ਕੀਤਾ ਦਾਤਾ ਬਣ ਕੇ ਆ ਗਿਆ ਅੱਜ ਪਹਿਲਾਂ ਮੰਗਣ ਆਇਆ ਦੇਣ ਆ ਗਿਆ ਮੈਂ ਬੇਨਤੀ ਕਰਾਂ ਕਿਹੜੀ ਚੀਜ਼ ਅਸੀਂ ਦਈਏ ਜੀ ਯਾਦ ਰੱਖਿਓ ਅਸੀਂ ਗੰਗ ਤਨ ਦੇ ਦਈਏ ਮਨ ਦੇ ਦਈਏ ਗੁਰੂ ਅਮਰਦਾਸ ਕਹਿੰਦਾ ਗੱਲ ਫਿਰ ਵੀ ਹੁਕਮ ਤੇ ਮੰਨੀ ਹੈ ਮੁਕਣੀ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਫਿਰ ਵੀ ਹੁਕਮ ਉਤੇ ਖਲੋਣਾ ਹੁਕਮ ਮੰਨੇ ਪਾਈਆ ਹੁਕਮ ਰਜਾਈ ਚੱਲਣਾ ਨਾਨਕ ਹੁਕਮ ਹੈ ਜੇ ਬੁੱਝੈ ਹੁਕਮੀ ਹੁਕਮ ਚਲਾਏ ਰਾਖ ਮਹਾਰਾਜ ਕਹਿੰਦੇ ਮੋਹ ਕੇ ਬੋਲਣ ਬੋਲੀਐ ਕੀ ਮੂੰਹ ਤੋਂ ਬੋਲ ਬੋਲੀਏ ਜਿਤ ਜਿਸ ਨੂੰ ਸੁਣ ਸੁਣ ਦੇ ਨਾਣੇ ਨੂੰ ਸਿਹਾਰੀ ਹੈ ਸੁਣ ਸੁਣ ਕੇ ਧਰੇ ਮਹਾਰਾਜ ਸ਼ਬਦ ਵਰਤਿਆ ਪਿਆਰ ਬੜੀ ਇੱਥੇ ਬਰੀਕ ਗੱਲ ਬਾਬਾ ਜੀ ਨੇ ਕੀਤੀ ਸੂਫੀ ਜਗਿਆਸੂ ਜੀ ਬਾਣੀ ਚ ਵੀ ਖੈ ਅਕਸਰ ਕਹਿੰਦੇ ਆ ਮੈਂ ਰੱਬ ਨੂੰ ਇਸ ਤਰ੍ਹਾਂ ਪਿਆਰ ਕਰਨਾ ਇਹਨਾਂ ਬਰੀਕ ਸ਼ਬਦ ਵਰਤਿਆ ਕਿ ਮੇਰੇ ਪਿਆਰ ਕਰਦਿਆਂ ਕਰਦਿਆਂ ਫਿਰ ਕਿਤੇ ਆਸ਼ਕੀ ਦੀ ਖੌਮੇ ਨਾ ਆ ਜਾਏ ਤੂੰ ਮੈਨੂੰ ਦੱਸ ਮੈਂ ਕਿਹੜੀ ਚੀਜ਼ ਰੱਖਾਂ ਤੂੰ ਮੈਨੂੰ ਪਿਆਰ ਕਰਨ ਲੱਗ ਪਾਵੇਂ ਫਿਰ ਬੇਨਤੀ ਇੱਥੇ ਨਹੀਂ ਕਿ ਮੈਂ ਪਿਆਰ ਕਰਾਂ ਤੂੰ ਮੈਨੂੰ ਕਿਵੇਂ ਪਿਆਰ ਕਰੇ ਕਿਉਂਕਿ ਤੇਰੇ ਪਿਆਰ ਵਿੱਚ ਗਲਤੀ ਕੋਈ ਨਹੀਂ ਹੋਣੀ ਤੇਰਾ ਪਿਆਰ ਸ਼ੁੱਧ ਹੈ ਮੇਰੇ ਡਿੱਗਣ ਦਾ ਖਤਰਾ ਹੈ ਗੁਰੂ ਸਾਹਿਬ ਸ਼ਬਦ ਵਰਤ ਰਿਹਾ ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੱਗੇ ਸਤਿਗੁਰੂ ਨਾਨਕ ਤੋਂ ਚਰਨ ਪਕੜੋ ਪਿਆਰਿਓ ਜਿਹੜੇ ਅਸੀਂ ਸਵਾਲ ਕਰਨੇ ਸਾਨੂੰ ਬਾਬਾ ਜੀ ਉੱਤਰ ਦੇਈ ਗਏ ਹੁਣ ਚੌਥੀ ਪੌੜੀ ਸਾਰੀ ਸਾਧਨਾ ਦੀ ਇਹ ਸਾਚਾ ਨਾਮ ਸਾਚਾ ਸਾਹਿਬ ਸਾਚ ਨਾ ਆਇਆ ਅਗਲਾ ਬਚਨ ਕੀਤਾ अमृत वेला अमृत वेला सच नाओ वड्याई विचार अमृत वेला सच नाओ वड्याई विचार गुरमुख इस आ तो की सारी सिखी है सच जे सारी रूहानियत सिर्फ आ तो है अमृत वेला मैं एक दिन अर्ज की मैं भुला ना ਜੇ ਆਪ ਜੀ ਬੜੇ ਵਿਦਵਾਨ ਸੱਜਣ ਬੈਠੇ ਹੁੰਦੇ ਆ ਜਿੱਥੇ ਮੈਂ ਭੁੱਲਦਾ ਮੈਨੂੰ ਦੱਸ ਜ਼ਰੂਰ ਦਿਆ ਕਰੋ ਇਹ ਹਉਮੈ ਚ ਨਹੀਂ ਮੈਂ ਕਹਿ ਰਿਹਾ ਅੰਮ੍ਰਿਤ ਵੇਲਾ ਸ਼ਬਦ ਜਿਹੜਾ ਹੈ ਸਾਂਝ ਸੀ ਲੋਡਾ ਵੇਲਾ ਸੀ ਸ਼ਾਹ ਵੇਲਾ ਸੀ ਚਲਾਂਗੇ ਸੀ ਪਿਛਲ ਪੈਰ ਸੀ ਚੌਥਾ ਪੈਰ ਸੀ ਪਰ ਸੱਚ ਏਵੇਂ ਵੇਲੇ ਨਾਲ ਅੰਮ੍ਰਿਤ ਕੇਵਲ ਗੁਰੂ ਨਾਨਕ ਸਾਹਿਬ ਨੇ ਲਾਇਆ ਇਸ ਤੋਂ ਪਹਿਲਾਂ ਅੰਮ੍ਰਿਤ ਵੇਲਾ ਸ਼ਬਦ ਕਿਸੇ ਸਾਹਿਤ ਵਿੱਚ ਵਰਤਿਆ ਹੀ ਨਹੀਂ ਗਿਆ ਅੰਮ੍ਰਿਤ ਵੇਲਾ ਗੁਰੂ ਨਾਨਕ ਸਾਹਿਬ ਦਾ ਘੜਿਆ ਹੋਈ ਵੋਕੈਬਲਰੀ ਹੈ ਇਹ ਸ਼ਬਦ ਮਹਾਰਾਜ ਦਾ ਘੜਿਆ ਅੰਮ੍ਰਿਤ ਵੇਲਾ ਵੇਲਾ ਦਾ ਅਰਥ ਸਮਾਂ ਹੁਣ ਇੱਥੇ ਮੈਨੂੰ ਪਤਾ ਵੀ ਇਹ ਕਿਹਾ ਜਾਂਦਾ ਵੀ ਜਿਹੜੇ ਵੇਲੇ ਵਡਿਆਈ ਕਰ ਲੋ ਉਹੀ ਵੇਲਾ ਅੰਮ੍ਰਿਤ ਹੈ ਅੰਮ੍ਰਿਤ ਵੇਲਾ ਪਹਿਲੀ ਗੱਲ ਅੰਮ੍ਰਿਤ ਇਹ ਇਹਦਾ ਪਾਠ ਅੰਮ੍ਰਿਤ ਨਹੀਂ ਕਦਾ ਕਰਨਾ ਆਪ ਯਾਦ ਰੱਖਿਓ ਮੈਂ ਕੱਲ ਵੀ ਸ਼ਬਦ ਕੋਈ ਸੱਜਣ ਪੜ੍ਹ ਰਹੇ ਸਨ ਇਹ ਅੰਮ੍ਰਿਤ ਨਾਮ ਨਿਦਾਨ ਪਰ ਨਹੀਂ ਗੁਰਮਖੋ ਮੰਮੇ ਨੂੰ ਲੱਗੀ ਸਿਹਾਰੀ ਨਹੀਂ ਬੋਲਾਂਗੇ ਮ੍ਰਿਤ ਨਹੀਂ ਬੋਲਾਂਗੇ ਅਰਥ ਨਹੀਂ ਹੋਣਗੇ ਐੜਾ ਅਗੇਤਰ ਟਿੱਪੀ ਹੈ ਅੰਮ੍ਰਿਤ ਤੇ ਅੰਮ੍ਰਿਤ ਬੜਾ ਫਰਕ ਹੈ ਮ੍ਰਿਤ ਦਾ ਅਰਥ ਹੈ ਮ੍ਰਿਤਿਉ ਐੜਾ ਅਗੇਤਰ ਰਹਿਤ ਅੰਮ੍ਰਿਤ ਦਾ ਲਫ਼ਜ਼ੀ ਅਰਥ ਇੱਕ ਇਹ ਹੈ ਕਿ ਉਹ ਚੀਜ਼ ਉਹ ਵਸਤੂ ਉਹ ਪਦਾਰਥ ਜਿਹਨੂੰ ਧਾਰਨ ਕਰਨ ਦੇ ਨਾਲ ਮੌਤ ਦਾ ਭੈ ਵੀ ਖਤਮ ਹੋ ਜਾਂਦਾ ਹੈ ਅੰਮ੍ਰਿਤ ਦਾ ਅਰਥ ਮਿੱਠਾ ਵੀ ਹੈ ਇੱਕ ਵਾਰੀ ਅਸਾਂ ਕਥਾ ਕੀਤੀ ਜਿੱਥੇ ਅੰਮ੍ਰਿਤ ਦਾ ਅਰਥ ਦੁੱਧ ਵੀ ਹੈ ਅੰਮ੍ਰਿਤ ਵੇਲਾ ਜੇ ਤੂੰ ਚਾਹਨਾ ਕਿ ਹੁਕਮ ਰਜਾਈ ਚੱਲਣਾ ਇਹ ਇੱਥੇ ਅੱਜ ਫੈਸਲਾ ਮਹਾਰਾਜ ਦਿੰਦੇ ਪਏ ਜੇ ਤੂੰ ਚਾਹਨਾ ਨਾਨਕ ਹੁਕਮ ਹੈ ਜੇ ਬੁੱਝੈ ਜੇ ਚੱਲਣਾ ਚਾਹਨਾ ਬੁੱਝਣਾ ਚਾਹਨਾ ਜੇ ਹੁਕਮੀ ਹੁਕਮ ਚਲਾਏ ਰਾਹ ਸਮਝ ਨਹੀਂ ਤੇ ਫਿਰ ਇੱਕ ਕੰਮ ਕਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਸੱਚਾ ਜਿਹਨੂੰ ਕਹੇ ਉਹਦੇ ਸੱਚੇ ਨਾਮ ਦੀ ਵਡਿਆਈ ਕਰ ਉਹਦੀ ਵਿਚਾਰ ਕਰ ਤੇ ਅੰਮ੍ਰਿਤ ਵੇਲੇ ਨੂੰ ਤੂੰ ਸੰਭਾਲ ਪਲੀਜ਼ ਗੁਰੂ ਗ੍ਰੰਥ ਸਾਹਿਬ ਵਿੱਚ ਉੰਜ ਤਾਂ ਵੈਸੇ ਜਿੰਨੇ ਵੀ ਸਾਧਕ ਅਧਿਆਤਮਿਕ ਜੀਵਨ ਚ ਹੋਏ ਆ ਉਹਨਾਂ ਸਾਰਿਆਂ ਨੇ ਅੰਮ੍ਰਿਤ ਵੇਲੇ ਨੂੰ ਬੜੀ ਮਹਾਨਤਾ ਦਿੱਤੀ ਅੱਜ ਦੁਪਹਿਰੇ ਮੈਂ ਬੇਨਤੀ ਕੀਤੀ ਕਥਾ 'ਚ ਬਾਬਾ ਫਰੀਦ ਜੀ ਬੜੀ ਬੜੀ ਕਿਹਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵਾ ਪਰ ਜਦੋਂ ਉਹ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਆ ਉਹ ਤਾਂ ਇੱਥੋਂ ਤੱਕ ਝਿੜਕ ਦਿੰਦੇ ਆ ਪਿਛਲ ਰਾਤ ਨਾ ਜਾਗਿਓ ਜੀਵਨ ਦੜੋ ਮੋਇਓ ਹੈ ਕਹਿੰਦੇ ਜਿਉਂਦੀ ਮਰੀ ਪੈ ਗਈ ਤੈਨੂੰ ਘਰਾੜੇ ਮਾਰੀ ਜਾਣਾ ਅੰਮ੍ਰਿਤ ਵੇਲੇ ਉਠੋ ਰੱਬ ਦੀ ਬੰਦਗੀ ਕਰ ਐਡਾ ਸ਼ਬਦ ਵਰਤਿਆ ਉਹਨੂੰ ਆਪਾਂ ਗੰਜ ਸ਼ਕਰ ਕਹਿੰਦੇ ਆ ਸ਼ਕਰ ਗੰਜ ਜਿਹਦੀ ਜ਼ਬਾਨ ਸ਼ਾਇਦ ਨਾ ਮਿੱਠੀ ਉਹ ਕਹਿੰਦੇ ਨੇ ਪਿਛਲ ਰਾਤ ਨਾ ਜਾਗਿਓ ਜੀਵਨ ਦੜੋ ਮੋਇਓ ਹੈ ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਵੇਂ ਮੁਰਦਿਆ ਤੂੰ ਰੱਬ ਨੂੰ ਵਿਸਾਰ ਗਿਆ ਤੈਨੂੰ ਸੁੱਤੇ ਨੂੰ ਵੀ ਰੱਬ ਪਾਲਦਾ ਪਿਆ ਉਹ ਕਹਿੰਦੇ ਉਹਨਾਂ ਦਾ ਬਚਨ ਹੈ ਜਿਹੜਾ ਅੰਮ੍ਰਿਤ ਵੇਲਾ ਹੈ ਉਹਨ ਮੈਂ ਨਹੀਂ ਕਮਾ ਸਕਦਾ ਪਰ ਇਹਨੂੰ ਖੰਡਨ ਕਰਨ ਤੁਰ ਪਾ ਵੀ ਨਹੀਂ ਜੀ ਸਾਰੇ ਵੇਲੇ ਅੰਮ੍ਰਿਤ ਹੁੰਦੇ ਜੀ ਗੁਰਮਖੋ ਕੋਈ ਸ਼ੱਕ ਨਹੀਂ ਜਦੋਂ ਸਵਾਸ ਸਵਾਸ ਬੰਦਗੀ ਚੱਲਣ ਲੱਗ ਪਏ ਸਾਰਾ ਵੇਲੇ ਹੀ ਅੰਮ੍ਰਿਤ ਹੋ ਜਾਂਦਾ ਹੈ ਸਾਰੀ ਜ਼ਿੰਦਗੀ ਅੰਮ੍ਰਿਤ ਹੋ ਜਾਂਦੀ ਹੈ ਪਰ ਐਸ ਗੁਰੂ ਦੀ ਮਰਿਆਦਾ ਨੂੰ ਖੰਡਨ ਨਾ ਕਰੀਏ ਅੰਮ੍ਰਿਤ ਵੇਲੇ ਦਾ ਕਨਸੈਪਟ ਨਹੀਂ ਇਹਦੇ ਕਈ ਕਾਰਨ ਨੇ ਚਲੋ ਅੰਮ੍ਰਿਤ ਵੇਲੇ ਪੂਰਨ ਟਿਕਾਖ ਹੈ ਜਿਨ੍ਹਾਂ ਨੇ ਨੱਚਣਾ ਗਾਉਣਾ ਪੀਣਾ ਐਬ ਕਮਾਣੇ ਨੇ ਸਾਰੇ ਸੌਂ ਗਏ ਉੱਤੇ ਸੱਚੀ ਮੁੱਚੀ ਅੰਮ੍ਰਿਤ ਵੇਲੇ ਤਾਂ ਉਹਨਾਂ ਨੂੰ ਵੀ ਨੀਂਦ ਆ ਜਾਂਦੀ ਜਿਹੜੇ ਵਿਚਾਰੇ ਸਾਈ ਰਾਤ ਹਸਪਤਾਲ ਹਾਇਆ ਕਰੀ ਜਾਂਦੇ ਉਹ ਵੀ ਸੌਂ ਜਾਂਦੇ ਆ ਪੂਰਨ ਟਿਕਾ ਦਾ ਵੇਲਾ ਤੂੰ ਇੱਕ ਕੰਮ ਕਰ ਰਾਤ ਤੂੰ ਸੌਂ ਕੇ ਉੱਠ ਗਿਆ 7 ਘੰਟੇ ਮੈਂ ਕੱਲ ਕਿਹਾ ਸੀ 6-7 ਘੰਟੇ ਨੀਂਦ ਅਤ ਲਾਜ਼ਮੀ ਹੈ ਜਿੰਨੇ ਅਭਿਆਸ ਕਰਨਾ ਉੱਠ ਗਏ ਹੁਣ ਦੇ ਅਸਾਰ ਮਨ ਤੇਰਾ ਟਿਕਿਆ ਫੁਰਨੇ ਸਾਰੇ ਡਿੱਗੇ ਪਏ ਆ ਦੇ ਅਸਾਰ ਸਭ ਤੋਂ ਪਹਿਲਾਂ ਤੂੰ ਅੰਮ੍ਰਿਤ ਵੇਲੇ ਆਪਣੀ ਰਸਨਾ ਤੋਂ ਵਾਹਿਗੁਰੂ ਬੋਲ ਅੰਮ੍ਰਿਤ ਵੇਲਾ ਸੱਚ ਨਾਉ ਇਹ ਵੇਲਾ ਸੱਚੇ ਨਾਮ ਦੀ ਵਡਿਆਈ ਦਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਹੁਣ ਇਹਦੇ ਸੱਚ ਨਾਉ ਦਾ ਅਰਥ ਹੋ ਗਿਆ ਸਿਮਰਨ ਵਡਿਆਈ ਵਿਚਾਰ ਵਿੱਚ ਸਤਿਗੁਰੂ ਦੀ ਬਾਣੀ ਆ ਜਾਣੀ ਹੈ ਵਡਿਆਈ ਵਿਚਾਰ ਦਾ ਅਰਥ ਗੱਲਾਂ ਕਰਨੀਆਂ ਨਹੀਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਡਿਆਈ ਵਿਚਾਰ ਹੈ ਇੱਥੋਂ ਤੱਕ ਕਿ ਅੰਮ੍ਰਿਤ ਵੇਲੇ ਕੱਲਾ ਜਪਜੀ ਸਾਹਿਬ ਵੀ ਟੇਕ ਕੇ ਪੜੀ ਜੋ ਇਹ ਵੀ ਵਡਿਆਈ ਵਿਚਾਰ ਹੈ ਉਹਨੂੰ ਸੰਬੋਧਨ ਕਰਕੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਆ ਵੇਲਾ ਹੁੰਦਾ ਬਖਸ਼ੀਸ਼ ਦਾ ਅੰਮ੍ਰਿਤ ਵੇਲੇ ਤਾਂ ਪ੍ਰਸ਼ਾਦ ਵੰਡਿਆ ਜਾਂਦਾ ਬੰਦਗੀ ਦਾ ਇੱਕ ਬਚਨ ਹੈ ਰਾਤ ਕਥੂਰੀ ਵੰਡੀਆ ਕਸਤੂਰੀ ਵੰਡੀ ਜਾਂਦੀ ਹੈ ਰਾਤ ਕਥੂਰੀ ਵੰਡੀਆ ਸੁੱਤਿਆਂ ਮਿਲੇ ਨਾ ਭਾਉ ਭਾਉ ਦਾ ਲਫ਼ਜ਼ ਯਾਰ ਤੇ ਹਿੱਸਾ ਸੁੱਤਾ ਰਹਿ ਗਿਆ ਤੈਨੂੰ ਹਿੱਸਾ ਨਹੀਂ ਮਿਲਣਾ ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੁਵਾਓ ਉੰਜ ਫਰੀਦ ਜੀ ਨੇ ਸਾਰੀ ਰਾਤ ਦੀ ਇਬਾਦਤ ਦਾ ਵੀ ਜ਼ਿਕਰ ਕੀਤਾ ਪਹਿਲਾ ਪੈਰ ਹੈ ਫੁੱਲੜਾ ਫਲ ਵੀ ਪੱਛਾ ਰਾਤ ਹੁਣ ਦੇਖੋ ਪਹਿਲਾ ਪੈਰ ਸ਼ੁਰੂ ਕੀਤਾ ਸਾਰੀ ਰਾਤ ਬੰਦਗੀ ਜੇ ਕੋਈ ਨਾਮ ਜਪਦਾ ਜਪਦਾ ਸੌਂ ਜਾਏ ਤੇ ਸਰੀਰ ਦਾ ਕੁਝ ਹਿੱਸਾ ਸੌਣਾ ਪਰ ਇੰਟਰਨਲ ਪਾਰਟ ਕੰਮ ਕਰਨਗੇ ਵੈਗਰੂ ਵੈਗਰੂ ਕਰਦਾ ਤੂੰ ਸੌਂ ਜਾ ਸ਼ਬਦ ਦਾ ਚਿੰਤਨ ਕਰਦਾ ਸੌਂ ਜਾ ਤੂੰ ਸੌਂ ਜਾਏਗਾ ਪਰ ਸ਼ਬਦ ਤੇਰੇ ਸੁੱਤਿਆਂ ਵੀ ਬਾਡੀ ਤੇ ਕੰਮ ਕਰੇਗਾ ਇਹਨੂੰ ਫਿਰ ਬੇਨਤੀ ਨੂੰ ਸੁਣਿਓ ਸ਼ਬਦ ਦਾ ਸਬੰਧ ਕੱਲਾ ਜਿਉਂਦਿਆਂ ਜਾਗਦਿਆਂ ਨਾਲ ਨਹੀਂ ਜਿਹੜੇ ਸ਼ਬਦ ਨੇ ਮਰਨ ਤੋਂ ਬਾਅਦ ਨਾਲ ਜਾਣਾ ਉਹ ਸੌਂਦਿਆਂ ਨਾਲ ਨਹੀਂ ਜਾਊਗਾ ਫਿਰ ਬੇਨਤੀ ਜਦੋਂ ਸਵੈ ਗੁਰੂ ਕਿਉਂ ਕਿਹਾ ਵੀ ਆਹ ਬਾਣੀ ਰਾਤ ਨੂੰ ਸੌਣ ਲੱਗਿਆਂ ਪੜਿਓ ਮਹਾਰਾਜ ਕਹਿੰਦੇ ਆ ਜਦੋਂ ਤੂੰ ਸੌਂ ਗਿਆ ਤੇਰਾ ਜਪਿਆ ਜਪਿਆ ਸਵੇਰ ਤੱਕ ਜਦੋਂ ਤੂੰ ਉੱਠਣਾ ਹੈ ਨਾ ਸ਼ਬਦ ਨੇ ਇੰਨੀ ਕੋ ਕਰਾਮਾਤ ਕਰ ਦੇਣੀ ਪੱਕਾ ਫਲ ਬਣਾ ਦੇਣਾ ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਇਕਬਾਲ ਨੇ ਇੱਕ ਜਗ੍ਹਾ ਇੱਕ ਸ਼ੇਰ ਲਿਖਿਆ ਹੈ ਕਿ अफ, अफलाक से आते हैं नालों के जवाब आखिर उठते हैं हिजाब आखिर करते हैं खिताब आखिर ਇਹਦੇ ਥੋੜੇ ਜੇ ਅਰਥ ਉਹ ਕਹਿੰਦਾ ਅਫਲਾਕ ਸੇ ਅਸਲ ਚ ਇੱਕ ਫਾਰਸੀ ਦਾ ਸ਼ਬਦ ਹੈ ਫਲਕ ਫਲਕ ਦਰ ਤੇ ਅਸਮਾਨ ਇਹਦਾ ਬਹੁ ਵਚਨ ਹੈ ਅਫਲਾਕ ਅਫਲਾਕ ਦਰ ਤੇ ਅਸਮਾਨਾਂ ਤੋਂ ਇਹਦਾ ਅਰਥ ਹੋ ਗਿਆ ਅਰਸ਼ਾਂ ਕੁਰਸ਼ਾ ਤੋਂ ਅਫਲਾਕ ਸੇ ਆਤੇ ਹੈ ਨਾਲੋਂ ਕੇ ਜਵਾਬ ਪੰਜਾਬੀ ਚ ਨਾਲਾ ਕਹਿੰਦੇ ਆ ਆਪਣਾ ਪਾਣੀ ਦਾ ਪਰ ਮੈਂ ਬੇਨਤੀ ਕਰਾਂ ਇੱਥੇ ਨਾਲੇ ਦਾ ਲਬਜੀ ਅਰਥ ਹੈ ਫਾਰਸੀ ਵਿੱਚ ਫਰਿਆਦ ਇਹਦਾ ਅਰਥ ਹੈ ਸਾਰੀ ਰਾਤ ਕੂ ਕੂ ਕੇ ਰੱਬ ਨੂੰ ਆਵਾਜ਼ਾਂ ਮਾਰਨੀਆਂ ਸੁਣਿਓ ਉਹ ਕਹਿੰਦਾ ਅੰਮ੍ਰਿਤ ਵੇਲਾ ਕੀ ਹੈ ਅਫਲਾਕ ਸੇ ਆਤੇ ਹੈ ਨਾਲੋਂ ਕੇ ਜਵਾਬ ਆਖਿਰ ਜਿਹੜਾ ਬੰਦਾ ਕੂ ਕੂ ਕੇ ਅੰਮ੍ਰਿਤ ਵੇਲੇ ਪੁਕਾਰਦਾ ਹੈ ਅਰਸ਼ਾਂ ਕੁਰਸ਼ਾਂ ਤੋਂ ਉਹਦੇ ਪੂਕਣ ਦਾ ਫਿਰ ਉੱਤਰ ਹੁੰਦਾ ਹੈ ਉੱਠਤੇ ਹੈ ਹਿਜਾਬ ਆਖਿਰ ਹਿਜਾਬ ਦਾ ਲਫ਼ਜ਼ੀ ਅਰਥ ਹੈ ਪਰਦਾ ਜਿਹੜਾ ਕਈ ਜਨਮਾਂ ਦਾ ਪਰਦਾ ਪਿਆ ਰੱਬ ਉਸ ਪਰਦੇ ਨੂੰ ਅੰਮ੍ਰਿਤ ਵੇਲੇ ਖੋਲ ਦਿੰਦਾ ਹੈ ਕਰਤੇ ਹੈ ਜਵਾਬ ਆਖਿਰ ਜੋ ਪੁਕਾਰਦਾ ਉਹਦੇ ਰੱਬ ਜਵਾਬ ਦਿੰਦਾ ਹੈ ਮੈਂ ਬੇਨਤੀ ਕਰਾਂ ਬਾਬਾ ਜੀ ਨੇ ਗੱਲ ਹੋਰ ਕਹੀ ਇੱਥੇ ਅੰਮ੍ਰਿਤ ਵੇਲਾ ਕਹਿ ਦਿੱਤਾ ਤੇ ਸੱਚ ਇਹ ਵੇ ਅੰਮ੍ਰਿਤ ਵੇਲਾ ਉਦਮ ਨਹੀਂ ਖੁੰਦਾ ਉੱਠ ਪਾਂਗੇ ਅਸੀਂ ਕਹਾਂਗੇ ਉਦਮ ਠੀਕ ਹੈ ਉਦਮ ਕਰੇ ਭਲਕੇ ਪ੍ਰਭਾਤੀ ਕਿਆ ਉਹ ਉਦਮ ਸਿਰਫ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਰੂਹ ਵਿੱਚ ਰੱਬ ਆਪਣੇ ਸੱਦੇ ਭੇਜਦਾ ਹੈ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਪਿੱਛੋ ਰਾਤੀ ਸੱਦੜਾ ਅੰਮ੍ਰਿਤ ਵੇਲਾ ਸੱਚ ਨਾਉ ਅੰਮ੍ਰਿਤ ਵੇਲੇ ਰੱਬ ਸੱਦੇ ਭੇਜਦਾ ਚਿੱਠੀਆਂ ਭੇਜਦਾ ਮੈਸੇਜ ਭੇਜਦਾ ਇਹ ਫੋਨਾਂ ਤੇ ਨਹੀਂ ਚੇਤੇ ਰੱਖੋ ਫੁਰਨੇ ਰੂਪ ਵਿੱਚ ਮਨ 'ਚ ਭੇਜਦਾ ਹੈ ਸੁਪਨੇ ਰੂਪ ਭੇਜਦਾ ਹੈ ਕਹਿੰਦਾ ਉਠੋ ਬੰਦਿਆ ਤੂੰ ਰਾਤੀ ਮੈਨੂੰ ਕਿਹਾ ਸੀ ਉਠਾ ਦੇ ਉਠ ਹੁਣ ਫਿਰ ਰੱਬ ਦੀ ਇਬਾਦਤ ਕਰ ਪਿੱਛੋ ਰਾਤੀ ਸੱਦੜਾ ਨਾਮ ਖਸਮ ਕਾਲੇ ਖੇਮੇ ਛਤਰ ਸਰੈਚੇ ਦਿਸਣ ਰਤ ਪੀੜੇ ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸਾਧ ਮਿਲੇ ਮੈਂ ਬੇਨਤੀ ਕਰਾਂਗਾ ਕਿ ਮੈਂ ਨਹੀਂ ਉਠਾਂ ਪਰ ਮੈਂ ਖੰਡਨ ਨਾ ਕਰਾਂ ਇਹ ਪਾਪ ਨਾ ਕਰਾਂ ਵੀ ਅੰਮ੍ਰਿਤ ਵੇਲਾ ਨਹੀਂ ਹੁੰਦਾ ਤੋੜਾਂ ਨਾ ਕਿਸੇ ਨੂੰ ਮਹਾਰਾਜ ਕਹਿੰਦੇ ਆ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਚਾਹ ਮੂਲ ਮੰਤਰ ਕਰੋ ਗੁਰ ਗੁਰਮੰਤਰ ਕਰੋ ਚਾਹ ਪੰਜ ਗ੍ਰੰਥੀ ਕਰੋ ਚਾਹ ਸਹਿਜ ਪਾਠ ਕਰੋ ਪਰ ਮੇਰੀ ਬੇਨਤੀ ਹੈ ਅੰਮ੍ਰਿਤ ਵੇਲੇ ਦਾ ਸਮਾਂ ਸੱਚੀ ਮੁੱਚੀ ਗੁਰੂ ਗੁਰੂ ਵਿੱਚ ਬਤੀਤ ਕਰੀਏ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਗੁਰੂ ਨਾਨਕ ਸਾਹਿਬ ਫਿਰ ਕੀ ਹੋਵੇਗਾ ਕਹਿੰਦੇ ਨੇ ਕਰਮੀ ਆਵੇ ਕਪੜਾ ਇੱਥੇ ਮੈਂ ਪਿਛਲੇ ਦਿਨੀ ਅਰਥ ਕੀਤੇ ਸਨ ਢੰਗ ਨਾਲ ਕਰਮੀ ਦਾ ਲਫ਼ਜ਼ੀ ਅਰਥ ਸਾਰੇ ਵਿਦਵਾਨਾਂ ਨੇ ਕੀਤਾ ਚੰਗੇ ਕਰਮਾਂ ਨਾਲ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਜੀ ਮੈਂ ਕਿਉਂਕਿ ਸੰਗਤ ਕੀ ਹੋ ਸਕਦਾ ਵਿੱਚੋਂ ਦੇਖਦੇ ਹੋਣ ਉਹਨਾਂ ਕੱਪੜੇ ਦਾ ਅਰਥ ਕੀਤਾ ਪ੍ਰੇਮ ਪਟੋਲਾ ਸਿਫਤ ਰੂਪੀ ਉੰਜ ਕਹਿੰਦੇ ਆ ਵੀ ਕਰਮੀ ਆਵੇ ਕੱਪੜਾ ਕੱਪੜਾ ਦਰ ਤੇ ਸਰੀਰ ਕੱਪੜਾ ਤੇਰੇ ਚੰਗੇ ਭਾਗਾ ਨਾਲ ਤੇਰੇ ਕਰਮਾਂ ਨਾਲ ਬਾਡੀ ਤੈਨੂੰ ਦੁਬਾਰਾ ਮਿਲ ਸਕਦੀ ਏ ਪਰ ਮੁਕਤੀ ਕਰਮਾਂ ਨਾਲ ਨਹੀਂ ਮਿਲਦੀ ਮੁਕਤੀ ਉਹਦੀ ਨਦਰ ਨਾਲ ਮਿਲਦੀ ਹੈ ਜੇ ਨਦਰ ਲੈਣੀ ਹੈ ਤੇ ਅੰਮ੍ਰਿਤ ਵੇਲਾ ਸਾਧ ਫਿਰ ਬੇਨਤੀ ਮੈਂ ਉਹ ਜਰਤ ਕੀਤੇ ਸਨ ਕਰਮੀ ਦਾ ਅਰਥ ਬਾਣੀ ਚ ਭਾਗਾ ਨਾਲ ਵੀ ਆਇਆ ਦੁਲਬ ਦੇ ਪਾਈ ਵਡ ਭਾਗੀ ਚੰਗੇ ਕਰਮਾਂ ਵਾਲਾ ਤੇ ਬਾਣੀ 'ਚ ਵੀ ਆਇਆ ਕਿਰਪਾ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਕਰਮੀ ਆਵੇ ਕਪੜਾ ਤੇਰੇ ਕਰਮਾਂ ਨਾਲ ਦੁਬਾਰਾ ਬਾਡੀ ਮਿਲ ਸਕਦੀ ਤੂੰ ਚੰਗੇ ਕਰਮ ਕਰੇਗਾ ਚਲੋ ਸਕਦਾ ਸਰੀਰ ਮਿਲ ਜਾਏ ਪਰ ਕਰਮਾਂ ਨਾਲ ਨਦਰ ਨਹੀਂ ਮਿਲਦੀ ਨਦਰੀ ਮੋਖ ਦੁਆਰ ਨਦਰ ਉਹਦੀ ਅੰਮ੍ਰਿਤ ਵੇਲਾ ਨਾਲ ਤੇ ਮੁਕਤੀ ਦਾ ਦਰਵਾਜ਼ਾ ਤੂੰ ਇਹ ਪੁੱਛਿਆ ਨਾ ਕਿਉਂਕਿ ਉੱਤੇ ਸਵਾਲ ਸੀ ਕਿ ਫਿਰ ਕਿ ਅੱਗੇ ਰੱਖਿਆ ਜਿੱਦ ਸਹਿ ਦਰਬਾਰ ਮਹਾਰਾਜ ਕਹਿੰਦੇ ਆ ਰੱਖ ਅੰਮ੍ਰਿਤ ਵੇਲੇ ਉਹਦੇ ਅੱਗੇ ਤੂੰ ਨਿਤਨੇਮ ਰੱਖ ਸਿਮਰਨ ਰੱਖ ਬਾਣੀ ਦਾ ਪਾਠ ਰੱਖ ਤੇ ਗੁਰੂ ਜੀ ਕਹਿੰਦੇ ਆ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਮੁਕਤੀ ਦਾ ਦਰਵਾਜ਼ਾ ਹੁਣ ਪਹਿਲੀ ਪੌੜੀ ਇੱਥੇ ਸਮਾਪਤ ਹੋਈ ਜੀ ਆਪ ਕਹੋਗੇ ਜੀ ਇਹ ਤਾਂ ਚੌਥੀ ਪੌੜੀ ਆ ਗਈ ਪਹਿਲੀ ਪੌੜੀ ਚ ਕੁਐਸਚਨ ਸੀ ਕਿਵ ਸਚਿਆਰਾ ਹੋਈ ਹੈ ਇੱਥੇ ਸੰਪੂਰਨਤਾ ਆ ਗਈ ਨਾਨਕ ਏਵੇਂ ਜਾਣੀਏ ਸਭ ਆਪੇ ਸਚਿਆ ਮੈਂ ਅਰਜ਼ ਕੀਤੀ ਇਹ ਚਾਰ ਪੌੜੀਆਂ ਦਾ ਇੱਕ ਪ੍ਰਕਰਨ ਹੈ ਤੇ ਬੜੀ ਵਾਰੀ ਪਾਠ ਮੈਂ ਵੀ ਕੀਤਾ ਐਦ ਕੀ ਗੁਰਪੁਰਬ 'ਚ ਇੱਕ ਦਿਨ ਆਇਆ ਮਹਾਰਾਜ ਇਹ ਤਾਂ ਤੁਸੀਂ ਇਹ ਬਖਸ਼ਿਸ਼ ਕੀਤੀ ਹੋਈ ਪਹਿਲਾ ਫਿਰ ਬੇਨਤੀ ਹੈ ਪਹਿਲਾ ਕਿਹਾ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਫਿਰ ਕਿਹਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਫਿਰ ਇਸ ਹੁਕਮ ਨੂੰ ਅਗਲੀ ਪੌੜੀ 'ਚ ਲੈ ਗਏ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਦੂਜੀ ਪੌੜੀ ਸਮਾਪਤ ਕੀਤੀ ਹੁਕਮੀ ਮਹਾਰਾਜ ਨੇ ਨਾਨਕ ਹੁਕਮ ਹੈ ਜੇ ਬੁੱਝੈ ਤਾ ਹਉਮੈ ਕਹਿ ਨਾ ਕੋਈ ਤੀਜੀ ਪੌੜੀ ਵਿੱਚ ਕਿਹਾ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪਰਵਾਹੋ ਮਹਾਰਾਜ ਸਾਨੂੰ ਸਮਝ ਨਹੀਂ ਪੈਂਦੀ ਪਈ ਹੁਕਮ ਦੀ ਸਾਨੂੰ ਸਮਝ ਨਹੀਂ ਪੈਂਦੀ ਪਈ ਇਸ ਇਸ ਬਰੀਕ ਗੱਲ ਦੀ ਮਹਾਰਾਜ ਕਹਿੰਦੇ ਤੈਨੂੰ ਸਿੱਧੀ ਗੱਲ ਕਰਾਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਿਆ ਕਰ ਇਹ ਹੁਕਮ ਹੀ ਇਹ ਹੁਕਮ ਹੀ ਮੰਨ ਤੇ ਇਕੱਲਾ ਤੂੰ ਸਚਿਆਰ ਨਹੀਂ ਤੂੰ ਇੰਨਾ ਕੁ ਸੁੱਚਾ ਹੋ ਜਾਏਗਾ ਜਿੱਧਰ ਝਾਤੀ ਮਾਰੇਗਾ ਸਚਿਆਰ ਰੱਬ ਦਿਸਣ ਲੱਗ ਪਏਗਾ ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ